ਗੌੜੀ ਬੈਰਾਗਣ ਇੱਕ ਓੰਕਾਰ ਸਤਿਗੁਰ ਪ੍ਰਸਾਦ ਸਤਜੁਗ ਸਤ ਤੇਤਾ ਜਗੀ ਦੁਆਪਰ ਪੂਜਾ ਚਾਰ ਸਤਜੁਗ ਸਤ ਤੇਤਾ ਜਗੀ ਦੁਆਪਰ ਪੂਜਾ ਚਾਰ ਦੁਆਪਰ ਪੂਜਾ ਚਾਰ ਸਤਜੁਗ ਦੇ ਵਿੱਚ ਤਾਂ ਸਤ ਹੁੰਦਾ ਸਾਰੇ ਉਹਦਾ ਕੋਈ ਰੌਲਾ ਹੀ ਸਤ ਤੋਂ ਬਿਨਾ ਕੁਝ ਹੁੰਦਾ ਹੀ ਨਹੀਂ ਸਤਜੁਗ ਇਹ ਕਹਿ ਲੋ ਸਤਜੁਗ ਦੇ ਵਿੱਚ ਕੇਵਲ ਸਤ ਹੁੰਦਾ ਜੋਤ ਹੁੰਦੀ ਹੈ ਜਾਤ ਹੁੰਦੀ ਨਹੀਂ ਮਾਇਆ ਹੁੰਦੀ ਹੋਈ ਨਹੀਂ ਮਾਇਆ ਨਹੀਂ ਹੁੰਦੀ ਰਚਨਾ ਵੀ ਨਹੀਂ ਹੁੰਦੀ ਰਚਨਾ ਨਹੀਂ ਹੁੰਦੀ ਪੁੱਤ ਪਾਪ ਨਹੀਂ ਹੁੰਦਾ ਪੁੱਤ ਪਾਪ ਨਹੀਂ ਹੁੰਦਾ ਫੇ ਦੇਵੀ ਦੇਵਤੇ ਵੀ ਨਹੀਂ ਹੁੰਦੇ ਕੋਈ ਅਵਤਾਰ ਵੀ ਨਹੀਂ ਹੁੰਦਾ ਸਭ ਇਹਨਾਂ ਦਾ ਝੂਠ ਹੈ ਜੋ ਸਾਜੂ ਤੇ ਅਵਤਾਰ ਬੰਦੇ ਨੇ ਇੱਥੋਂ ਹੀ ਲੈਣ ਕੱਟਦੀ ਰਵਦਾਸ ਨੇ ਸੱਜ ਉਹਦੇ ਵਿੱਚ ਸੁਰਤ ਜਿਹੜੀ ਹੁੰਦੀ ਹੈ ਸੁਰਤ ਸਮਾਦ ਹੁੰਦੀ ਹੈ ਜਗੀ ਨਹੀਂ ਹੁੰਦੀ ਸੁਰਤ ਸਮਾਦ ਹੁੰਦੇ ਨੇ ਸਾਰੇ ਅਨਾਤ ਨਾਦ ਜਿੱਥੇ ਸੁਰਤ ਸਮਾਦ ਹੈ ਨਾਦ ਅੰਦਰ ਸਾਰਿਆਂ ਦੇ ਪ੍ਰਗਟ ਹੁੰਦਾ ਹੈ ਸਾਰੇ ਸੱਜਣ ਦੇ ਵਾਸੀ ਹੁੰਦੇ ਨੇ ਸਾਰਿਆਂ ਦਾ ਧਿਆਨ ਆਪਣੇ ਮੂਲ ਨਾਲ ਜੁੜਿਆ ਹੁੰਦਾ ਸਾਰਿਆਂ ਦੇ ਅੰਦਰ ਸ਼ਬਦ ਪ੍ਰਗਟ ਹੁੰਦਾ ਸਾਜੋਗ ਸੱਤ ਤੇਤਾ ਜਗੀ ਤੇਤਾ ਜਗੀ ਜਾਂ ਤੇਤਾ ਪੈਦਾ ਹੁੰਦਾ ਨਾ ਤੇ ਤੇਰੇ ਵਿੱਚ ਤਿੰਨ ਵੜ ਜਾਂਦੇ ਨੇ ਤੇ ਤਾਂ ਤਾਂ ਕਿਹਾ ਤਿੰਨ ਵੜ ਜਾਂਦੇ ਨੇ ਇੱਕ ਹੁੰਦਾ ਸਾਜੁਗ ਦੇ ਵਿੱਚ ਸਾਰੇ ਇੱਥੇ ਬਣ ਗਏ ਤਿੰਨ ਤੇਤਾ ਕੋਈ ਤਾਂ ਸਾਫ ਤੇ ਰਹਿ ਗਏ ਜਿਨ੍ਹਾਂ ਦੇ ਅੰਦਰ ਸੁਰਤ ਜਗਿਆ ਹੀ ਰੋ ਜਿਨ੍ਹਾਂ ਦੇ ਬਾਹਰ ਮੁਖੀ ਹੋ ਗਈ ਜੋ ਤਾਂ ਬਣ ਗਿਆ ਹੋਰ ਜਿਹੜਾ ਬਾਹਰ ਨੂੰ ਝਾਕਣ ਲੱਗ ਗਿਆ ਅੰਦਰ ਧਿਆਨ ਤੋਂ ਬਾਹਰ ਧਿਆਨ ਹੋ ਗਿਆ ਉਹਨਾਂ ਦੀ ਸੁਰਤ ਜਗੇ ਉਹਨਾਂ ਦੀ ਲਾਈਟ ਜਗ ਪਈ ਬਾਹਰ ਨੂੰ ਜਗ ਪੀ ਰੋ ਜਗਦੀ ਬਾਹਰ ਨੂੰ ਅਜੋਤ ਉਹ ਜਾਗਦੇ ਆਪਾਂ ਬਾਹਰ ਨੂੰ ਹੀ ਜਾਗਦੇ ਹਾਂ ਤੇਲ ਜਦ ਬੱਤੀ ਜਲਦੀ ਹੈ ਜਗਦਾ ਦੀਵਾ ਉਹ ਜਿਹੜੀ ਲਾਈਟ ਹੁੰਦੀ ਹੈ ਬਾਹਰ ਨੂੰ ਫੈਲਦੀ ਹੈ ਉਹਦੀ ਇਹ ਮਨ ਬਾਹਰ ਮੁਖੀ ਹੋ ਗਿਆ ਕੁਛ ਬਾਹਰ ਮੁਖੀ ਹੋ ਗਿਆ ਦੋ ਹੋ ਗਏ ਜਿਨ੍ਹਾਂ ਦੀ ਸੁਰਤ ਬਾਹਰ ਮੁਖੀ ਹੋ ਗਈ ਧਿਆਨ ਬਾਹਰ ਮੁਖੀ ਹੋ ਗਿਆ ਮਨ ਬੇਕਾਬੂ ਹੋ ਗਿਆ ਉਹਨਾਂ ਦਾ ਮਨ ਬੇਕਾਬੂ ਹੋ ਗਿਆ ਇੱਕ ਮਤ ਨਹੀਂ ਰਹੇ ਵੱਟ ਭੇਦ ਹੋ ਗਿਆ ਵੱਟ ਭੇਦ ਭਾਵੇਂ ਚਿੱਤ ਚਾਹੁੰਦਾ ਸੀ ਵੀ ਵੱਟ ਭੇਦ ਨਾ ਹੋਵੇ ਚਿੱਤ ਵਿੱਚ ਭੈ ਸੀ ਡਰ ਸੀ ਵੀ ਮਤ ਭੇਦ ਨਾ ਹੋਵੇ ਪਰ ਹੋ ਗਿਆ ਸਟੈਂਡ ਲੈ ਬੈਠਿਆ ਇਸ ਕਰਕੇ ਤਿੰਨ ਪਰ ਹੋ ਗਏ ਤੇੜ ਪੈ ਗਈ ਤੇ ਤੇੜ ਪੈ ਗਈ ਜਿੱਥੇ ਤੇੜ ਪੈ ਜਾਂਦੀ ਹੈ ਦੋ ਤਾਂ ਬਲੇ ਇੱਕ ਭਰਮ ਆ ਗਿਆ ਵਿਚਾਲੇ ਵਿਚਾਲੇ ਭਰਮ ਆ ਗਿਆ ਤੇ ਸਾਡੇ ਵਿਚਾਲੇ ਹੁਣ ਭਰਮ ਜਿਹੜੇ ਵੀ ਸੱਚਖੰਡ ਤੋਂ ਛੁੱਟੇ ਹੋਏ ਨੇ ਅਲੱਗ ਨੇ ਉਹਨਾਂ ਦੇ ਵਿਚਾਲੇ ਆ ਸੱਚਖੰਡ ਦੇ ਵਿਚਾਲੇ ਭਰਮ ਜਿਨ ਕੇ ਮਨ ਵਿੱਚ ਭਰਮ ਅਬ ਜੇ ਸ਼ੀਸ਼ਾ ਕਰੈਕ ਹੋਵੇ ਕੋਈ ਸ਼ੀਸ਼ਾ ਕਰੈਕ ਹੋ ਜਾਂਦਾ ਅਸੀਂ ਕਹਿੰਦੇ ਦੋ ਹੋ ਗਏ ਕਹਿੰਦੇ ਦੋ ਪਰ ਭਗਤ ਕਹਿੰਦੇ ਨੇ ਤਿੰਨ ਹੋ ਗਏ ਦੋ ਹੀ ਹੋਏ ਤਿੰਨ ਉਸੇ ਉਹਨੇ ਏਰੀਏ ਦੇ ਵਿੱਚ ਤਿੰਨ ਚੀਜ਼ਾਂ ਨੇ ਇੱਕ ਕੋਤਲਾ ਟੁਕੜਾ ਇੱਕ ਥੱਲੇ ਦਾ ਟੁਕੜਾ ਇੱਕ ਵਿਚਾਲੇ ਵਾਲੀ ਲਕੀਰ ਉਹਦੀ ਵਿਚਾਲੇ ਵਾਲੀ ਲਕੀਰ ਹੈ ਉਹਦੇ ਥੜੇ ਤੈਨੂੰ ਨੇ ਉਹ ਵੀ ਉਹਦੇ ਵਿੱਚ ਉਹ ਸਪੇਸ ਦੇ ਵਿੱਚ ਹੈ ਕਲ ਪਰਮ ਦੀ ਲਕੀਰ ਹੈ ਜੇ ਪਰਮ ਦੀ ਲਕੀਰ ਚੱਕੀ ਜਾਵੇ ਫਿਰ ਇੱਕ ਹੋ ਜਾਂਦਾ ਫਿਰ ਦੋ ਨਹੀਂ ਰਹਿੰਦੇ ਪਰਮ ਦੀ ਲਕੀਰ ਦੋ ਕਰਦੀ ਆ ਪਰ ਤੀਜੀ ਉਹ ਵੀ ਤਾਂ ਉਹਦਾ ਉਹਦਾ ਵੀ ਤਾਂ ਵਜੂਦ ਹੈਗਾ ਵਿੱਚ ਜੇ ਉਹਦਾ ਤੀਜੀ ਚੀਜ਼ ਦਾ ਵਜੂਦ ਹੈ ਤਾਂ ਹੀ ਦੋ ਹੋਏ ਤੀਜੀ ਚੀਜ਼ ਦਾ ਵਜੂਦ ਹੈ ਤਾਂ ਹੀ ਦੋ ਹੋਏ ਉਹ ਤੀਜਾ ਰਲਿਆ ਘਰ ਰਲਿਆ ਵੀ ਇਸੇ ਨੂੰ ਕਹਿੰਦੇ ਨੇ ਵਿੱਚ ਭਰਮ ਰਲ ਗਿਆ ਨਾ ਭਰਮ ਰਲਿਆ ਘਰ ਰਲ ਗਿਆ ਗੱਲਾਂ ਤਾਂ ਕੁਝ ਹੋਰ ਨੇ ਕਹੀਆਂ ਹੋਈਆਂ ਅਰਥ ਕੁਝ ਹੋਰ ਲਾ ਲੈ ਲੋਕਾਂ ਨੇ ਸੰਸਾਰੀ ਆਦਮੀ ਦਾ ਸੰਸਾਰੀ ਅਰਥ ਲਾਊਗਾ ਸੰਤ ਆਪਣੀ ਭਾਸ਼ਾ ਬੋਲਦਾ ਗੁਰਬਾਣੀ ਆਪਣੀ ਭਾਸ਼ਾ ਬੋਲਦੀ ਹੈ ਸੰਸਾਰੀ ਆਪਣੀ ਅਰਥ ਲਾ ਲੈ ਉਹ ਸੰਸਾਰੀ ਅਰਥ ਲਾ ਲੈਂਦੇ ਨੇ ਪਰਮ ਨਾਲ ਦੀ ਸਾਰੇ ਦੋ ਹੋ ਗਏ ਵਿਚਾਲੇ ਆ ਗਿਆ ਭਰਮ ਤਿੰਨੋਂ ਗੇਟ ਭਰਮ ਦਾ ਆਪਣਾ ਵਜੂਦ ਵੀ ਤਾਂ ਹੈ ਆਪਣਾ ਵਜੂਦ ਭਰਮ ਦਾ ਵੱਖਰਾ ਇਹ ਤੇਤਾ ਤੇਤਾ ਜਗੀ ਜੱਗੀ ਲਫ਼ਜ਼ ਬਣਾਇਆ ਹੈ ਜੱਗੀ ਨਹੀਂ ਹੈ ਜਗੀ ਲਫ਼ਜ਼ ਸੁਰਤ ਜਾਗ ਪਈ ਉਹਦੀ ਜਿਹੜੀ ਸੁਰਤ ਸਮਾਦ ਹੋਈ ਸੁਰਤ ਦੀ ਫਿਰ ਜਾਗ ਪਈ ਦੋਰ ਜਾਗਾ ਹਮਰ ਬੇਕਾਬੂ ਹੋ ਜਾਂਦਾ ਜਾਗਾ ਨਿਆਣੇ ਦਾ ਧਿਆਨ ਰੱਖਣਾ ਪੈਂਦਾ ਜਿਹਨੇ ਜੇ ਸੁੱਤਾ ਪਿਆ ਜੇ ਜਿਹੜਾ ਬੱਚਾ ਸੁੱਤਾ ਪਿਆ ਉਹਨੂੰ ਜਰ ਕੋਈ ਚਿੰਤਾ ਨਹੀਂ ਜਾਗਦੀ ਸਾਰੇ ਚਿੰਤਾ ਖੜੀ ਹੋਈ ਜਿਹੜਾ ਧਿਆਨ ਰੱਖਣਾ ਪਊ ਇਸ ਕਰਕੇ ਬੰਦਾ ਦਾ ਧਿਆਨ ਹੋਣੇ ਰੱਖਣਾ ਪੈਂਦਾ ਜੇ ਤੁਹਾਨੂੰ ਸਵਾਦ ਦਾ ਤਾਂ ਧਿਆਨ ਦੀ ਲੋੜ ਨਹੀਂ ਤੇ ਤੇ ਜਗੀ ਜਗੀ ਲਫ਼ਜ਼ਾ ਸੁਰਤ ਜਾਗ ਪੀ ਇਸ ਕਰਕੇ ਇਹ ਸਰ ਸ਼ਬਦ ਦੇ ਅਰਥ ਨਹੀਂ ਕੀਤੇ ਕੀਤੇ ਜਾ ਸਕਦੇ ਵਿਦਵਾਨਾਂ ਦੇ ਸਾਰੇ ਵਿਦਵਾਨ ਤਾਂ ਖੈਰ ਕੋਈ ਕਿਸੇ ਸ਼ਬਦ ਦੇ ਵੀ ਅਰਥ ਕਰ ਸਕਦੇ ਇਹਦਾ ਤਾਂ ਉਹਨੂੰ ਉਹੀ ਨਹੀਂ ਪਤਾ ਲੱਗਿਆ ਗੱਲ ਕੀ ਹੈ ਗੁਰਬਾਣੀ ਦੇ ਤਾਂ ਕਿਸੇ ਸ਼ਬਦ ਦੇ ਵੀ ਅਰਥ ਕਰ ਸਕਦੇ ਵਿਦਵਾਨ ਐ ਉਹਨੂੰ ਪਰ ਇਹ ਤਾਂ ਕੁਝ ਹੋ ਰਿਹਾ ਸਾਰਾ ਹੀ ਸਾਰਾ ਹੀ ਇਹ ਕੁਝ ਵਿਦਵਾਨਾਂ ਤੇ ਤਾਂ ਪਰੇ ਦੀ ਗੱਲ ਹੈ ਤੇ ਤੇ ਜਗੀ ਦੁਆਪਰ ਪੂਜਾ ਚਾਲ ਦੁਆਪਰ ਫੇ ਦੁਆਪਰ ਆ ਗਿਆ ਉਹ ਤੇ ਪੂਜਾ ਪੂਜਾ ਦਾ ਚੜ੍ਹ ਸਾਰਾ ਕੁਝ ਸੁਪਰਪਤ ਹੈ ਇਹਦੇ ਹੱਥ 'ਚ ਕੱਖ ਨਹੀਂ ਹੈ ਪੂਜਾਣਾ ਚੜਨ ਪੂਜਾ ਤਨਮਾਰਾ ਪੂਜਣਾ ਹੂ ਆ ਕਰ ਰਹੇ ਹੋਣੇ ਨੇ ਉੱਥੇ ਪੂਜਾ ਕੀ ਚੜਨਾ ਉੱਥੇ ਹੁਕਮ ਜਾਇ ਦੁਆਪਰ ਚ ਹੈ ਦੁਆਪਰ ਪੂਰਾ ਹੁਕਮ ਦੇ ਵਿੱਚ ਹੈ ਗਰਭ ਦਾ ਹਿੱਸਾ ਦੁਆਪਰ ਗਰਭ ਹੈ ਦੁਆਪਰ ਕੱਢ ਕੇ ਘਰ ਵਿੱਚ ਪਾਤਾ ਕਾਦੇ ਵਾਸਤੇ ਡਿਵੈਲਪਮੈਂਟ ਵਾਸਤੇ ਜਿਹੜੀ ਭਰਮ ਦੀ ਲਕੀਰ ਆ ਵਟਾਉਣ ਵਾਸਤੇ ਪਾਇਆ ਹੈ ਜੂਦਾਂ ਦੇ ਵਿੱਚ ਜੂਹ ਚ ਪਾਉਣ ਦਾ ਕੋਈ ਕਾਰਨ ਨਹੀਂ ਜਿਹੜੀ ਤੇੜ ਪਈ ਹੈ ਨਾ ਤੇੜ ਵਟਾਉਣੀ ਹੈ ਦੀ ਇਹ ਉਪਚਾਰ ਹੈ ਉਪਚਾਰ ਆਹ ਸੰਸਾਰ ਇਹ ਹਸਪੀਟਲ ਹੈ ਇਹ ਜਿਹੜਾ ਗੁਰੂ ਗੋਬਿੰਦ ਦੇ ਸਦਾ ਬੈਠ ਹੈ ਉਹ ਹਸਪਤਾਲ ਡਾਕਟਰ ਨਹੀਂ ਹੁੰਦਾ ਇੱਥੇ ਵੈਦ ਹੈ ਮੇਰਾ ਬੈਦੂਰੂ ਗੁਰੂ ਗੋਬਿੰਦ ਇਹ ਹਸਪੀਟਲ ਹੈ ਸੰਸਾਰ ਇੱਥੇ ਦਾ ਬੈਦ ਕੌਣ ਹੈ ਗੁਰੂ ਗੋਬਿੰਦ ਦਾ ਬੈਦ ਇਹਦੇ ਜਿਹੜੀ ਤੇੜ ਪੈ ਗਈ ਨਾ ਵਿੱਚ ਉਹ ਤੇੜ ਦਾ ਰਾਜ ਹੋ ਗਿਆ ਇਹ 84 ਲੱਖ ਜੂਨ ਪਹਿਲਾਂ ਭੁਗਤੂਗਾ ਉਹ ਤੇ ਆਦਮੀ ਦੀ ਜੂਨ ਮਿਟੂਗੀ ਆਦਮੀ ਦੀ ਜੂਨ ਦੇ ਵਿੱਚ ਤੇੜ ਮਿਟ ਸਕਦੀ ਹੈ ਹੋਰ ਕਿਸੇ 'ਚ ਨਹੀਂ ਮਿਟ ਸਕਦੀ ਇੱਕ ਪੌੜੀ ਹੈ ਤੇੜ ਮਿਟਣ ਵਾਲੀ ਪਹਿਲਾਂ ਤੇੜ ਠੀਕ ਹੋ ਰਹੀ ਹੈ ਠੀਕ ਠੀਕ ਹੋ ਰਹੀ ਹੈ ਐ ਰਾਜੀ ਹੋ ਗਈ ਤੇੜ ਬਿਲਕੁਲ ਠੀਕ ਹੋ ਗਈ ਦਾਗ ਰਹਿ ਗਿਆ ਤੇੜ ਦਾ ਹੁਣ ਜਦ ਭਰ ਜਵੇ ਦਾਗ ਰਹਿ ਜਾਂਦਾ ਜਦ ਠੀਕ ਆਇਆ ਕੁਛ ਨਹੀਂ ਹੋਇਆ ਉਹਨੂੰ ਲੇਕਿਨ ਉਹ ਲਕੀਰ ਹੈ ਵੀ ਇੱਥੇ ਟਮਕਾ ਲੱਗਿਆ ਹੈ ਇਹਦਾ ਤੋਂ ਪਾੜਿਆ ਆਪਰੇਸ਼ਨ ਕੀਤਾ ਸੀ ਉਹ ਜਿਹੜੀ ਲਕੀਰ ਲਕੀਰ ਰਹਦੀ ਹੈ ਸਿਰਫ ਜਗ ਨੂੰ ਕੋਈ ਨਹੀਂ ਹੈਗਾ ਜਗ ਠੀਕ ਹੋ ਚੁੱਕਿਆ ਲੇਕਿਨ ਦਾਗ ਤਾਂ ਰਹਿੰਦਾ ਨਾ ਹੋ ਦਾਗ ਮਿਟੂਗਾ ਜਦ ਇਹ ਦਾਗਿਆ ਜਾਊਗਾ ਹੋਰ ਆਪਣਾ ਰੰਗ ਜੜੂਗਾ ਦਾਗ ਦਾਗੇ ਇਸ ਰੰਗ ਜੁਝੇ ਉਸ ਦਾਗ ਤੇ ਦੂਆ ਦਾਗ ਲੱਗੂਗਾ ਦੂਆ ਕੋਈ ਸਪੈਸ਼ਲ ਕੋਟ ਹੋਊਗਾ ਉਹਦੇ ਤੇ ਇਸ ਦਾਗ ਤੇ ਹੀ ਹੋਰ ਕੋਟ ਹੋਊਗਾ ਨਾ ਉਹਦਾ ਤਾਂ ਚੱਕਣਾ ਹੈ ਉਹਦੇ ਨਾਲ ਇਹ ਨਹੀਂ ਚੱਕੋਦਾ ਦਾਗ ਕਦੇ ਵੀ ਇਹੀ ਦਾਗ ਨਾਮ ਨਾਲ ਚੱਕਣਾ ਉਹਨੇ ਨੂੰ ਕੱਖ ਨਹੀਂ ਹੋਇਆ ਬਾਕੀ ਦਾ ਸਭ ਸਤ ਸਰੂਪ ਹੈ ਬਾਕੀ ਸਭ ਸਤ ਸਰੂਪ ਹੈ ਇਹਦਾ ਕੱਖ ਨਹੀਂ ਵਿਗੜਿਆ ਹੋਇਆ ਉਹਦਾ ਭਰਮ ਦੀ ਲਕੀਰ ਹੈ ਉਹੀ ਉਹੀ ਦਾ ਸੱਪ ਆ ਸਾਰਾ ਕੋ ਉਸੇ ਨੂੰ ਦੂਰ ਕਰ ਰਹੇ ਉਹਦੀ ਲਕੀਰ ਵਾਲੀ ਜਿਹੜੀ ਜੋੜ ਜੋੜ ਜਿੱਥੇ ਲੱਗਿਆ ਹੋਇਆ ਉਹਦਾ ਦਾਗ ਹੈ ਉਹ ਦਾਗ ਹੀ ਚੱਕਣ ਦੇ ਬਸ ਪਰਮ ਦੀ ਲਕੀਰ ਹੈ ਵਡੌੜੀ ਹੋਰ ਕੁਝ ਨਹੀਂ ਹੈਗਾ ਬਾਕੀ ਤਾਂ ਠੀਕ ਹੈ ਸਾਰੇ ਵਾਇਆ ਜੋ ਬਾਹਰ ਨਿਕਲਿਆ ਠੀਕ ਹੈ ਉਹਦਾ ਜੋੜ ਲਾਇਆ ਜੋੜ ਖਤਮ ਕਿਵੇਂ ਹੋ ਗਿਆ ਜੋੜ ਵਾਲਾ ਥੋ ਦੀਦਾ ਦੋ ਤੋਂ ਇੱਕ ਹੋਇਆ ਨਾ ਉਹ ਜੋੜ ਵਾਲਾ ਥੋ ਦੀਦਾ ਜੇ ਜੋੜ ਵਾਲਾ ਥੋ ਐ ਦੂਰ ਹੋ ਜਾਣਾ ਜਿਵੇਂ ਦਾਲ ਦਾ ਦਾਣਾ ਹੋ ਗਿਆ ਉਹਦਾ ਨਾ ਬੂਟਾ ਬਣ ਜਾਂਦਾ ਉਹ ਤੇੜ ਖਤਮ ਹੋ ਜਾਂਦੀ ਹੈ ਐ ਹੋ ਜਾਂਦਾ ਪ੍ਰਮਾਣ ਹੈ ਵੀ ਐ ਹੋ ਜਾਣਾ ਪ੍ਰਮਾਣ ਹੈ ਦਾਣੇ ਚ ਤੁਸੀਂ ਪਛਾਣ ਸਕਦੇ ਬੂਟਾ ਚ ਪਤਾ ਲੱਗਦਾ ਹੈ ਦੋ ਚੀਜ਼ਾਂ ਨਹੀਂ ਹੁੰਦੀ ਇਸ ਕਰਕੇ ਇਸ ਤਰੀਕੇ ਨਾਲ ਤੇ ਉਹਦਾ ਰੰਗ ਤਬਦੀਲ ਹੋ ਜਾਣਾ ਪਤਾ ਹੀ ਨਹੀਂ ਲੱਗਣਾ ਤੇੜ ਕਦੇ ਥੀਏ ਚ ਜਿਵੇਂ ਸੂਰਜ ਇੱਕ ਚਮਕਦਾ ਐ ਚਮਕਦਾ ਦੋ ਸੂਰਜ ਇਕੱਠੇ ਕਰਕੇ ਇੱਕ ਬਣਾਇਆ ਹੋਇਆ ਇਹ ਨਹੀਂ ਪਤਾ ਲੱਗਦਾ ਕਿੱਧਰੋਂ ਕਿੱਧਰ ਜੁੜਿਆ ਇਹ ਨਹੀਂ ਪਤਾ ਲੱਗਦਾ ਇੱਕੋ ਹੋ ਜਿਹੜਾ ਸੂਰਜ ਵਾਂਗੂ ਹੈ ਤੀਨੋਂ ਯੁੱਗ ਤੀਨੋਂ ਧੜੇ ਕਲ ਕੇਵਲ ਨਾਮ ਆਧਾਰ ਤਿੰਨੋ ਯੁੱਗ ਤਿੰਨੇ ਯੁੱਗ ਨੇ ਨਾ ਯੁੱਗ ਦੇ ਤੈਨੂੰ ਰਣ ਕਰ ਲੈ ਆਇਆ ਜਿਹੜਾ ਕਲ ਜੋਗਾ ਕਲ ਕੇਵਲ ਨਾਮ ਸਾਜੋਗਤਾ ਸਾਜੋਗ ਸਤ ਉਹ ਛੱਡ ਦਿੱਤਾ ਇੱਥੇ ਜੋਗ ਤੱਕ ਸਾਜੋਗ ਜੇ ਕਹਿੰਦਾ ਸਤ ਹੁੰਦਾ ਉਹਦਾ ਕੋਈ ਰੌਲਾ ਨਹੀਂ ਉਹ ਤਾਂ ਬਾਹਰ ਹੈ ਸਤ ਉੱਤੇ ਤਾਂ ਕੋਈ ਕਿਸੇ ਦਾ ਪ੍ਰਭਾਵ ਹੈ ਸਤ ਦਾ ਪ੍ਰਭਾਵ ਸਾਰਿਆਂ ਤੇ ਸਤ ਉੱਤੇ ਕੀ ਪ੍ਰਭਾਵ ਹੈ ਸੱਤ ਨੂੰ ਕੀ ਸਮਝੋਗੇ ਕੀ ਉਹਦਾ ਇਲਾਜ ਕਰੋਗੇ ਸੱਤ ਹੁੰਦਾ ਹੁੰਦਾ ਹੀ ਨਹੀਂ ਹੋਰ ਕੁਝ ਕੱਲ ਕੇਵਲ ਨਾਮ ਦਾ ਤੇਤੇ ਕੀ ਹੈ ਤੇਤੇ ਜੋ ਸੁੱਟ ਜਾ ਗਿਆ ਉਹਦੀ ਹੈ ਫਿਰ ਉਹਦਾ ਦੁਆਪਰ ਤੇਤੇ ਜਗੀ ਤੇਤੇ ਦੇ ਸੁੱਤ ਜਾ ਗਿਆ ਹੀ ਫਿਰ ਦੁਆਪਰ ਆਇਆ ਦੁਆਪਰ ਘਰ ਵਿੱਚ ਪਾਤਾ ਪੂਜਾ ਚਾਰ ਉਹ ਤਾਂ ਕੀ ਕਰਦਾ ਸਰੀਰ ਧਾਰਨ ਕਰਦਾ ਹੁਕਮ ਦੇ ਵਿੱਚ ਫਿਰ ਹੁਕਮ ਦੇ ਵਿੱਚ ਹੈ ਦੁਆਪਰ ਚ ਤੇ ਹੁਕਮ ਤੋਂ ਬਾਹਰ ਆਏ ਦੁਆਪਰ ਜੋ ਹੁਕਮ ਜੇ ਦੁਆਪਰ ਤਾਂ ਹੁਕਮ ਜੇ ਕਹਿੰਦੇ ਰਾਜੇ ਕੋਈ ਨਹੀਂ ਆਜ ਵੜ ਜਾ ਸਰੀਰ ਧਾਰਨ ਕਰ ਲੈ ਤਾਂ ਰਾਜ ਹੋਊਗਾ ਮਜਬੂਰੀ ਹੈ ਸਰੀਰ ਧਾਰਨ ਕਰਨਾ ਪਿਆ ਮਜਬੂਰੀ ਨੂੰ ਕਰਨਾ ਪਿਆ ਹੁਕਮ ਵਿੱਚ ਮਜਬੂਰੀ ਨੂੰ ਕਰਨਾ ਪਿਆ ਉਹ ਵੀ ਥੋੜਾ ਟਾਈਮ ਬਾਅਦ ਹੀ ਹੋਵੇ ਨੇ ਕਿਹੜਾ ਰਾਜ ਸਾਰੀ ਉਪਰੇ ਰਹਿਣੇ ਇੱਥੇ ਇਹ ਕੋਲੜੀ ਚ ਬਹੁਤਾ ਜੇ ਨਹੀਂ ਰਹਿਣਾ ਥੋੜਾ ਜਿਹਾ ਰਹਿਣਾ ਵਿਜੇੜ ਕਰ ਦਿੰਦੇ ਨੇ ਕੋਈ ਦੋ ਚਾਰ ਛੇ ਮਹੀਨੇ ਦੀ ਏੜ ਹੈ ਫਿਰ ਤੈਨੂੰ ਬਾਹਰ ਛੱਡ ਦੇਣ ਉਹ ਤੇ ਤਪ ਕਰਦਾ ਹੈ ਦੁਆਪਰ ਪੂਜਾ ਚਾਰ ਕਲ ਕੇਵਲ ਨਾਮ ਆਧਾਰ ਤੀਨੋਂ ਜੁਗ ਤੀਨੋਂ ਦਿਨੇ ਸਭ ਕੁਝ ਛੱਡਿਆ ਹੋਇਆ ਉਹਦੇ ਤੇ ਦੁਆਪਰ ਪੂਜਾ ਚਾਰ ਦੁਆਪਰ ਕੀ ਭਾਵੇਂ ਰਾਖ ਭਾਵੇਂ ਬਾਹਰ ਜੋ ਦੇਵੇ ਸੋ ਖਾਏ ਸਾਰੀਆਂ ਗੱਲਾਂ ਦੋਪਰ ਚ ਪੂਰੀਆਂ ਹੁੰਦੀਆਂ ਨੇ ਕੋਈ ਆਪਣੀ ਐਫਰਟ ਨਹੀਂ ਆਟੋਮੈਟਿਕ ਖਾਣ ਨੂੰ ਆਟੋਮੈਟਿਕ ਸ਼ਰੀਰ ਆਪ ਕੁਝ ਨਹੀਂ ਕਰ ਰਿਹਾ ਆਪ ਕੋਈ ਫਿਕਰ ਨਹੀਂ ਉੱਥੇ ਦੇ ਰਿਹਾ ਸੀ ਤਾਂ ਹੀ ਕਹਿੰਦਾ ਤੈਨੂੰ ਉੱਥੇ ਤੇਰੀ ਚਿੰਤਾ ਕੀ ਨਹੀਂ ਫਿਰ ਸਾਹਮਣੇ ਆ ਰਿਹਾ ਜੁਦ ਪ੍ਰਭਾਵੇ ਵਿਸ਼ਵਾਸ ਰੱਖੇ ਜਦ ਉਹਦੇ ਤੇ ਪੂਜਾ ਤਲਮਨ ਨਾਲ ਪੂਜ ਚੜਾਉ ਜਦ ਹੋ ਜਾਂਦਾ ਫਿਰ ਐ ਰੱਖਿਆ ਕਰਦਾ ਜਿਵੇਂ ਗਰਭ ਚ ਕਰ ਰਿਹਾ ਜਿਹਨੇ ਸਭ ਕੁਝ ਉਹਦੇ ਤੇ ਛੱਡ ਦਿੱਤਾ ਉਹਦੀ ਇਸੇ ਤਰੀਕੇ ਨਾਲ ਰੱਖਿਆ ਕਰਦਾ ਜਿਵੇਂ ਗਰਭ ਦੇ ਵਿੱਚ ਬੱਚੇ ਦੀ ਕਰਦਾ ਹੁੰਦਾ ਪੂਜਾ ਚਾਰ ਹੈ ਦੁਆਪਰ ਦੁਆਪਰ ਸਭ ਕੁਝ ਉਹਦੇ ਛੱਡਦਾ ਪੂਜਾ ਦਾ ਆਚਰਣ ਹੁੰਦਾ ਤਨ ਮਨ ਅਰਪੂ ਹੋ ਜਿਹਨੇ ਤਨ ਮਨ ਧਨ ਸਭ ਸਭ ਗੁਰ ਕੋ ਹੁਕਮ ਬਣੇ ਉਹਨੇ ਫਿਰ ਉਹਦੀ ਕਿਰਪਾ ਪ੍ਰਾਪਤ ਕੀਤੀ ਪਾਈ ਹੈ ਪਾਈ ਹੈ ਕੀ ਕਿਰਪਾ ਦ੍ਰਿਸ਼ੀ ਗਰਭ ਦੇ ਵਿੱਚ ਇਹ ਪੋਜੀਸ਼ਨ ਫਿਰ ਕੀ ਇਹ ਕਲ ਕੇਵਲ ਜਦ ਜਨ ਹੋ ਗਿਆ ਫਿਰ ਕਲਪਨਾ ਚੱਲ ਪਈ ਕਲ ਕੇਵਲ ਨਾਮ ਆਧਾਰ ਜਦ ਸਰਬ ਤੋਂ ਬਾਹਰ ਆਇਆ ਫਿਰ ਲਿਵ ਕੇ ਲੱਗੀ ਤ੍ਰਿਸ਼ਨ ਗਰਭ ਤਾਂ ਲਿਵ ਲੱਗੀ ਹੋਈ ਹੈ ਨਾ ਲਿਵ ਲੱਗੀ ਉਹ ਤਾਂ ਰਹਿੰਦੀ ਹੈ ਜਾਂ ਸਾਰਾ ਕੁਝ ਗੱਠੜੀ ਸੰਭਾਲੀ ਹੋਈ ਹੈ ਕਿਸੇ ਗੱਠੜੀ ਤੇ ਪੂਰੀ ਸੰਭਾਲੀ ਹੋਈ ਤੇ ਕੱਲ ਜੋ ਫਿਰ ਗੱਠੜੀ ਦਾ ਪਤਾ ਲੱਗ ਗਿਆ ਸਰੀਰ ਦਾ ਫਿਰ ਆਪਣਾ ਫਿਕਰ ਪੈਦਾ ਹੋ ਗਿਆ ਕੱਲ ਕੇਵਲ ਨਾਮ ਇੱਥੇ ਨਾਮ ਦਾ ਹੁਣ ਬਿਨਾ ਨਾਮ ਤੇ ਕੋਈ ਆਸਰਾ ਨਹੀਂ ਸਰੀਰ ਦਾ ਆਸਰਾ ਹੈ ਇਸ ਵਕਤ ਤੇ ਪ੍ਰੇਰੀ ਤੌਰ ਤੇ ਸਮੁੰਦਰ ਦੇ ਵਿੱਚ ਲਹਿਰਾਂ ਦੇ ਵਿੱਚ ਜਨਮ ਹੋਇਆ ਇਹਦਾ ਕਿਸੇ ਇਹਦੇ ਕੋਲ ਸਿਰਫ ਆਹ ਇਹ ਕਿਸੇ ਦੇ ਰਹਿੰਦੇ ਰਹਿੰਦੇ ਜਹਾਜ਼ 'ਚ ਵੜ ਜਵੇ ਲੋਭ ਦੇ 'ਚ ਬਦਲ ਲਵੇ ਬਸ ਇਸ ਵਾਸਤੇ ਨੂੰ ਕਿਸ਼ਤੀ ਬਣੀ ਕਿ ਕਿਸ਼ਤੀ ਨੂੰ ਇਸ ਤਰੀਕੇ ਨਾਲ ਲੈ ਕੇ ਜਾ ਤੇ ਵਰਤ ਕਿ ਜਹਾਜ਼ ਨਾਮ ਦਾ ਟੋੜ ਲੈ ਕਿੱਥੇ ਸਰੀਰ ਦੇ ਰਹਿੰਦੇ ਰਹਿੰਦੇ ਸਾਹ ਆਉਂਦੇ ਉਹਦੇ ਜਹਾਜ਼ 'ਚ ਪ੍ਰਵੇਸ਼ ਕਰ ਜਾ ਫਿਰ ਕਿਸੇ ਦੀ ਪਰਵਾਹ ਨਹੀਂ ਫਿਰ ਤੇਰਾ ਆਧਾਰ ਬਦਲ ਜੂ ਨਾਮ ਦਾ ਆਧਾਰ ਹੋ ਜੂ ਹੁਣ ਸਰੀਰ ਦਾ ਆਧਾਰ ਇਹ ਹੀ ਰਵਿਦਾਸ ਕਹੂਗਾ ਅੱਗੇ ਜਾ ਕੇ ਮੇਰੀ ਸੰਗਤ ਪਹੁੰਚ ਸੋਚ ਦਰ ਰਾਤੀ ਆ ਜਿਹੜੀ ਸੰਗਤ ਹੈ ਸਰੀਰ ਦੀ ਇਹ ਪਹੁੰਚ ਹੈ ਕਮਜ਼ੋਰ ਹੈ ਕਲ ਕੇਵਲ ਨਾਮ ਆਧਾਰ ਕਲ ਜੋ ਉਹਦੇ ਵਿੱਚ ਆਧਾਰ ਨਾਮ ਨੇ ਦੇਣਾ ਕਿਸੇ ਚੀਜ਼ ਨੂੰ ਆਧਾਰ ਨਹੀਂ ਦੇਣਾ ਜੇ ਇਹ ਆਧਾਰ ਮਿਲ ਗਿਆ ਨਾਮ ਦਾ ਫਿਰ ਜਨਮ ਕਟਿਆ ਜਾਊਗਾ ਆਧਾਰ ਨਾਮ ਦਾ ਚਾਹੀਦਾ ਕਲ ਜੋ ਵਿੱਚ ਤਾਂ ਬਚਾਓ ਹੈ ਤੇ ਨਹੀਂ ਤਾਂ ਫਿਰ ਚੱਕਰ ਦੂਗਾ ਆਊਗਾ ਦੂਆ ਫਿਰ ਚੱਕਰ ਆਊਗਾ ਉਹਨਾਂ ਚ ਨਾਮ ਦੇ ਜਿੰਨਾ ਜਰ ਨਾਮ ਦਾ ਆਧਾਰ ਨਹੀਂ ਬਣਾਉਂਦਾ ਉਹਨਾਂ ਜਰੇ ਜੰਮਣ ਫਿਰ ਚੋਟੀ ਛੁੱਟਦਾ ਚੱਕਰ ਚੋਂ ਬਾਹਰ ਨਿਕਲਦਾ ਅਧਾਰੇ ਨਹੀਂ ਮਿਲਦਾ ਜਦ ਮਨ ਡੋਲਦਾ ਰਹੂਗਾ ਉਹਨਾਂ ਚ ਪਾਰ ਕੈਸੇ ਪਾਏ ਬੋਰੇ ਮੋਸੋ ਕੋਉ ਨਾ ਕਹੇ ਸਮਝਾਏ ਪਰ ਸਾਗਰ ਪਾਰ ਕਰ ਲੈ ਤਾਂ ਤੂੰ ਕਿਵੇਂ ਕਰੋਗੇ ਜੇ ਨਾਮ ਦਾ ਜਹਾਜ਼ ਦਾ ਆਧਾਰ ਨਹੀਂ ਬਣੂਗੇ ਇਹ ਕੋਈ ਸਮਝਾ ਕੇ ਨਹੀਂ ਕਹਿੰਦਾ ਨਾਮ ਦਾ ਆਧਾਰ ਬਣਦੇ ਨਹੀਂ ਸਵਾਦੀ ਲਾਉਂਦੇ ਨੇ ਵਾਲਾ ਫੇਰਦੇ ਨੇ ਸਮਝਾ ਕੇ ਨਹੀਂ ਕਹਿੰਦੇ ਵੀ ਇਸ ਤਰੀਕੇ ਨਾਲ ਭਾਈ ਪਾਰ ਹੋ ਜੂ ਪਾਰ ਹੋਣ ਦੀ ਵਿਧੀ ਨਹੀਂ ਸਮਝਾ ਰਹੇ ਜਾਂ ਉਸ ਕੋਈ ਨਾ ਕਹੇ ਸਮਝਾਏ ਕੋਈ ਵੀ ਸਮਝਾ ਕੇ ਨਹੀਂ ਕਹਿ ਰਿਹਾ ਕਿਉਂ ਝੂਠ ਜੋ ਹੈ ਪਾਰ ਤਾਂ ਹੋ ਨਹੀਂ ਸਕਦਾ ਸਮਝਾਵੇ ਕੀ ਸੋ ਕੀ ਸਮਝਾਵੇ ਕਬੀਰ ਜੇ ਇਹ ਗੱਲ ਕਹਿ ਦਿੰਦਾ ਨਾ ਉਹ ਕੋਈ ਨਾ ਕਹੇ ਸਮਝਾਏ ਤਾਂ ਫਸਦਾ ਨਾ ਨਾ ਇਹ ਤਾਂ ਨਹੀਂ ਫਸਿਆ ਕਬੀਰ ਪਹਿਲਾਂ ਹੋ ਚੁੱਕੀ ਕਬੀਰ ਤੋਂ ਰਵਿਦਾਸ ਬਾਅਦ ਚ ਰਵਦਾਸ ਕਹਿੰਦਾ ਜੇ ਮੈਨੂੰ ਸਮਝਾਓਗੇ ਤੁਹਾਡੀ ਮੈਂ ਬਾਲਾ ਤਾਂ ਬਣੂਗਾ ਰਵਦਾਸ ਨੇ ਬਾਲਾ ਲੈ ਲਈ ਕਬੀਰ ਨੇ ਕਦ ਲੈ ਲਈ ਆ ਸਟੈਂਡ ਨਹੀਂ ਲਿਆ ਕਬੀਰ ਨੇ ਕੋਈ ਨਾ ਕਹੇ ਸਮਝਾਏ ਇਹ ਸਟੈਂਡ ਲੈਣਾ ਚਾਹੀਦਾ ਹਰੇਕ ਆਦਮੀ ਨੂੰ ਧਰਮ ਧਾਰਨ ਕਰਨ ਤੋਂ ਪਹਿਲਾਂ ਵੀ ਮੈਨੂੰ ਸਮਝਾ ਜਿਹੜਾ ਤੂੰ ਧਰਮ ਦੇ ਰਿਹਾ ਕਿਵੇਂ ਪਾਰ ਹੋਊ ਭਵਸੰਗਰ ਚਾਹੇ ਕੋਈ ਸੰਤ ਹੈ ਚਾਹੇ ਕੋਈ ਕੁਛ ਹੈ ਉਹਦੇ ਕੋਲ ਜਾਣ ਤੇ ਪਹਿਲਾਂ ਜਿਹੜਾ ਕਹਿੰਦਾ ਮੈਨੂੰ ਗੁਰੂ ਤਾਂ ਚੱਲ ਤੈਨੂੰ ਗੁਰੂ ਇਹ ਧਾਰਨ ਕਰ ਲੈ ਮੈਨੂੰ ਸਮਝਾ ਭਵ ਸਾਗਰ ਕਿਵੇਂ ਪਾਰ ਕਰਾਂਗਾ ਭੱਜ ਜੂਗਾ ਬਸ ਉਹ ਜੇ ਤਾਂ ਸਮਝਾ ਸਕਦਾ ਗੁਰੂ ਨਹੀਂ ਕਹੋਦਾ ਜੇ ਗੁਰੂ ਕਹੋਦਾ ਤਾਂ ਉਹਨੂੰ ਸਮਝ ਇਹ ਦੋਏ ਗੱਲਾਂ ਬਿਲਕੁਲ ਸੱਚ ਨੇ ਜਿਨ੍ਹਾਂ ਨੇ ਵਿਧੀ ਦੱਸੀ ਹੈ ਉਹ ਗੁਰੂ ਕਹਾਏ ਨਹੀਂ ਦਾਸ ਕਹਾਏ ਜਿਹੜੇ ਗੁਰੂ ਕਹਾਏ ਨੇ ਉਹਨੇ ਪੱਲੇ ਕੱਖ ਨਹੀਂ ਸੀ ਅਕਬੀਰ ਇਹ ਰਵਿਦਾਸ ਕਹ ਰਿਹਾ ਬੋਲ ਕੋ ਨਾ ਕਹੇ ਕੋ ਨਾ ਕਹੇ ਸਮਝਾਏ ਇਹ ਸਾਰੇ ਗੁਰੂ ਨੇ ਜਿਹੜੇ ਨਹੀਂ ਸਮਝਾ ਰਹੇ ਕਾਸ਼ੀ 'ਚ ਬੈਠੇ ਨੇ ਇਹ ਗੁਰੂ ਇਹ ਨੇ ਜਿਹਨਾਂ ਨੂੰ ਕਹਿ ਰਿਹਾ ਉਹ ਕੋ ਕੋ ਨਾ ਕਹੇ ਸਮਝਾਏ ਉਹ ਸਾਰੇ ਗੁਰੂਆਂ ਦਾ ਪੜਦਾ ਤਾਂ ਪਹਿਲਾਂ ਹੀ ਬੋਲਦਾ ਰਵਿਦਾਸ ਨੇ ਨਵੇਂ ਗੁਰੂ ਹੁਣ ਫੇਰ ਫਸਾਈ ਜਾਂਦੇ ਨੇ ਇਹ ਸਮਝਾਉਣ ਵੀ ਐ ਛੁੱਟਿਆ ਜਾਂਦਾ ਰਵਿਦਾਸ ਦੇ ਨਾਂ ਤੇ ਰੱਬਰ ਨਾ ਰਚਣਾ ਸਮਝਾਉਣ ਚਾਹੇ ਕਾਸ਼ੀ ਵਾਲੇ ਸਮਝਾ ਦੇਣ ਜਿਹੜੇ ਨਵਾਂ ਧਰਮ ਚਲਾਉਣ ਚਾਹੁੰਦੇ ਰਵਿਦਾਸ ਦੇ ਨਾਂ ਤੇ ਉਹ ਬੋਏ ਕੋਊਰਾ ਕਹੇ ਸਮਝਾਏ ਕਹਿ ਰਹੇ ਨੇ ਉਹ ਇਹ ਆਪ ਸਮਝਾਉਣ ਇਹਾਂ ਦੀ ਬਸ ਹੋਗੀ ਗੁਰਦੁਆਰੇ ਵਾਲਿਆਂ ਦੀ ਬਸ ਹੋਊਗੀ ਇਹ ਨਹੀਂ ਸਮਝਾ ਸਕਦੇ ਇਹਦਾ ਗੱਲ ਸਾਨੂੰ ਪਤਾ ਪਰ ਤੁਸੀਂ ਸਮਝਾ ਦਿਓ ਭਾਈ ਜੇ ਤੁਸੀਂ ਵੀ ਨਹੀਂ ਸਮਝਾ ਸਕਦੇ ਇਹ ਵੀ ਨਹੀਂ ਸਮਝਾ ਸਕਦੇ ਉਹ ਤੁਸੀਂ ਰੌਲਾ ਕਾਹਦਾ ਪਾਉਂਦੇ ਜੇ ਸਮਝਾ ਸਕਦੇ ਹੋ ਤੁਸੀਂ ਰੌਲੇ ਦੇ ਬਿਨਾਂ ਵੀ ਸਮਝਾਈ ਜਾਓ ਆਪੇ ਤੁਹਾਡੀ ਮੰਗ ਲੱਗ ਜਾਣਗੇ ਲੋਕ ਰੌਲਾ ਪਾਉਣ ਦੀ ਲੋੜ ਨਹੀਂ ਹੁੰਦੀ ਤੜਾ ਬਣਾਉਣ ਦੀ ਲੋੜ ਨਹੀਂ ਪੜਦੀ ਸਮਝਾਉਣ ਲੱਗ ਜਾਓ ਤੁਸੀਂ ਲੋਕਾਂ ਨੂੰ ਆਪੇ ਸਾਰੇ ਛੱਡ ਕੇ ਤੁਹਾਡੇ ਵੱਲ ਆ ਜਾਣਗੇ ਪਰ ਇਹ ਜੋ ਕਰ ਰਹੇ ਹੋ ਤਾਂ ਸਾਬਤ ਹੁੰਦਾ ਵੀ ਤੁਹਾਡੇ ਕੋਲ ਵੀ ਕੁਝ ਨਹੀਂ ਉਹਨਾਂ ਕੋਲ ਵੀ ਕੁਝ ਨਹੀਂ ਉਹਨਾਂ ਕੋਲ ਕੁਝ ਨਹੀਂ ਤਾਂ ਸਾਰੀ ਦੁਨੀਆ ਜਾਣਦੀ ਹੈ ਸਿੱਖਾਂ ਕੋਲ ਕੁਝ ਨਹੀਂ ਹੈ ਸਾਰੀ ਦੁਨੀਆ ਜਾਣਦੀ ਹੈ ਤੁਹਾਡੇ ਕੋਲ ਕੁਝ ਨਹੀਂ ਤੁਹਾਡਾ ਛੇਤੀ ਪਰਦਾ ਚੱਕਿਆ ਜਾਊਗਾ ਇਹ ਗੱਲ ਹੈ ਹੁਣ ਤੇ ਤਾਂ ਲੋਕਾਂ ਦਾ ਧਿਆਨ ਨਹੀਂ ਤੁਹਾਡੇ ਕੋਲ ਗੁਰੂ ਧਿਆਨ ਆਪਣੇ ਆਪ ਖਿੱਚਿਆ ਨਾ ਲੋਕਾਂ ਦਾ ਹੁਣ ਤੁਹਾਨੂੰ ਜਵਾਬ ਦੇਣਾ ਬਹੁਤ ਤੁਹਾਡੇ ਪੱਲੇ ਦੱਸੋ ਕੀ ਹੈ ਤੁਹਾਨੂੰ ਦਿਖਾਉਣਾ ਬਹੁਤ ਤੁਹਾਡੇ ਪੱਲੇ ਕੀ ਹੈ ਸਟੈਂਡ ਤਾਂ ਲੈ ਲਿਆ ਪੱਲੇ ਵੀ ਦਿਖਾਉਣਾ ਬਹੁਤ ਦਾਣੇ ਕੱਢੇ ਨੇ ਤੁਹਾਡੇ ਕੋਲ ਨਿਕਲਣਾ ਤੁਹਾਡੇ ਕੋਲੋਂ ਵੀ ਕੱਖ ਨਹੀਂ ਇਸ ਕਰਕੇ ਜਿਹੜਾ ਬੜੀ ਹੋਈ ਸੀ ਨਾ ਕਿ ਪੱਲ ਉਹ ਜਿੱਕੀ ਜਾਊਗੀ ਹੁਣ ਖਤਮ ਹੋ ਜੂ ਚੰਗਾ ਹੋਇਆ ਇਹ ਵੀ ਚੰਗਾ ਹੀ ਹੈ ਸਾਰਿਆਂ ਪੱਲੇ ਹੀ ਕੱਖ ਨਹੀਂ ਉੜਕਣਗੇ ਸਾਰੇ ਹੀ ਕੋਈ ਕਿਸੇ ਭਗਤ ਨੂੰ ਲੈ ਗਿਆ ਕੋਈ ਕਿਸੇ ਨੂੰ ਪੱਲੇ ਕਿਸੇ ਦੇ ਵੀ ਕੁਝ ਨਹੀਂ ਹਾਂ ਗੋਲਕ ਕਿਤੇ ਹਿੱਸੇ ਬਣਾਉਣੇ ਚਾਹੁੰਦੇ ਨੇ ਸੰਗਤ ਵਿੱਚ ਔਰ ਗੋਲਕ ਚ ਇਸ ਗੱਲ ਦਾ ਹੈ ਵੀ ਅਸੀਂ ਜਿਹੜੇ ਹੈਗੇ ਨੇ ਆਪਣੇ ਨਾਮਦੇਵ ਦੇ ਇਹਨਾਂ ਨੂੰ ਅੱਡ ਕਰ ਲਈਏ ਇਹਨਾਂ ਦੀ ਗੋਲਕ ਸਾਡੇ ਕੋਲ ਆ ਜੂਗੀ ਕੋਈ ਧੰਨੇ ਵਾਲੇ ਨੇ ਕੋਈ ਕਿਸੇ ਵਾਲੇ ਨੇ ਕੋਈ ਕਿਸੇ ਵਾਲੇ ਨੇ ਇਹ ਗੋਲਕ ਦੇ ਹਿੱਸੇ ਕਰ ਲਈਏ ਹਿੱਸੇ ਹੋ ਜਾਣ ਕੋਈ ਚੰਗੀ ਗੱਲ ਆ ਬਾੜੀ ਦੀ ਗੋਲਕਦੇ ਸੀ ਕੀ ਲੜ ਗੋਲ ਕੇ ਬੰਦ ਹੋ ਜਾਏ ਵੀ ਚੰਗੀ ਗੱਲ ਹੈ ਇਸ ਤੋਂ ਵੀ ਚੰਗੀ ਗੱਲ ਹੈ ਖਤਮ ਹੋ ਜਾ ਗੋਲ ਸਭ ਤੋਂ ਚੰਗੀ ਗੱਲ ਹੈ ਕਿ ਗੋਲ ਕਦੇ ਸਿਆਪੇ ਆਪੇ ਪਾਇਆ ਨੇ ਸਾਰੇ ਵਾਇਆ ਦੇ ਦੂਰ ਵਾਇਆ ਤਾਂ ਦੂਰ ਕਰੂਗਾ ਕਰੂਗੀ ਧਰਮ ਤੋਂ ਵਾਇਆ ਕਰੂ ਵਾਇਆ ਦੇ ਕਰੂ ਹੋਰ ਕੌਣ ਕਰੂਗਾ ਆਟੀ ਪਰਵਰ ਭਾਇਆ ਮਾਇਆ ਦਾ ਵਿਰੋਧੀ ਹੈ ਜਦ ਦੇ ਜਾਲ 'ਚ ਸਾਰੀ ਸ਼ਕਤੀ ਮਾਇਆ ਦੀ ਲੱਗੀ ਹੋਈ ਫਸੌਲ ਤੇ ਮਾਇਆ ਦੀ ਸ਼ਕਤੀ ਦੇ ਵੀ ਸਾਰੇ ਬੱਧੇ ਹੋਏ ਨੇ ਹੁਣ ਸਮਝਾਉਣ ਦਾ ਟਾਈਮ ਆਇਆ ਉਹ ਕੋਈ ਨਾ ਕਹੇ ਸਮਝਾਏ ਸਮਝਾਏ ਜੇ ਉਹ ਕਹ ਰਿਹਾ ਮੈਨੂੰ ਕੋਈ ਨਾ ਕਹੇ ਸਮਝਾਏ ਅੱਜ ਸਾਡੇ ਵਾਸਤੇ ਵੀ ਕੋਈ ਨਾ ਕਹੇ ਸਮਝਾਏ ਕੋਈ ਸਮਝਾਓ ਛੁੱਟਣ ਦੀ ਵੀ ਕੀ ਹੁੰਦੀ ਹੈ ਜਿਹੜਾ ਸਮਝਾਊਗਾ ਉਹ ਠੀਕ ਹੈ ਉਹ ਠੀਕ ਹੈ ਬਾਕੀ ਸਾਰੇ ਗਲਤ ਨੇ ਉਹ ਕੀ ਕਹਿੰਦਾ ਗੁਰੂ ਕੀ ਕੀ ਹੁੰਦਾ ਉਹ ਆਪ ਗੁਰੂ ਬਣਦਾ ਹੈ ਜਾਂ ਦਾਸ ਬਣਦਾ ਕੀ ਬਣਦਾ ਉਹਦੀ ਗੱਲ ਸੁਣੋ ਜਰਾ ਆਪੇ ਸੁਣਨਾ ਦੁਨੀਆ ਨੇ ਇਹ ਸਭ ਪਿਛੇ ਆਪੇ ਰਹਿ ਜਾਂਦੇ ਸੱਚ ਉੱਤੇ ਆਵੇ ਆ ਜਾਂਦਾ ਹੁੰਦਾ ਜਦ ਮਧਾਣੀ ਪੈਂਦੀ ਹੈ ਮੱਖਣ ਆਪੇ ਉੱਤੇ ਆ ਜਾਂਦਾ ਲੱਸੀ ਥੱਲੇ ਰਹਿ ਜਾਂਦੀ ਤਤ ਨੇ ਆਪੇ ਉੱਤੇ ਆ ਜਾਂਦਾ ਮੱਖਣ ਆਪੇ ਉੱਤੇ ਆ ਜਾਂਦਾ ਜਦ ਮਧਾਣੀ ਪੈਂਦੀ ਹੈ ਨਾ ਮਧਾਣੀ ਪੈ ਗਈ ਹੁਣ ਚਾਰੇ ਪਾਸੇ ਤੇ ਹਿਲਚਲ ਪੈਦਾ ਹੋ ਗਈ ਉਦਾੜੀ ਹਿਲਚਲੇ ਪੈਦਾ ਕਰਦੀ ਹੁੰਦੀ ਹੈ ਟਿਕੇ ਦਹੀ ਦੇ ਵਿੱਚ ਟਿਕਿਆ ਦਹੀ ਹਿਲਚਲ ਐਸੀ ਵਧਾਰੀ ਪਈ ਹੈ ਵਖੜਾ ਪੇ ਉਤੇ ਜਣ ਬਾਕੀ ਸਭ ਥੱਲੇ ਲੱਸੀ ਥੱਲੇ ਰਹਿ ਜਾਣੀ ਛਾਛ ਪੀਏ ਸੰਸਾਰ ਜਿਹੜੇ ਧਰਮ ਦੇ ਨਾਂ ਤੇ ਖਾਣ ਵਾਲੇ ਨੇ ਨਾ ਬੜੇ ਬੈਠੇ ਉਹ ਕੀ ਹੈ ਉਹ ਲੱਸੀ ਵੀ ਉਹ ਛਿੱਦੀਆਂ ਨੇ ਛਿੱਦੀਆਂ ਹੁੰਦੀਆਂ ਜਿਹੜੀਆਂ ਫੁੜ ਕੇ ਸੜਦੀ ਨੇ ਬਾਹਰ ਲੱਸੀ ਵਾਲੇ ਵੀ ਉਹਨੂੰ ਬਰਦਾਸ਼ਤ ਨਹੀਂ ਕਰਦੇ ਜਿੰਨੇ ਪ੍ਰਚਾਰ ਕਰਦੇ ਇਹ ਛਿੱਡੀਆਂ ਹੀ ਨੇ ਹੋਰ ਕੁਝ ਨਹੀਂ ਇਹਦੇ 'ਚ ਜਿੱਤੇ ਆਪਣੇ ਆਪ ਨੂੰ ਹੈੱਡ ਬਣੇ ਬੈਠੇ ਨੇ ਇਹ ਛਿੱਡੀਆਂ ਰਹਿ ਜਾਣੀਆਂ ਨੇ ਇਹ ਛਿੱਡੀਆਂ ਲੱਸੀ ਦੇ ਵਿੱਚ ਹੁੰਦੀਆਂ ਨੇ ਉਹ ਲੱਸੀ ਵਾਲੇ ਵੀ ਥੁੱਕ ਦਿੰਦੇ ਨੇ ਉਹਨਾਂ ਨੂੰ ਲੱਸੀ 'ਚ ਕੁਝ ਹੁੰਦਾ ਛਿੱਡੀਆਂ ਵੀ ਨਹੀਂ ਹੁੰਦਾ ਲੱਸੀ ਦਾ ਕੋਈ ਤਾਕਤ ਹੈ ਪਰ ਛਿੱਦੀਆਂ ਦਾ ਛਿੱਦੀਆਂ ਦਾ ਉਦੋਂ ਵੀ ਤਫੜ ਕੇ ਵੀ ਦੇ ਨੇ ਸਾਰੇ ਇਹ ਪੜ ਕੇ ਬਾਹਰ ਹੋ ਜਾਂਦੀ ਛਿੱਦੀਆਂ ਜਿਹੜੇ ਸੰਤ ਬਣੇ ਬੈਠੇ ਨੇ ਨਾ ਇਹ ਛਿੱਦੀਆਂ ਨੇ ਜਿਹੜੇ ਗੁਰੂ ਬਣਦੇ ਨੇ ਜਿਹੜੇ ਬੰਦੀ ਬਣਾਉਂਦੇ ਨੇ ਛਿੱਦੀਆਂ ਦੇ ਬਾਹਰ ਨਿਕਲ ਜਾਂਦੀਆਂ ਛਿੱਦੀਆਂ ਉਹ ਇਹਨਾਂ ਦਾ ਬੰਦੀ ਜੇ ਸੰਤ ਨੂੰ ਪਤਾ ਲੱਗੂ ਬੰਦੀ ਇਹਨਾਂ ਨੇ ਪੈਦਾ ਕੀਤੀ ਆਪੇ ਬਾਹਰ ਹੋ ਗਈ ਛਿੱਦੀ ਹੋ ਜਾਣੀ ਤੁਸੀਂ ਦੇਖ ਲਿਓ ਹਾਂਜੀ ਪਾਰ ਕੈਸੇ ਪਾਏ ਬੋਰੇ ਮੋਸੋ ਕਉ ਨਾ ਕਹੇ ਸਮਝਾਏ ਜਾਤੇ ਆਵਾ ਗਵਣ ਬੁਲਾਏ ਕਿਆ ਕਹੇ ਸਮਝਾਏ ਜਾਤੇ ਆਵਾ ਬੁਲਾਏ ਆਵਾ ਗਵਣ ਛੁੱਟ ਜਾਏ ਜਬਲ ਮਰਨਾ ਛੁੱਟ ਜਾਏ ਇਹ ਗੱਲ ਨਹੀਂ ਕੋਈ ਸਮਝਾ ਕੇ ਕਹਿ ਰਿਹਾ ਜਾਤੇ ਆਵਾ ਗਵਣ ਬੁਲਾਏ ਦੂਰ ਹੋ ਜਵੇ ਇਹ ਗੱਲ ਮੈਨੂੰ ਕੋਈ ਸਮਝਾ ਨਹੀਂ ਰਿਹਾ ਹਾਂ ਚੇਲਾ ਹਰੇ ਕਹਿੰਦੇ ਮੇਰਾ ਬਣ ਜਾ ਹਰੇ ਕਹਿੰਦੇ ਤੂੰ ਮੇਰੀ ਗੱਲ ਸੁਣ ਆ ਗੱਲ ਸਮਝਾਉਣ ਦੀ ਸਮਰੱਥਾ ਕਿਸੇ ਵਿੱਚ ਨਹੀਂ ਉਸ ਵੇਲੇ ਦੀ ਗੱਲ ਹੈ ਜਿਸ ਵੇਲੇ ਕਾਸ਼ੀ 'ਚ ਬੈਠੇ ਨੇ ਇਸ ਕਰਕੇ ਰਵਿਦਾਸ ਕਿਸੇ ਦੇ ਪ੍ਰਭਾਵਤ ਨਹੀਂ ਹੈ ਰਵਿਦਾਸ ਕੋਲ ਵਾਲਾ ਨਹੀਂ ਹੈ ਰਵਿਦਾਸ ਮੂਰਤੀ ਪੂਜ ਕੇ ਨਹੀਂ ਹੈ ਕਬੀਰ ਕੋਲ ਵਾਲਾ ਹੈ ਪਹਿਲਾਂ ਨਹੀਂ ਰਵਿਦਾਸ ਨੇ ਨਹੀਂ ਕਿਹਾ ਬਾਲਾ ਆਪਣੀ ਲੀਜੇ ਕਬੀਰ ਦੇ ਕੇ ਕਬੀਰ ਫਸ ਗਿਆ ਸੀ ਰਵਿਦਾਸ ਨਹੀਂ ਫਸਿਆ ਇਹ ਗੱਲ ਵੀ ਗਲਤ ਹੈ ਕਿ ਰਵਿਦਾਸ ਨੇ ਕਿਸੇ ਗੁਰੂ ਤੋਂ ਨਹੀਂ ਕੀਤਾ ਬਿਲਕੁਲ ਗਲਤ ਹੈ ਰਵਿਦਾਸ ਆਪਣੀ ਬਾਣੀ ਕਿਤੇ ਨਹੀਂ ਕਹਿ ਰਿਹਾ ਵੀ ਭਾਈ ਜੀ ਲੇਟ ਗਿਆ ਫਲਾਣ ਇਹ ਸਭ ਖੜਵਾਦੀ ਦਾ ਕਰਤੂਤ ਹੈ ਕਈ ਸਭ ਖੜਵਾਦੀ ਦੀ ਗੱਲ ਜਿਨ੍ਹਾਂ ਦਾ ਆਪਣਾ ਧਰਮ ਜਾਂਦਾ ਸੀ ਜਿਹੜੇ ਸਮਝਾਉਣ ਵਾਲੇ ਬੈਠੇ ਸੀ ਗੁਰੂ ਜਿਹਨੂੰ ਕੋਈ ਨਾ ਕਹੇ ਸਮਝਾਏ ਕਹਿ ਰਿਹਾ ਉਹਨਾਂ ਦੀਆਂ ਕਹਾਣੀਆਂ ਕੜੀਆਂ ਹੋਈਆਂ ਨੇ ਕਾਸ਼ੀ ਵਾਲਿਆਂ ਦੀਆਂ ਬਚਾਉਣ ਵਾਸਤੇ ਆਪਣੇ ਆਪ ਨੂੰ ਹਾਂਜੀ ਰਹਾਉ ਬਹੁ ਵਿਧ ਧਰਮ ਨੇ ਰੂਪੀ ਹੈ ਕਰਤਾ ਦੀਸਾ ਸਭ ਲੋਏ ਬਹੁ ਵਿਧ ਧਰਮ ਰੂਪੀ ਹੈ ਧਰਮ ਦਾ ਨਿਰੂਪਣ ਰੂਪ ਰੂਪ ਦੇਣਾ ਹੁੰਦਾ ਧਰਮ ਬਹੁਤ ਵਿਧੀਆਂ ਬਣਾ ਲਈਆਂ ਲੋਕਾਂ ਨੇ ਬਹੁਤ ਰੂਪ ਬਣਾ ਲਏ ਧਰਮ ਦੇ ਬਹੁਤ ਹੀ ਜ਼ਿਆਦਾ ਤਰੀਕੇ ਨਾਲ ਲੋਕਾਂ ਨੇ ਧਰਮ ਦੇ ਆਡਾ ਆਪਣੇ ਬਣਾ ਲਏ ਰੂਪ ਰੂਪਾਂਤਰ ਕਰ ਲੈ ਬੱਤਾ ਬਣਾ ਲਿਆ ਮਤ ਬਤਾਂਤਰਾ ਬਣ ਗਿਆ ਕਰਤਾ ਦੀਸਾ ਸਭ ਲੋਏ ਕਰਤਾ ਜਿਹੜਾ ਹੈਗਾ ਜਿੱਥੇ ਜੋਤ ਆ ਉੱਥੇ ਕਰਤਾ ਬੈਠਾ ਕਰਤਾ ਦੀਸੇ ਸਭ ਲੋਏ ਲੋਏ ਲੋਏ ਜੋਤ ਹੁੰਦੀ ਹੈ ਕਰਤਾ ਜਦ ਕੇ ਸਭ ਦੇ ਵਿੱਚ ਹੈ ਲੋਏ ਕੀ ਹੁੰਦੀ ਹੈ ਲੋਏ ਦੀ ਜੋਤ ਜੋਤ ਵਿੱਚ ਕਰਤਾ ਹੈ ਕਰਤਾ ਕਾਹਦਾ ਹੈ ਕਰਤਾ ਜੋਤ ਦਾ ਹੀ ਕਰਤਾ ਹੈ ਜੋਤ ਕਰਤੇ ਤੋਂ ਹੀ ਪੈਦਾ ਹੋਈ ਹੋਈ ਹੈ ਉਹ ਤਾਂ ਬਾਅਦ ਦੀ ਗੱਲ ਹੈ ਸ੍ਰਿਸ਼ਟੀ ਦੀ ਪੈਦਾ ਹੋਣੀ ਸ੍ਰਿਸ਼ਟੀ ਪੈਦਾ ਹੁਕਮ ਨਾਲ ਹੋਈ ਹੋਈ ਹੈ ਸ੍ਰਿਸ਼ਟੀ ਹੁਕਮ ਨਾਲ ਪੈਦਾ ਹੋਈ ਹੋਈ ਹੈ ਹੁਕਮ ਅਲੱਗ ਗੱਲ ਹੈ ਜਿਹੜਾ ਲੋਹ ਦੇ ਵਿੱਚ ਕਰਤਾ ਹੈ ਜੋਤ ਲੋਲ ਤਾਂ ਜੋਤ ਹੁੰਦੀ ਹੈ ਸਭ ਮੈਂ ਜੋਤ ਜੋਤ ਹੈ ਜਿਹੜਾ ਜੋਤ ਵਿੱਚ ਕਰਤਾ ਹੈ ਉਹ ਜੋਤ ਉਸੇ ਕਰਤੇ ਦੀ ਜੋਤ ਹੈ ਜੋਤ ਕੀ ਹੈ ਜੋਤ ਮਨ ਮਨ ਕਿਹਦਾ ਜਿਹਦਾ ਮਨ ਹੈ ਉਹਦੀ ਉਹੀ ਕਰਤਾ ਹੈ ਜਿਹੜਾ ਮਨ ਹੈ ਨਾ ਕਹਿੰਦਾ ਮੇਰਾ ਮਨ ਉਹ ਆਪੇ ਕਰਤਾ ਮੇਰਾ ਕਹਿਣ ਵਾਲਾ ਉਹਦਾ ਹੀ ਮਨ ਮਨ ਉਸੇ ਦਾ ਹੀ ਪੈਦਾ ਕੀਤਾ ਹੋਇਆ ਹੈ ਮਨ ਕੀ ਹੁੰਦਾ ਜੋ ਅਸੀਂ ਮੰਨ ਲਿਆ ਮਨ ਜੋ ਅਸੀਂ ਇੱਛਾ ਪੈਦਾ ਕਰ ਲਈ ਉਹੀ ਮਨ ਜੋ ਦੀਦਾ ਉਸੇ ਦੀ ਇੱਛਾ ਪੈਦਾ ਹੋ ਜਾਂਦੀ ਉਹੀ ਮਨ ਮਨਨ ਕਰਨ ਵਾਲੀ ਸ਼ਕਤੀ ਉਹਦੀ ਹੈ ਕਿਹਦੇ ਜੀ ਨੂੰ ਅਸੀਂ ਬਣੀਏ ਆ ਨਾ ਬਣੀਏ ਕੌਣ ਨਾ ਮੰਨਣ ਵਾਲਾ ਮੰਨਣ ਵਾਲਾ ਪਿੱਛੇ ਕਰਦਾ ਇਸ ਕਰਕੇ ਪ੍ਰਗਟ ਕਰਤਾ ਜਿਹੜਾ ਹੈਗਾ ਜੀਵ ਆਪ ਹੈ ਗੁਪਤ ਕਰਤਾ ਜਿਹੜਾ ਪਰਮੇਸ਼ਰ ਹੈ ਪ੍ਰਗਟ ਕਰਤਾ ਕੋਲ ਪ੍ਰਗਟ ਕਰਤਾ ਇੱਕ ਇਸੇ ਕਰਕੇ ਅਸੀਂ ਉਹ ਬੰਦੇ ਹਾਂ ਕਰਤਾ ਜਿਸੇ ਸਭ ਲੋਏ ਜਿਹੜਾ ਪੁੰਨ ਪਾਪ ਹੈ ਕਿ ਬੰਦੇ ਨੇ ਲੋਕ ਪੁੰਨ ਪਾਪ ਤਾਂ ਬੰਦੇ ਨੇ ਜਿਹੜਾ ਸਰੀਰ ਹੈ ਆਦਮੀ ਦਾ ਜਾਂ ਕਿਸੇ ਵੀ ਜਾਨਵਰ ਦਾ ਅਸਲ ਚ ਕਰਦਾ ਤਾਂ ਇਹੀ ਹੈ ਜੋ ਕੁਝ ਕਰਦਾ ਹੈ ਆਤਮਾ ਹੀ ਕਰਦੀ ਹੈ ਸਰੀਰ ਦੇ ਥਰੂ ਕਰਦੀ ਹੈ ਇਸ ਕਰਕੇ ਪੁੰਨ ਪਾਪ ਕਰਦੇ ਲੱਗਦੇ ਨੇ ਸਾਨੂੰ ਸਾਹਮਣੇ ਹੋਏ ਨੇ ਤਾਂ ਲੋਕ ਨੂੰ ਪਾਪ ਨੇ ਪਰ ਜਿਹੜਾ ਪਿੱਛੇ ਪਾਣਾ ਕਰਾ ਰਿਹਾ ਇਹਨਾਂ ਤੇ ਉਹ ਨਹੀਂ ਦੀਦਾ ਬਸ ਇੰਨਾ ਫਰਕ ਹੈ ਉਹ ਗੁਪਤ ਕਰਤਾ ਜਿਹੜਾ ਕਰਵਾ ਰਿਹਾ ਇਹ ਪ੍ਰਗਟ ਕਰਤਾ ਪ੍ਰਗਟ ਵਾਲਾ ਦੀਦਾ ਗੁਪਤ ਵਾਲਾ ਦੀਦਾ ਜਿਹੜਾ ਇਹਨਾਂ ਨੂੰ ਸਾਹਮਣੇ ਪ੍ਰਗਟ ਆ ਨੂੰ ਕਰਤਾ ਮੰਨ ਬੈਠੇ ਇੱਥੋਂ ਧਰਮ ਦਾ ਫਰਕ ਪਿਆ ਹੋਇਆ ਜਿਹੜਾ ਆਹ ਧਰਮ ਹੈ ਗੁਰਮਤ ਵਾਲਾ ਗੁਰਮਤ ਵਾਲਾ ਜਿਹੜਾ ਧਰਮ ਹੈ ਸੱਚ ਧਰਮ ਹੈ ਕਹ ਲੋ ਸਿੱਖ ਧਰਮ ਜਿਹਨੂੰ ਕਹਿਣ ਲੱਗੇ ਹੁਣ ਸਿੱਖ ਧਰਮ ਨਹੀਂ ਹੈ ਸੱਚ ਧਰਮ ਹੈ ਧਰਮ ਸਿੱਖ ਧਰਮ ਕਹਿਣਾ ਗਲਤ ਹੈ ਸਿੱਖਿਆ ਦਾ ਇੱਕ ਧਰਮ ਸਿੱਖਿਆ ਸਿੱਖੀ ਸਿੱਖਿਆ ਦਾ ਰੋ ਸਿੱਖ ਆਪਣੇ ਆਪ ਕੋਈ ਧਰਮ ਨਹੀਂ ਹੈ ਧਰਮ ਦੀ ਸਿੱਖਿਆ ਦਾ ਨਾਮ ਸਿੱਖੀ ਹੈ ਸੱਚ ਧਰਮ ਦੀ ਸਿੱਖਿਆ ਜਿਹੜਾ ਉਹਨਾਂ ਨੂੰ ਸਿੱਖੀ ਹੈ ਧਰਮ ਸੱਚ ਹੈ ਸਿੱਖ ਧਰਮ ਕਹਿ ਕਹਿ ਕੇ ਅਸੀਂ ਗਲਤ ਕੰਮ ਕਰ ਲਿਆ ਲੋਕ ਇਹ ਤੋਂ ਨਫ਼ਰਤ ਕਰਨ ਲੱਗੇ ਇੱਕ ਖਾਸ ਜਮਾਤ ਨੂੰ ਸਿੱਖ ਕਹਿਣ ਲੱਗੇ ਸੰਪਰਦਾਇ ਨੂੰ ਉਹਦਾ ਨਾਮ ਸਿੱਖ ਪੈ ਗਿਆ ਆਏ ਧਰਮ ਦਾ ਨਾਮ ਸਿੱਖ ਧਰਮ ਪੈ ਗਿਆ ਲੋਕ ਇਹ ਤੋਂ ਪਿਛੜ ਗਏ ਹੁਣ ਬਦਲਣਾ ਪਊ ਸਾਨੂੰ ਇਹਦਾ ਡੈਫੀਨੇਸ਼ਨ ਬਦਲਣੀ ਪਊ ਡੈਫੀਨੇਸ਼ਨ ਗਲਤ ਹੈ ਨਾ ਜਿਹੜੀ ਗਲਤ ਡੈਫੀਨੇਸ਼ਨ ਦਰੁਸਤ ਕਰਨੀ ਪਊ ਦੁਬਾਰਾ ਡਿਫਾਈਨ ਕਰਨਾ ਪਊ ਇਹਨੂੰ ਸੱਚ ਧਰਮ ਹੈ ਸਿੱਖ ਮਤ ਸਿੱਖ ਮਤ ਹੈ ਸਿੱਖ ਮਤ ਸਭ ਬੁੱਧ ਤੁਹਾਰੇ ਗੁਰਬਾਣੀ 'ਚ ਜੋ ਲਿਖਿਆ ਉਹਦੇ ਅਨੁਸਾਰ ਹੀ ਇਹ ਜੇ ਚੱਲਾਂਗੇ ਫਿਰ ਸਾਰਿਆਂ ਦਾ ਧਰਮ ਹੈ ਜੇ ਜੋ ਅਸੀਂ ਅੱਜ ਮੰਨੀ ਬੈਠੇ ਆ ਵਿਦਵਾਨਾਂ ਦੇ ਤੌਰ ਤੇ ਜੋ ਪ੍ਰਚਲਿਤ ਹੈ ਫਿਰ ਲੋਕ ਇਹਦੋਂ ਦੂਰ ਹੋ ਜਾਣਗੇ ਅਸਲ ਵਿੱਚ ਜਿਹੜੇ ਅਸੀਂ ਸਿੱਖ ਆਪਣੇ ਆਪ ਨੂੰ ਕਹੋ ਰਹੇ ਸਿੱਖਦਾ ਸੀ ਨਹੀਂ ਕਿ ਗੁਰੂ ਦੀ ਗੱਲੇ ਨਹੀਂ ਮੰਨਦੇ ਸਿੱਖ ਆਲੇ ਸਿੱਖ ਅਸੀਂ ਆ ਹੋਰ ਕੋਈ ਸਿੱਖ ਹੈ ਨਹੀਂ ਸਾਡਾ ਧਰਮ ਹੈ ਹੋਰ ਕਿਸੇ ਦਾ ਹੈ ਨਹੀਂ ਇਹ ਧਾਰਨਾ ਹੀ ਗਲਤ ਹੈ ਇਹ ਧਾਰਨਾ ਨੇ ਨੁਕਸਾਨ ਕੀਤਾ ਸਾਰਾ ਅਸੀਂ ਸਿੱਖ ਬਣਨਾ ਸੀ ਸਿੱਖਿਆ ਲੈ ਕੇ ਜੇ ਅਸੀਂ ਸਿੱਖਾਂ ਦੱਸੋ ਸਿੱਖੀ ਕੀ ਹੁੰਦੀ ਹੈ ਜੇ ਦੱਸ ਨਹੀਂ ਸਕਦੇ ਐਕਸਪਲੇਨ ਨਹੀਂ ਕਰ ਸਕਦੇ ਸਿੱਖੀ ਕੀ ਹੈ ਉਹ ਕੋਈ ਨਾ ਕਹੇ ਸਮਝਾਏ ਇਹੀ ਗੱਲ ਸਿੱਖ ਦੱਸੇ ਕਿ ਕਿਸ ਤਰੀਕੇ ਨਾਲ ਜਨਮ ਮਰਨ ਤੋਂ ਮੁਕਤ ਹੋਇਆ ਜਾਊਗਾ ਛੁਟਕਾਰਾ ਮਿਲਦਾ ਜਿਹੜਾ ਸਮਝਾ ਸਕਦਾ ਉਹ ਸਿੱਖ ਵਰਨਾ ਕੋਈ ਸਿਖਾਇਆ ਹੋਰ ਨਹੀਂ ਐਵੇਂ ਕਬਜ਼ਾ ਨਹੀਂ ਰਹਿਣਾ ਕਿਸੇ ਦਾ ਹੁਣ ਸਿੱਖੀ ਤੇ ਉਹ ਗੱਲਾਂ ਗਈ ਚੱਲ ਲਿਆ ਬਥੇਰਾ ਤਨ 100 ਸਾਲ ਤੁਹਾਡਾ ਹੁਣ ਤੁਸੀਂ ਜਿਹੜਾ ਗੁਰੂ ਹੈ ਤੁਹਾਡਾ ਉਹਦੇ ਨਾਲ ਰਹੋ ਟੋੜ ਲੋ ਕਿੱਥੇ ਆ ਜਿਹੜਾ ਤਨ 100 ਸਾਲ ਰਹੇ ਉਹ ਗੁਰੂ ਨਾਲ ਗੁਰੂ ਮਾਇਆ ਤੁਹਾਡੀ ਜਿਹੜਾ 100 ਸਾਲ ਅਜ ਤੋਂ ਰਹੇ ਉਹ ਮਾਇਆ ਬੋਲ ਕਾ ਗੁਰੂ ਆ ਗੁਰੂ ਨਹੀਂ ਹੈ ਜੇ ਆ ਸੀ ਤਾਂ ਦੱਸੋ ਕੀ ਹੈ ਕੀ ਕਹਿੰਦਾ ਇਹ ਤੋਂ ਕੀ ਸਿੱਖਿਆ ਤੁਸੀਂ ਗੋਲਕ ਤਾਂ ਬਹੁਤ ਕੁਝ ਸਿੱਖਿਆ ਤੁਸੀਂ ਗੋਲਕ ਤੋਂ ਸਿੱਖਿਆ ਜਾਲੀ ਮਿਲ ਕੇ ਮੈਂ ਜਾਉਣ ਨੇ ਇਹ ਸਿੱਖਿਆ ਗੁਰਦੁਆਰਿਆਂ ਦੇ ਵਿੱਚ ਹਾਰ ਸ਼ਿੰਗਾਰ ਕਿਵੇਂ ਕਰਨੇ ਨੇ ਗੁਰਦੁਆਰਿਆਂ ਨੂੰ ਕਿਵੇਂ ਸ਼ਿੰਗਾਰਨਾ ਪੱਥਰ ਕਿਵੇਂ ਲਾਉਣੇ ਨੇ ਡਿਜ਼ਾਈਨ ਵਧੀਆ ਲੰਦਰ ਹਾਲ ਕਿਵੇਂ ਬਣਾਉਣੇ ਨੇ ਬਿਲਡਿੰਗਾਂ ਕਿਵੇਂ ਬਣਾਉਣੇ ਇਹ ਸਿੱਖਿਆ ਤੁਸੀਂ ਹੋਰ ਕੀ ਸਿੱਖਿਆ ਤੁਸੀਂ ਮਾਇਆ ਗਲਿਆਰੇ ਬਣਾਉਣੇ ਨੇ ਸੁੰਦਰਤਾ ਬਣਾਉਣੀ ਹੈ ਇਹ ਤੇ ਖੇਡ ਇਹ ਤਾਂ ਮਾਇਆ ਸਿੱਖਿਆ ਕੀ ਲਈ ਹੈ ਇਹਨਾਂ ਅੱਖਰਾਂ ਦੇ ਵਿੱਚੋਂ ਕੀ ਖੋਜਿਆ ਇਹਨਾਂ ਅੱਖਰਾਂ ਦੇ ਕੋਈ ਗੁਰਮੁਖ ਖੋਜਿਆ ਖੋਜਿਆ ਜਿਹੜਾ ਗ੍ਰੰਥ ਰੱਖਿਆ ਉੱਥੇ ਪੋਥੀ ਪਰਮੇਸ਼ਰ ਦਾ ਥਾਨ ਰੱਖਿਆ ਉਹ ਪਰਮੇਸ਼ਰ ਤੋਂ ਕੀ ਪੁੱਛਿਆ ਉਹਦੇ ਕੋਲੋਂ ਕੀ ਸਿੱਖਿਆ ਲਈ ਉਹ ਦੱਸੋ ਹੁਣ ਉਹ ਵਕਤ ਆ ਗਿਆ ਉਹ ਗਈ ਆਈ ਗੱਲ ਬਾਇਆ ਬਾਇਆ ਲੋਕਾਂ ਕੋਲ ਥੇਰੀ ਇਹ ਪਰਦਾ ਚੱਕਿਆ ਗਿਆ ਸਭ ਤੁਹਾਡਾ ਬਾਇਆ ਖਤਰ ਲੜਾਈ ਹੈ ਤੁਹਾਡੀ ਉਹ ਵਿਸ਼ਵਾਸ ਨਹੀਂ ਰਿਹਾ ਲੋਕਾਂ ਨੂੰ ਤੁਹਾਡੇ ਤੇ ਆਪ ਵੀ ਚੁੱਪ ਹੋ ਤੁਸੀਂ ਬਾਬੜ ਵੀ ਚੁੱਪ ਕਰ ਗਿਆ ਦਾ ਤੁਸੀਂ ਵੀ ਚੁੱਪ ਕਰ ਜਾਓਗੇ ਛੇਤਰ ਜਿਆਦਾ ਪਾਸੇ ਦੇ ਪਈ ਜਾਂਦੇ ਜਵਾਬ ਕੋਈ ਵੀ ਨਹੀਂ ਦੇ ਰਿਹਾ ਪੰਡਤ ਵੀ ਇਹੀ ਕਰਦਾ ਤੁਸੀਂ ਵੀ ਇਹੀ ਕਰ ਲਾਗੇ ਉਹ ਸਾਰਾ ਹਿਸਾਬ ਕਿਤਾਬ ਪੜਨ ਵਾਲਾ ਤੁਹਾਡੇ ਕੋਲ ਹੈ ਉਹੀ ਪੋਜੀਸ਼ਨ ਹੋ ਗਈ ਤੁਹਾਡੀ ਜਿਹੜੀ ਪੜਨਤ ਵਾਲੀ ਸੀ ਪੜਨੇ ਵਾਲੀ ਪੜਿਆ ਕਵੜ ਕਮਤ ਤੁਮ ਲੱਗੇ ਉਹੀ ਕਮਤ ਤੁਸੀਂ ਲੱਗੇ ਜਿਹੜੀ ਕਮਤ ਪੰਡਤ ਲੱਗਿਆ ਸੀ ਬੋਲੀ ਕੋ ਜਾਣੇ ਉਹ ਕਬ ਹੋਈ ਗਈ ਜੀ ਬੂਟੋ ਕੇ ਪਰਿਵਾਰ ਸਕਲ ਨੂੰ ਨਾਮ ਆਰਾਮ ਨਾਲ ਜਪੋ ਭਾਗੇ ਇਹ ਕੰਮ ਤੁਹਾਡੇ ਅੱਜ ਤਾਂ ਇਹ ਗੱਲ ਸਾਡੇ ਤੇ ਆਉਂਦੀ ਹੈ ਵੱਡੇ ਨੂੰ ਕੀ ਕਹਿਣਾ ਤੁਹਾਡੇ ਤੇ ਆਉਂਦੀ ਹੈ ਤਾਂ ਗੱਲ ਇਹਦਾ ਜਵਾਬ ਦੇਣਾ ਪਊਗਾ ਜੇ ਜਵਾਬ ਹੈ ਨਹੀਂ ਜੇ ਤੁਸੀਂ ਛੁੱਟਣ ਦੀ ਵਿਧੀ ਨਹੀਂ ਜਾਣਦੇ ਕਿ ਤਰੀਕੇ ਨਾਲ ਜਨਮ ਕਟਿਆ ਜਾ ਸਕਦਾ ਜੇ ਇਹ ਨਹੀਂ ਦੱਸ ਸਕਦੇ ਤਾਂ ਤੁਸੀਂ ਸਿੱਖੇ ਨਹੀਂ ਫਿਰ ਗਏ ਤੁਸੀਂ ਤਾਂ ਕਹਿੰਦੇ ਅਸੀਂ ਸਿੱਖਾਂ ਸਿੱਖ ਬੜੇ ਨਹੀਂ ਬੜੇ ਨਹੀਂ ਜਦ ਪਹਿਲਾਂ ਹੀ ਸਿੱਖੋ ਬੜਨਾ ਵੀ ਹੈ ਨਹੀਂ ਲਜਾਇਦ ਅਸੀਂ ਬਣ ਗਏ ਹੁਣ ਜਿਹੜਾ ਸਿੱਖ ਹੈਗਾ ਉਹ ਤਾਂ ਬਣ ਗਿਆ ਜਹਜਾ ਵੀ ਬਣ ਗਿਆ ਉਹ ਤਾਂ ਬਣ ਗਿਆ ਇਹ ਤਾਂ ਕਹੋ ਦੀ ਸਿੱਖ ਬਣੇ ਨਹੀਂ ਬਣਦਾ ਜੇ ਸਿੱਖ ਹੈ ਜੋ ਤਾਂ ਰਿਜੈਕਟਡ ਹੋ ਕੋਈ ਚੀਜ਼ ਬਣਾ ਰਹੇ ਹੋ ਕੋਈ ਆਈਟਮ ਬਣ ਰਹੀ ਹੈ ਗਲਤ ਬਣ ਗਈ ਤਾਂ ਦੁਬਾਰਾ ਢਾਲ ਕੇ ਫਿਰ ਉਹਦੇ ਜਾਊ ਨਾ ਪੱਠੀ 'ਚ ਦੁਬਾਰਾ ਪੱਠੀ ਢਾਲ ਕੇ ਆਉਗੀ ਤਾਂ ਕਦੇ ਦੁਬਾਰਾ ਠੀਕ ਬਣੂਗੀ ਫਿਰ ਅਗਲੇ ਜਨਮ ਦੀ ਗੱਲ ਕਰੋ ਹੁਣ ਤੁਸੀਂ ਐਚ ਨਹੀਂ ਲੋ ਤਾਂ ਅਗਲੇ ਜਨਮ ਦੀ ਗੱਲ ਹੋਗੀ ਨਾ ਉਹ ਵੀ ਜੇ ਬਣਨਾ ਹੋ ਜੀ ਨਾ ਇੱਛਾ ਹੋ ਜਿਹੜਾ ਇੱਛਾ ਹੋ ਸਹੀ ਸਿੱਖ ਉਹ ਬਣੂਗਾ ਜਿਹੜਾ ਸਿੱਖ ਹੈ ਦੀ ਸਿੱਖ ਉਹ ਬਣੂਗਾ ਹੁਣ ਤੋਂ ਪੜਾਈ ਉਹ ਸ਼ੁਰੂ ਕਰੂਗਾ ਸਿੱਖੀ ਦੀ ਜਿਹੜਾ ਬਣੂਗਾ ਮੈਂ ਸਿੱਖ ਨਹੀਂ ਹੋਗਾ ਜਿਹੜਾ ਕਹਿੰਦਾ ਮੈਂ ਸਿੱਖਾਂ ਉਹ ਰਿਜੈਕਟਡ ਹੋ ਗਿਆ ਇਹ ਤਾਂ ਦੱਸੇ ਸਿੱਖੀ ਕੀ ਹੈ ਜੋ ਸਿੱਖੀ ਆਪਣੀ ਮਰਜ਼ੀ ਦੀ ਦੱਸਦਾ ਜਿਵੇਂ ਸਪੋਕਸਮੈਨ ਦੱਸਦਾ ਜਾਂ ਹੋਰ ਦੱਸਦੇ ਵਿਦਵਾਨ ਉਹ ਰਿਜੈਕਟਡ ਉਹ ਸਿੱਖੀ ਜੇ ਗੁਰਬਾਣੀ ਦਾ ਮੇਲ ਖੜਾਣੀ ਸਿੱਖੀ ਨਹੀਂ ਹੈ ਤੁਹਾਡੇ ਕੋਲ ਤਾਂ ਤੁਸੀਂ ਰਿਜੈਕਟ ਹੋਗੇ ਤੁਹਾਡੀ ਆਪਣੀ ਬੰਦੀ ਸਿੱਖੀ ਹੈ ਤੁਹਾਡੀ ਮਨਵਤ ਹੈ ਇਹਾਂ ਮੇਲ ਕਿਉਂ ਨਹੀਂ ਖਾਦੀ ਸਿੱਖੀ ਤੁਹਾਡੀ ਤਾਂ ਗੁਰੂ ਦੀ ਸਿੱਖੀ ਨਹੀਂ ਉਹ ਪਰਮੇਸ਼ਰ ਦੀ ਅਸੀਂ ਹੋਈ ਸਿੱਖੀ ਦੀ ਉਹ ਤੁਹਾਡੀ ਆਪਣੀ ਹੈ ਸਿੱਖੀ ਕਿਆ ਮੰਨੋ ਅਸੀਂ ਸਿੱਖ ਨਹੀਂ ਜੇ ਸਿੱਖੋ ਫਿਰ ਉਹ ਦੁੱਧ ਜਿਹੜਾ ਖਰਾਬ ਹੋ ਗਿਆ ਨਾਲੀ ਡੋਲਣ ਵਾਲਾ ਸਿੱਖ ਮੈਂ ਬਣ ਜਾਣਗੇ ਬਥੇਰੇ ਬਣ ਜਾਣਗੇ ਸਿੱਖਾਂ ਦਾ ਕੋਈ ਘਾਟਾ ਨਹੀਂ ਹੁਣ ਉਹਨੇ ਉਹ ਤਾਂ ਜ਼ਿਆਦਾ ਗਏ ਜਿਹੜੇ ਗੁਰੂ ਅਨਕ ਵੇਲੇ ਬਣੇ ਸੀ ਫੜੇ ਬਣ ਜਾਂਦੇ ਉਹਦਾ ਬਾਹਰ ਵੈਰੀਆ ਲੱਗਿਆ ਹੋਇਆ ਉਹਨਾਂ ਦਾ ਤੁਸੀਂ ਵੰਡ ਨਹੀਂ ਦਿੰਦੇ ਹੁਣ ਸਹੀ ਉਹਨਾਂ ਖਾਤਰ ਦਾ ਤੁਹਾਡਾ ਵੈਰੀਆ ਲਾਇਆ ਹੋਇਆ ਜਿਹਨਾਂ ਨੇ ਸਿੱਖ ਵੰਡ ਜਦੋਂ ਵੈਰੀਆ ਚੱਕਦਾ ਉਹਨਾਂ ਦਾ ਤਾਂ ਇੱਕਦਮ ਆ ਵੰਡ ਸਾਰਿਆਂ ਦੇ ਸਿੱਖ ਥੋੜਾ ਕਦੇ ਜ਼ਿਆਦਾ ਆ ਜਾਣਗੇ ਤੁਹਾਨੂੰ ਪੁੱਛਣ ਪੁੱਛਣਗੇ ਵੀ ਸਿੱਖੀ ਕੀ ਹੁੰਦੀ ਹੈ ਦੱਸ ਦੇਣਗੇ ਸੰਸਾਰ ਨੂੰ ਵੀ ਸਿੱਖੀ ਆ ਹੁੰਦੀ ਹੈ ਤੁਹਾਡੇ ਕੋਲ ਕੋਈ ਜਵਾਬ ਨਹੀਂ ਸਰਦਾ ਪੜਨ ਦੇ ਕੋਲੋਂ ਕੀ ਜਵਾਬ ਸਰਿਆ ਹੁਣ ਸਿੱਖ ਰੋਵੇ ਪੜਨ ਗਿਆਨ ਗਵਾਏ ਉਹ ਰੋਂਦਾ ਫਿਰ ਤੁਸੀਂ ਰੋਂਦੇ ਫਰੀ ਜਾਓ ਬਹੁ ਵਿਧ ਧਰਮ ਰੂਪੀਏ ਕਰਤਾ ਦੀਸੇ ਸੇ ਸਭ ਲੋਏ ਕਵਨ ਕਰਮ ਤੇ ਛੁੱਟੀਏ ਜੇ ਸਾਦੇ ਸਭ ਸਿੱਧੀ ਹੋਏ ਬਹੁ ਵਿਧ ਧਰਮ ਰੂਪੀਏ ਕਰਤਾ ਦੀਸੇ ਸੇ ਸਭ ਲੋਏ ਧਰਮ ਦਾ ਤੁਸੀਂ ਬਹੁਤ ਬਣਾ ਲਏ ਬੱਤਾ ਦਾ ਬਹੁਤ ਬਣਾ ਲਿਆ ਕਰਤਾ ਸਾਰਿਆਂ ਦੀ ਦਾ ਮੈਨੂੰ ਕਵਨ ਕਰਮ ਨੂੰ ਕਹਿੰਦਾ ਕਵਣ ਕਰਮ ਤੇ ਛੁੱਟ ਕੇ ਦੱਸੋ ਕਿਹੜੇ ਕਰਮ ਤੋਂ ਛੁਟਕਾਰਾ ਹੋਊਗਾ ਧਰਮ ਨੂੰ ਤੁਸੀਂ ਕਰਮ ਬਣਾਤਾ ਸੰਤਾਂ ਦੀ ਵੀ ਆਪਣੀ ਆਪਣੀ ਮਰਿਆਦਾ ਦੱਸੇ ਕੋਈ ਸੰਤ ਵੀ ਐ ਛੁਟਕਾਰਾ ਹੋਊਗਾ ਕਵਣ ਕਰਮ ਤੇ ਛੁੱਟੀ ਹੈ ਕਵਣ ਕਰਮ ਤੇ ਛੁੱਟੀ ਹੈ ਜੇ ਸਾਦੇ ਸਭ ਸਿੱਧੀ ਹੋਏ ਜੇ ਸਾਦੇ ਸਭ ਸਿੱਧ ਹੋਏ ਸਾਧਨ ਜਿਹੜੇ ਕਰਮ ਦੇ ਦੀ ਸਾਧਨਾ ਨਾਲ ਸਾਰੀ ਉਹ ਸਮਝ ਆ ਜਵੇ ਛੁੱਟਣ ਦੀ ਵਿਧੀ ਸਮਝ ਆ ਜਵੇ ਉਹ ਚਾਹੇ ਕਰਮ ਹੋਵੇ ਦੱਸੋ ਜੇ ਕੋਈ ਕਹਿੰਦਾ ਮਾਲਾ ਫੇਰਨਾ ਹੋ ਜੂ ਤਾਂ ਦੱਸੇ ਮਾਲਾ ਫੇਰਨਾ ਕਿਸੇ ਦੀ ਪਹਿਲਾਂ ਤੂੰ ਦੱਸ ਜਿਹੜਾ ਕਹਿੰਦਾ ਹੋ ਜਾਂਦੀ ਹੈ ਤੈਨੂੰ ਹੋ ਗਈ ਜੇ ਤੈਨੂੰ ਨਹੀਂ ਹੋਈ ਤੂੰ ਝੂਠ ਬੋਲਦਾ ਸਭ ਸਿੱਧ ਹੋਏ ਤੂੰ ਕਿਹਦਾ ਆਧਾਰ ਤੇ ਕਹਿ ਰਿਹਾ ਵੀ ਹੋ ਜੂ ਜੇ ਤੈਨੂੰ ਨਹੀਂ ਹੋਈ ਤੇਰੇ ਕੋ ਕੀ ਆਧਾਰ ਸਾਰੀ ਸੋਚੀ ਹੋ ਜਾਂਦੀ ਸਾਰੀ ਸੋਚੀ ਹੋ ਜਾਂਦੀ ਹੈ ਬਾਲਾ ਫੇਰੇ ਤੇ ਜੇ ਤੈਨੂੰ ਨਹੀਂ ਹੋਈ ਤੇਰੇ ਗੁਰੂ ਨੇ ਕਹਾ ਬਾਲਾ ਫੇਰੀ ਸੀ ਉਹਨੇ ਤੈਨੂੰ ਸੋਝੀ ਕੀ ਦਿੱਤੀ ਰਾੜੇ ਵਾਲੇ ਨੇ ਕੀ ਦਿੱਤੀ ਅੱਜ ਕੋਲ ਹੈ ਦੇਖ ਲਓ ਕੀ ਕਰਦੇ ਨੇ ਉਹ ਉਹ ਸੋਝੀ ਵਾਲੀ ਗੱਲ ਕਰਦੇ ਨੇ ਫਿਰ ਉਹਦੇ ਕੋਲ ਜੋ ਥਾ ਤੁਹਾਨੂੰ ਦੇ ਦਿੱਤਾ ਇਹਨਾਂ ਦੇ ਜਿਹੜੇ ਚੇਲੇ ਅੱਜ ਸਿੱਖਾਂ ਕੋਲ ਵੀ ਹੋਈ ਹੈ ਜੋ ਗੁਰੂ ਨੇ ਦਿੱਤਾ ਹੋਰ ਕੀ ਹੋਊਗਾ ਜੋ ਬਾਣੀ ਨੇ ਦਿੱਤਾ ਹੈ ਗੁਰੂ ਬਾਣੀ ਹੋਈ ਹੈ ਸਾਡੀ ਉਹ ਭਗਤਾਂ ਨੇ ਤਾਂ ਬੋਲੀ ਆ ਬਾਣੀ ਨਾਨਕ ਨੇ ਤਾਂ ਬੋਲੀ ਆ ਬਾਣੀ ਲੈਣਾ ਤਾਂ ਉਹਦੇ ਤੇ ਜੋ ਕੋ ਲੈਣਾ ਨਾਨਕ ਤੋਂ ਨਹੀਂ ਲੈਣਾ ਅਸੀਂ ਨਾਨਕੇ ਬੈਠਾ ਹੈ ਜੋ ਬਾਣੀ ਹੈ ਸਾਡੇ ਕੋਲ ਬਾਣੀ ਔਰ ਨਾਨਕ ਹੈ ਹੁਣ ਬਾਣੀ ਔਰ ਅਵਦਾਸ ਹੈ ਗੁਰਬਾਣੀ ਉਹ ਤਨਾ ਹੈ ਗੁਰਬਾਣੀ ਉਹ ਕਬੀਰ ਹੈ ਬਸ ਇਹੀ ਹੈ ਹੁਣ ਸਾਡੇ ਕੋਲ ਸਭ ਕੁਝ ਸਾਰੇ ਇਹੀ ਬੈਠੇ ਨੇ ਇਹਨਾਂ ਨਾਲ ਗੱਲਬਾਤ ਗੱਲਬਾਤ ਉਹਦੇ ਨਾਲ ਕਰ ਰਹੇ ਹੋਰ ਕਿਹਦੇ ਨਾਲ ਕਰ ਰਹੇ ਉਹੀ ਦੱਸ ਰਿਹਾ ਹੈ ਗੁਰਬਾਣੀ ਉਹ ਸਭ ਹੈ ਸਾਰੇ ਵਿੱਚੇ ਬੈਠੇ ਨੇ ਕੇ ਕਹਿੰਦੇ ਇਕਲਾ ਨਾ ਚਾਹੇ ਕਿਸ਼ਬਦ ਹੈ ਚਾਹੇ ਸਾਰੇ ਹੀ ਗਲਤ ਹੈ ਕੋਈ ਨਹੀਂ ਸਾਰਿਆਂ ਦੀ ਕੋਈ ਕਿਸ਼ਬਦ ਸ਼ਬਦ ਸਿੱਧ ਦੇ ਦੂਗਾ ਤੁਹਾਨੂੰ ਇਹਨੇ ਇਹ ਤੋਂ ਕੀ ਲਿਆ ਤੁਸੀਂ ਇਹ ਦੱਸੋ ਜੇ ਤਾਂ ਕੁਝ ਲਿਆ ਹੀ ਨਹੀਂ ਫਿਰ ਰੌਲਾ ਕਾਹਦਾ ਪਾਇਆ ਤੁਸੀਂ ਕਿਉਂ ਪਾਇਆ ਰੌਲਾ ਬਲੈਕਮੇਲ ਕਰਨ ਖਾਤਰ ਪਾਇਆ ਰੌਲਾ ਲੋਕਾਂ ਨੂੰ ਕਿਆ ਗੋਲਕ ਪਰ ਵਾਸਤੇ ਪਾਇਆ ਸੀ ਰੌਲਾ ਇਹ ਕਾਹਦਾ ਰੌਲਾ ਸੀ ਕਿਆ ਇਲੈਕਸ਼ਨ ਵੋਟਾਂ ਲੈਣ ਵਾਸਤੇ ਪਾਇਆ ਸੀ ਹਾਈਲਾਈਟ ਤੁਸੀਂ ਜਿਹੜਾ ਇਹਨਾਂ ਕੁਝ ਕੀਤਾ ਕਾਹਦੇ ਵਾਸਤੇ ਕੀਤਾ ਉਹਦਾ ਮੁੱਦਾ ਕੀ ਸੀ ਸੰਸਾਰ ਨੂੰ ਕੀ ਦੇਣਾ ਸੀ ਪਬਲਿਕ ਨੂੰ ਕੀ ਦਿੱਤਾ ਪ੍ਰਯੋਜਨ ਕੀ ਸੀ ਉਹਦੇ ਪਿੱਛੇ ਤੁਹਾਡਾ ਇਹ ਸਮਝਾਓ ਹੁਣ ਜੇ ਛੁੱਟਣ ਦੀ ਵਿਧੀ ਨਹੀਂ ਤਾਂ ਅਸੀਂ ਅੱਜ ਤੇ ਖੋਜੀ ਇਹਦਾ ਖਰਾਬ ਹੈ ਕੋਈ ਗੁਰੂ ਖੋਜੇ ਤਾਂ ਕਿਉਂ ਨਹੀਂ ਖੋਜੀ ਇਹਨਾਂ ਥੋੜਾ ਪ੍ਰਯੋਜਨ ਹੈ ਨਹੀਂ ਸੀਗੇ ਕੋਈ ਦਾ ਤਾਂ ਕਿਸੇ ਨੂੰ ਦੱਸਣ ਦਾ ਨਾ ਆਪ ਪ੍ਰਾਪਤ ਕਰਨ ਦਾ ਤੁਸੀਂ ਤਾਂ ਬੁੱਧਾ ਹੀ ਛੱਡ ਦਿੱਤਾ ਫਿਰ ਸਿੱਖੀ ਦਾ ਬੁੱਧਾ ਹੀ ਛੱਡ ਦਿੱਤਾ ਉੱਧਾ ਛੱਡਿਆ ਹੋਇਆ ਹੈ ਕਹਿੰਦੇ ਤੁਸੀਂ ਸਿੱਖ ਬਲੈਕਮੇਲ ਕਿਹਨੂੰ ਕਰਦੇ ਹੋ ਕਿਹਨੂੰ ਕਰਦੇ ਰਹੇ ਹੋ ਸਮਾਂ ਆ ਗਿਆ ਜਵਾਬ ਦੇਣ ਦਾ ਜਵਾਬ ਕੋਈ ਹੈ ਨਹੀਂ ਕਹੇਗਾ ਦੇ ਦਿਓ ਹੈਗਾ ਦੇ ਦਿਓ ਦੱਸ ਦਿਓ ਕਰਮ ਅਕਰਮ ਵਿਚਾਰੀ ਹੈ ਸੰਕਾ ਸੁਣ ਬੇਦ ਪ੍ਰਾਣ ਕਰਮ ਅਕਰਮ ਵਿਚਾਰੀ ਹੈ ਜੇ ਕਰਮ ਜਿਹੜਾ ਹੈ ਔਰ ਅਕਰਮ ਕਰਮ ਹੈ ਨਹੀਂ ਅਕਰਮ ਵਿਰੋਧੀ ਕਰਮ ਕਰਮ ਤੇ ਉਹਦੇ ਵਿਰੋਧੀ ਹੁੰਦੇ ਨੇ ਜਿਵੇਂ ਤਰਕ ਤੇ ਕੁਤਰਕ ਹੁੰਦਾ ਕਰਮ ਅਕਰਮ ਵਿਚਾਰੀ ਹੈ ਅਸਲ ਜਿੰਨੇ ਵੀ ਕਰਮ ਨੇ ਅਕਰਮ ਨੇ ਕਰਮ ਹੈ ਉਹ ਨਹੀਂ ਜਿਹੜੇ ਕਰਮ ਧਰਮ ਨੇ ਨਾ ਇਹ ਅਕਰਮ ਨੇ ਸਾਰੇ ਕਰਮ ਧਰਮ ਪਖੰਡ ਜਿਹੜੀ ਜਿਹੜੇ ਕਰਮ ਦੀਦੇ ਨੇ ਨਾ ਆਦਮੀ ਦੀ ਅੱਖ ਨਾਲ ਕਰਦਾ ਉਹ ਪਖੰਡ ਹੈ ਸਾਰਾ ਜਿਹੜਾ ਕਰਮ ਅੱਖ ਨੂੰ ਨਹੀਂ ਦੀਦਾ ਉਹ ਠੀਕ ਹੈ ਸ਼ਬਦ ਵਿਚਾਰ ਵਾਲਾ ਜਿਹੜਾ ਕਰਮ ਅੱਖ ਨੂੰ ਦੀਦਾ ਨਹੀਂ ਆਦਮੀ ਆਪਣੇ ਅੰਦਰ ਕਰ ਰਿਹਾ ਉਹ ਤਾਂ ਸ਼ਬਦ ਵਿਚਾਰ ਦਾ ਅੰਦਰ ਹੋ ਰਹੀ ਹੈ ਬਾਹਰ ਤਾਂ ਦੀਦੀ ਨਹੀਂ ਹੋ ਬਾਹਰ ਇਹਨਾਂ ਕਰਮ ਦੀਦੇ ਨੇ ਜਿਹੜੇ ਲੋਕ ਕਰਦੇ ਨੇ ਬੋਲਾ ਫੇਰਦੇ ਨੇ ਚਾਹੇ ਚਾਹੇ ਕਾਰ ਸੇਵਾ ਵਾਲੇ ਨੇ ਚਾਹੇ ਕੋਈ ਲੰਗਰ ਚਲਾਉਂਦਾ ਇਹ ਸਾਰੇ ਕਰਮ ਨੇ ਇਹਦੇ ਨਾਲ ਪ੍ਰਾਪਤੀ ਨਹੀਂ ਹੋਣੀ ਇਹਦੇ ਨਾਲ ਮੰਨੀ ਬਹੁ ਪ੍ਰਾਪਤੀ ਸ਼ਬਦ ਬਾਜ਼ਾਰ ਚ ਹੋਣੀ ਜੇ ਉਹਨਾਂ ਕਰਮਾਂ ਚੋਂ ਪ੍ਰਾਪਤ ਸ਼ਬਦ ਬਾਜ਼ਾਰ ਤਾਂ ਕਰਦੇ ਨਹੀਂ ਉਹ ਕਰਮ ਕਰਦੇ ਹੋ ਉਹਦਾ ਇਹਦਾ ਮਤਲਬ ਹੈ ਉਸ ਕਰਮ ਨੇ ਤੁਹਾਨੂੰ ਸ਼ਬਦ ਵਿਚਾਰ ਤੋਂ ਰੋਕਿਆ ਹੋਇਆ ਤਾਂ ਕਰਮ ਉਹ ਜਿਹੜਾ ਕਰਮ ਸ਼ਬਦ ਵਿਚਾਰ ਤੋਂ ਰੋਕਦਾ ਹੈ ਉਹ ਤੋਂ ਭੈੜਾ ਹੋਰ ਕੀ ਹੋ ਸਕਦਾ ਜੇ ਕਾਰ ਸੇਵਾ ਵਾਲਿਆਂ ਨੂੰ ਸ਼ਬਦ ਵਿਚਾਰ ਤੋਂ ਕਾਰ ਸੇਵਾ ਨੇ ਰੋਕਿਆ ਹੋਇਆ ਹੈ ਉਹ ਤੋਂ ਬੜਾ ਸਰਾਫ ਕੀ ਉਹਦੇ ਵਾਸਤੇ ਜ਼ਿੰਦਗੀ ਲੈ ਕੇ ਬੈਠੀ ਤੁਹਾਡੀ ਸੇਵਾ ਤੋਂ ਸ਼ਬਦ ਵਿਚਾਰ ਨਹੀਂ ਕੀਤੀ ਤੁਸੀਂ ਉਹਨੇ ਰੋਕਿਆ ਹੰਕਾਰ ਬਣ ਕੇ ਵੀ ਅਸੀਂ ਤਾਂ ਜੀ ਸੇਵਾ ਕਰ ਰਹੇ ਹਾਂ ਸਾਨੂੰ ਸ਼ਬਦ ਵਿਚਾਰ ਦੀ ਲੋੜ ਨਹੀਂ ਉਹ ਤਾਂ ਡੁੱਬ ਗਏ ਤੂੰ ਤਾਂ ਬਿਨਾ ਪਾਣੀ ਦੇ ਡੁੱਬ ਕੇ ਮਰ ਗਏ ਤੁਹਾਨੂੰ ਦੱਸੇ ਕੌਣ ਉਹਦਾ ਤੁਹਾਡਾ ਹੰਕਾਰ ਬਣ ਗਈ ਸੇਵਾ ਤਾਂ ਉਹ ਤਾਂ ਡਬੋਤਾ ਸਰੂਰ ਉਹਨੇ ਬਸ ਇਹ ਕਰਮ ਜਿਹੜੇ ਨੇ ਕਰਮ ਤਾਂ ਕਿਹਾ ਹੋਇਆ ਇਹ ਸ਼ਬਦ ਵਿਚਾਰ ਛਡਾ ਦਿੰਦੇ ਜੋ ਗੁਰਬਾਣੀ ਦੀ ਵਿਚਾਰ ਕਰਦੀ ਸੀ ਮਨ ਸਿੱਖਿਆ ਲੈਣੀ ਤੇ ਉਹ ਛਡਾਤੀ ਉਹ ਛੱਡੀ ਹੋਈ ਆ ਕੋਈ ਲੱਗਰ ਚਲਾ ਰਿਹਾ ਕੋਈ ਕੁਛ ਕਰ ਲੈ ਕੋਈ ਕੁਛ ਕਰ ਲੈ ਇਹ ਛੱਡਿਆ ਹੋਇਆ ਗੱਲ ਇਹਦੇ ਨਾਲ ਵੜਨੀ ਸੀ ਉਦੋਂ ਹੀ ਛੱਡਦਾ ਕਿ ਉਹਨੇ ਛਡਾਤਾ ਨਾ ਹੰਕਾਰ ਨੇ ਉਹ ਕਰਮ ਬਹੁਤ ਭੈੜਾ ਕਰਮ ਜਿਹੜਾ ਸਿੱਧੇ ਰਾਹ ਤੋਂ ਤੁਹਾਨੂੰ ਉਲਟੇ ਰਾਹ ਪਾਤਾ ਉਹਨੇ ਇਹ ਸਿੱਧੇ ਰਾਹ ਜਾਣ ਤੋਂ ਰੋਕਿਆ ਹੋਇਆ ਜਿਹੜੇ ਕਰਮ ਨੇ ਸਿੱਧੇ ਰਾਹ ਤੋਂ ਜਾਣ ਤੋਂ ਰੋਕਿਆ ਹੋਇਆ ਐ ਸਭ ਲੋ ਸ਼ਰਾਬ ਦਾ ਨਸ਼ਾ ਹੋ ਕਰਮ ਚਾਹੇ ਧਰਮ ਦਾ ਹੀ ਹੈਗਾ ਕਿ ਉਹਦਾ ਵੀ ਨਸ਼ਾ ਰ ਉਸ ਕਰਮ ਦਾ ਨਸ਼ਾ ਵੀ ਸ਼ਰਾਬ ਦੇ ਨਸ਼ੇ ਨਾਲ ਪੈੜਾ ਸ਼ਰਾਬੀ ਦਾ ਬੰਦਾ ਵੀ ਕੋਈ ਅਪਰਾਧੀ ਹੋ ਉਹਦਾ ਵਿਚਾਰਾ ਦੇਖ ਕੇ ਜੇ ਧਰਮ ਦਾ ਦੇਖ ਲਵੇ ਬੰਦਾ ਉਹਦਾ ਤਾਂ ਮਨ ਸ਼ਰਾਬੇ ਨਸ਼ਾ ਉਤਰ ਜਾਂਦਾ ਪੈਰੀਆਂ ਥਲਾਉਣ ਨੂੰ ਜਾਂਦਾ ਤੁਸੀਂ ਆਕੜੇ ਫਿਰਦੇ ਹੋ ਫੁੱਲੇ ਵੀ ਅਸੀਂ ਤਾਂ ਜੀ ਧਾਰਮਿਕ ਬੰਦੇ ਉਹ ਤਾਂ ਬਿਲਕੁਲ ਕਹਿੰਦਾ ਮੈਂ ਤਾਂ ਜੀ ਅਪਰਾਧੀ ਹਾਂ ਕਮ ਤੋਂ ਕਮ ਇੰਨਾ ਤਾਂ ਬੰਦਾ ਹੋ ਤੁਸੀਂ ਤਾਂ ਇਹ ਵੀ ਨਹੀਂ ਬੰਦੇ ਸ਼ਰਾਬ ਲੋ ਵੀ ਪੈੜਾ ਨਸ਼ਾ ਹੈ ਤੁਹਾਡਾ ਵੱਡੇ ਸੰਤਾਂ ਦਾ ਸ਼ਰਾਬ ਦੇ ਖਿਲਾਫ ਬੋਲਦੇ ਉਹ ਤਾਂ ਪੈੜਾ ਨਸ਼ਾ ਹੈ ਤੁਹਾਡਾ ਹੰਕਾਰ ਐਡਾ ਤੁਹਾਨੂੰ ਹੰਕਾਰ ਉਹ ਸ਼ਰਾਬ ਨੂੰ ਹੰਕਾਰ ਕਾਨੂੰ ਹੈ ਉਹਦਾ ਹੰਕਾਰ ਹੋਰ ਤਰ੍ਹਾਂ ਦਾ ਉਹਦਾ ਧਰਮ ਦੇ ਇਸ ਤੋਂ ਆ ਕੇ ਉਹਦਾ ਹੰਕਾਰ ਡਿੱਗ ਜਾਂਦਾ ਜਾਂ ਧਰਮ ਦੇ ਉੱਥੇ ਪੈਰੀ ਪੈ ਜਾਂਦਾ ਵਾਕੇ ਕਦੇ ਵੀ ਨਹੀਂ ਬੋਲਦਾ ਉਹ ਗੁਰਦਾਰੇ ਜਾਂਦਾ ਉੱਥੇ ਕਹਿੰਦਾ ਜੀ ਮੈਂ ਜਾ ਨਹੀਂ ਸਕਦਾ ਮੈਂ ਅਪਰਾਧੀ ਸ਼ਰਾਬ ਪੀਤੀ ਹੈ ਡਰਦਾ ਹੈ ਉਹ ਤੁਸੀਂ ਨਿਰਭੈ ਹੋਏ ਹੋਏ ਉਦੋਂ ਵੀ ਭੜੇ ਹੋ ਤੁਸੀਂ ਆਪਣੇ ਅੰਦਰ ਝਾਕ ਕੇ ਦੇਖੋ ਜਰਾ ਸ਼ਰਾਬੀਆਂ ਕੋਲ ਬਹਿ ਕੇ ਮੁਕਾਬਲਾ ਕਰਕੇ ਦੇਖੋ ਫੇਰ ਪਤਾ ਲੱਗੂਗਾ ਐਵੇਂ ਨਿੰਦਿਆ ਕਰੀ ਜਾਂਦੇ ਉਹਨਾਂ ਤੁਹਾਡੇ ਨਾਲ ਹਜ਼ਾਰ ਦਰਜੇ ਚੰਗੇ ਹੋ ਅਬਲੀ ਔਰ ਸ਼ਰਾਬੀ ਜਿਹਨੂੰ ਤੁਸੀਂ ਕਹਿੰਦੇ ਹੋ ਅੰਦਰ ਦੇਖੋ ਉਹਨਾਂ ਦਾ ਨਿਬਰਤਾ ਕਿੰਨੀ ਹੈ ਧਰਮ ਤੋਂ ਕਿੰਨਾ ਡਰਦੇ ਨੇ ਉਹ ਤੁਸੀਂ ਆਖੜੇ ਫਿਰਦੇ ਹੋ ਕਾਹਦੇ ਵਾਸਤੇ ਕੀ ਹੈ ਸਾਡੇ ਕੋਲ ਆਕੜ ਹੈ ਕੀ ਕੁਝ ਵੀ ਦੱਸੋ ਫਿਰ ਆਹ ਆ ਦੋ ਜਵਾਬ ਜੇ ਹੈ ਤਾਂ ਆ ਹੋਣਾ ਚਾਹੀਦਾ ਜਿਨ੍ਹਾਂ ਕੋਲ ਇਹ ਹੈ ਉਹਨਾਂ ਨੇ ਕਦੇ ਸ਼ਰਾਬੀ ਨੂੰ ਅਰਫੀ ਨੂੰ ਗਾੜਾ ਨਹੀਂ ਕਿਹਾ ਗੁਰਬਾਣੀ ਕਿਤੇ ਨਹੀਂ ਹੁੰਦਾ ਤੁਸੀਂ ਕਹਿੰਦੇ ਤੁਹਾਡੇ ਕੋਲ ਹੈ ਕੱਖ ਨਹੀਂ ਤੁਹਾਡਾ ਹੰਕਾਰ ਕਹੋਦਾ ਅਸਲ ਹੰਕਾਰ ਕਹੋਦਾ ਹੰਕਾਰ ਬੋਲਦਾ ਵੀ ਦਾ ਖਰਾਬ ਹੰਕਾਰ ਬੋਲਦਾ ਜਿੱਤੇ ਹੰਕਾਰ ਨਹੀਂ ਬੋਲਦਾ ਹੀ ਨਹੀਂ ਉਹ ਜੋ ਉਹ ਬੁੱਧ ਦੇਖਦਾ ਬੁੱਧ ਇਹਦੇ ਚ ਕੇ ਕਿੰਨੀ ਹੈ ਉਹਦਾ ਬੁੱਧ ਦੇਖਦਾ ਉਹ ਕਰਮ ਨਹੀਂ ਦੇਖਦਾ ਕਰਮ ਤੁਸੀਂ ਦੇਖ ਰਹੇ ਹੋ ਉਹ ਬੁੱਧ ਦੇਖਦਾ ਹੈ ਉਹ ਖਾਣਾ ਕਰਮ ਨਹੀਂ ਦੇਖਦਾ ਉਧਰੋਂ ਜੋਤ ਜਾਣੋ ਜੋਤ ਨਾ ਪੁੱਛੋ ਜਾਤੀ ਉਹ ਤਾਂ ਅੰਦਰ ਦੇਖਦਾ ਵੀ ਆਦਮੀ 'ਚ ਨਿਬਰਤਾ ਹੈ ਜਾਂ ਨਹੀਂ ਹੈ ਧਰਮ ਤੋਂ ਡਰ ਹੈ ਤੇ ਅੰਦਰ ਨਹੀਂ ਹੈ ਉਹ ਗਲਤੀ ਮੰਨਦਾ ਹੈ ਸ਼ਰਾਫੀ ਦਾ ਗਲਤੀ ਹੈ ਮੰਨਦਾ ਸੀ ਅਪਰਾਧੀ ਪਾਪੀ ਆ ਤੁਸੀਂ ਤਾਂ ਇਹ ਵੀ ਨਹੀਂ ਮੰਨਦੇ ਜੰਗਾ ਤਾਂ ਹੋਇਆ ਤੁਹਾਡੇ ਨੂੰ ਉਹ ਸੁਧਰ ਸਕਦਾ ਤੁਸੀਂ ਲਾਲ ਆਜ ਹੋਗੇ ਤੁਹਾਡੀ ਬਿਮਾਰੀ ਲਾਲ ਆਜ ਹੋਗੀ ਉਹਦੀ ਸੁਧਰ ਸਕਦੀ ਹੈ ਸ਼ਰਾਬ ਛੱਡੀ ਜਾ ਸਕਦੀ ਹੈ ਛੋਟਾ ਨਹੀਂ ਛੱਡਿਆ ਜਾ ਸਕਦਾ ਨਸ਼ਾ ਹੈ ਕਰਮ ਕਰਮ ਵਿਚਾਰੀ ਹੈ ਸ਼ੰਕਾ ਸੁਣ ਵੇਦ ਪ੍ਰਾਣ ਸ਼ੰਕਾ ਸੁਣ ਵੇਦ ਪ੍ਰਾਣ ਵੇਦ ਔਰ ਪ੍ਰਾਣ ਸੁਣ ਕੇ ਸਗੋਂ ਸ਼ੰਕਾ ਪੈਦਾ ਹੁੰਦੀ ਹੈ ਕਿਉਂਕਿ ਕਰਮਾ ਕਰਮੇ ਵਿਚਾਰੇ ਨੇ ਉਹਦੇ ਵਿੱਚ ਵੇਦ ਪ੍ਰਾਣ ਦੇ ਵਿੱਚ ਦੇਖੋ ਵੇਦ ਪ੍ਰਾਣ ਅਲੱਗ ਚੀਜ਼ ਹੈ ਵੇਦ ਅਲੱਗ ਚੀਜ਼ ਹੈ ਕੱਲਾ ਵੇਦ ਵਿੱਚ ਜਿਹੜਾ ਪੁਰਾਣ ਵਾਲਾ ਭਾਗ ਹੈ ਨਾ ਉਹ ਪੁਰਾਣ ਵਾਲਾ ਭਾਗ ਹੈ ਜਿਹੜਾ ਦਸਮ ਗ੍ਰੰਥ ਹੈ ਪੋਥੀ ਪ੍ਰਾਣ ਵਾਚੀ ਹੈ ਉਸੇ ਨੂੰ ਕਿਹਾ ਹੈ ਸਾਡੇ ਉਹ ਜਿਹੜੀਆਂ ਸਾਖੀਆਂ ਨੇ ਨਾ ਕਥਾਵਾਂ ਜਿਵੇਂ ਚੱਡੀ ਚਰਿੱਤਰ ਹੈ ਉਹ ਪੁਰਾਣਕ ਭਾਗ ਹੈ ਪ੍ਰਾਣ ਕਿਹਦੇ ਪ੍ਰਾਣ ਹੁੰਦੇ ਕਥਾ ਗਾਥਾ ਨਹੀਂ ਹੁੰਦੀ ਕਥਾ ਹੁੰਦੀ ਹੈ ਉਹ ਪ੍ਰੈਕਟੀਕਲ ਲਾਈਫ ਹੁੰਦੀ ਹੈ ਭਗਤਾਂ ਦੀ ਪ੍ਰੈਕਟੀਕਲ ਲਾਈਫ ਦੀ ਗੱਲ ਹੈ ਪ੍ਰੈਕਟੀਕਲ ਲਾਈਫ ਕਿੰਨੀ ਕਿੰਨੀ ਲਾਈਫ ਪ੍ਰੈਕਟੀਕਲ ਜੱਬੜ ਤੋਂ ਲੈ ਕੇ ਨਹੀਂ ਮਰਨ ਤੱਕ ਦੀ ਬਿਲਕੁਲ ਨਹੀਂ ਕਿੰਨੀ ਸਿਰਫ ਜਦ ਤੋਂ ਉਹਨਾਂ ਦਾ ਜਨਮ ਪਦਾਰਥ ਮਿਲ ਗਿਆ ਨਾ ਉਹ ਜ਼ਰੂਰ ਜਨਮ ਪਦਾਰਥ ਹੀ ਜਨਮ ਹੈ ਬਾਕੀ ਜਨਮ ਤਾਂ ਬਾਣੀ ਬੰਦੀ ਨਹੀਂ ਗੁਰਬਾਣੀ ਸਰੀਰ ਦੀ ਜਨਮ ਦੀ ਬੰਦੀ ਜਨਮ ਪਦਾਰਥ ਬਣ ਗਿਆ ਜਦੋਂ ਉਹ ਉਹਦੇ ਬਾਅਦ ਦਾ ਜਿਹੜਾ ਉਹਨਾਂ ਨੇ ਜੀਵਨ ਕੰਮ ਕੀਤਾ ਉਹ ਪ੍ਰਾਣ ਸਾਡੇ ਕੋਲ ਉਹ ਪੋਥੀ ਚ ਦਰਜ ਹੈ ਉਹ ਵਾਚੀਏ ਉਹਨੂੰ ਵਾਚੀ ਦਾ ਹੁੰਦਾ ਹੈ ਸਮਝੀ ਦਾ ਹੁੰਦਾ ਹੈ ਬੁੱਝੀ ਦਾ ਹੁੰਦਾ ਹੈ ਉਹ ਹੈ ਚੱਡੀ ਚਰਿੱਤਰ ਉਹ ਚੱਡੀ ਦੀ ਬਾਹਰ ਦੇਵਤੇ ਔਰ ਰਾਖਸ਼ ਦੇਵਤੇ ਕੌਣ ਨੇ ਦੇਵਤੇ ਤਾਂ ਉਹ ਨੇ ਜਿਨ੍ਹਾਂ ਦੀ ਕਰਮ ਕਰਮ ਵਾਲੇ ਨੇ ਇਹ ਦੇਵਤੇ ਨੇ ਸਾਰੇ ਧਰਮ ਦੇ ਕਰਮ 'ਚ ਲੱਗੇ ਹੋਏ ਨੇ ਧਾਰਮਿਕ ਬੰਦੇ ਹੈ ਨਹੀਂ ਇਹ ਦੇਵਤੇ ਨੇ ਰਾਖਸ਼ ਉਹ ਨੇ ਜਿਹਨਾਂ ਤੁਸੀਂ ਕਹਿੰਦੇ ਸ਼ਰਾਬੀ ਨੇ ਸ਼ਰਾਬੀ ਤਾਂ ਕੁਝ ਐਸੇ ਵੀ ਨੇ ਜਿਹੜੇ ਧਰਮ ਨੂੰ ਬੰਦੇ ਨੇ ਕੁਝ ਐਸੇ ਵੀ ਬਿਨਾਂ ਸ਼ਰਾਬ ਪੀਣ ਵਾਲੇ ਜਿਹੜੇ ਧਰਮ ਤੋਂ ਬਾਗੀ ਨੇ ਉਹ ਪੀਂਦੇ ਵੀ ਨਸ਼ਾ ਵੀ ਨਹੀਂ ਕਰਦੇ ਜਿਵੇਂ ਰਸ਼ੀਆ ਵਾਲੇ ਨੇ ਕਮਿਊਨਿਸਟ ਨਸ਼ਾ ਤਾਂ ਵੀ ਖਿਲਾਫ ਨੇ ਧਰਮ ਤੋਂ ਵੀ ਖਿਲਾਫ ਨੇ ਉਹ ਤੁਸੀਂ ਉਹਨਾਂ ਨੂੰ ਰਾਖਸ਼ ਕਹਿ ਦਿਓ ਚਲੋ ਕਹਿ ਲਓ ਰਾਖਸ਼ ਤਾਂ ਉਹ ਵੀ ਨਹੀਂ ਹਨ ਦੋਏ ਹੰਕਾਰੀ ਹੋ ਤੁਸੀਂ ਦੋਹਾਂ ਦੇ ਵਿਚਾਲੇ ਹੁੰਦਾ ਭਗਤ ਖੜਾ ਦੋਹਾਂ ਦੇ ਵਿਚਾਲੇ ਹੁੰਦਾ ਗੁਰਮੁਖ ਖੜਾ ਦੋਹਾਂ ਨੂੰ ਇਹ ਗੱਲ ਸਾਬਤ ਕਰਦਾ ਹੁੰਦਾ ਖੜਾ ਗੁਰਬਾਣੀ ਇਹ ਕਹਿ ਰਹੀ ਹੈ ਵਿਚਾਲੇ ਖੜੀ ਹੈ ਇਹ ਕਹਿੰਦੇ ਕਰਮ ਅਕਰਮ ਵਿਚਾਰੀਆ ਵਿਚਾਰੀਆ ਸ਼ੰਕਾ ਸੁਣ ਵੇਦ ਪ੍ਰਾਣ ਸ਼ੰਕਾ ਸੁਣ ਵੇਦ ਪ੍ਰਾਣ ਵੇਦ ਪ੍ਰਾਣ ਜਿਹੜਾ ਤੁਸੀਂ ਬਣਾ ਲੇ ਵੇਦ ਦੇ ਆਧਾਰ ਤੇ ਪੁਰਾਣ ਦੀਆਂ ਕਥਾਵਾਂ ਬਣਾ ਲਈਆਂ ਨਾ ਉਹਨੇ ਸ਼ੰਕਾ ਖੜੀ ਕੀਤੀ ਹੈ ਉਹ ਪੁਰਾਣਾ ਤੋਂ ਖਰਾਬ ਹੈ ਬਾਣੀ ਸੋਧੇ ਸਿਮਰਤ ਸਾਸਤਰ ਸਗਲ ਉਹ ਜਿਹੜਾ ਸੀ ਨਾ ਉਹਨਾਂ ਨੇ ਉੱਥੇ ਤੁਸੀਂ ਪ੍ਰਾਣ ਗਲਤ ਬਣਾ ਲਏ ਉਹ ਪ੍ਰਾਣ ਸਹੀ ਕੀਤੇ ਨੇ ਬਈ ਆਹ ਗੱਲ ਸੀ ਆਹ ਨਹੀਂ ਸੀ ਝੂਠੀਆਂ ਰਾਖੀਆਂ ਬਣਾ ਲਈਆਂ ਤੁਸੀਂ ਉਹ ਦੱਸਿਆ ਜਾਤ ਤੋਂ ਲਿਆ ਕੇ ਕੋਈ ਇਹਨਾਂ ਨੇ ਤਾਂ ਕ੍ਰਿਸ਼ਨ ਬਣਾ ਲਿਆ ਬੰਦਾ ਇੱਕ ਗੁਰਬਾਣੀ ਇਸ ਗੱਲ ਨੂੰ ਬੰਦੀ ਨਹੀਂ ਉਹ ਕਹਿੰਦਾ ਸਾਰੇ ਕ੍ਰਿਸ਼ਨ ਸਾਰਿਆਂ ਦੇ ਅੰਦਰ ਰਾਮ ਸਵਾ ਘੰਟਾ ਰਾਮ ਬੋਲੇ ਤੁਸੀਂ ਰਮਣ ਜਰਾਮ ਕਰਿਆ ਇੱਕ ਇਸ ਇਹ ਸੁੱਧੀ ਗੱਲ ਕੀਤਾ ਕਿਤੇ ਕ੍ਰਿਸ਼ਨ ਸੇ ਕੀਟ ਕੋਠੇ ਬਣਾਏ ਕਰੋੜਾਂ ਹੀ ਕ੍ਰਿਸ਼ਨ ਦੇ ਸਾਰੇ ਕ੍ਰਿਸ਼ਨ ਦੇ ਜਿਹਨੇ ਜਨਮ ਲਿਆ ਉਹ ਕ੍ਰਿਸ਼ਨ ਜਿਹੜਾ ਜਮਨਾ ਦੇ ਘਰਾਣੇ ਰਹਿੰਦਾ ਵਿਚਰਦਾ ਉਹ ਕ੍ਰਿਸ਼ਨ ਜਮਨਾ ਕੀ ਹੈ ਜਮਨਾ ਮਨਵਤ ਜਮਨਾ ਜਿਹੜੇ ਮੰਨਦੇ ਫੁਰਨੇ ਨੇ ਜਿੰਨਾ ਚਿਰ ਮਨ ਦੀ ਸੋਚ ਚੱਲਦੀ ਹੈ ਜਮਨਾ ਵਿਚਾਰ ਧਾਰਾ ਆਪਣੀ ਜਿਹੜੀ ਹੈ ਨਾ ਵਰਵਤ ਵਸਦੀ ਹੈ ਸਾਰੀ ਉਹ ਜਮਨਾ ਜਮਦੇ ਮਾਰਗ ਹੈ ਜਮਦਾ ਮਾਰਗ ਹੈ ਇਹ ਜਮਦਾ ਮਾਰਗ ਹੈ ਜਮਦੇ ਮਾਰਗ ਤੇ ਚੱਲਣ ਵਾਲੇ ਜਮਨਾ ਦੇ ਕੱਡੇ ਤੇ ਰਹਿਣ ਵਾਲੇ ਨੇ ਉਹ ਕ੍ਰਿਸ਼ਨ ਇਹ ਗੱਲ ਸਮਝਾਈ ਹੈ ਤਦ ਬਾਸ਼ਾ ਨੇ ਇਹ ਗੱਲ ਕਹਿ ਹੈ ਗੁਰਬਾਣੀ ਉੱਥੇ ਗੱਲ ਹੀ ਕਹੀ ਹੋਈ ਉਹ ਤਾਂ ਗੱਲ ਹੋਰ ਹੈ ਕ੍ਰਿਸ਼ਨ ਅਸਲੀ ਕੀ ਹੈ ਜੋਤ ਕਰਕੇ ਕ੍ਰਿਸ਼ਨ ਮਨ ਕਾਲਾ ਹੈ ਕਾਲੇ ਦਾ ਲੋਕ ਰਿਸ਼ਨ ਸਾਰੇ ਕ੍ਰਿਸ਼ਨ ਸਾਰੇ ਕ੍ਰਿਸ਼ਨ ਨੇ ਜਿੱਥੇ ਕ੍ਰਿਸ਼ਨ ਉਹ ਤਾਂ ਰਾਧਾ ਵੀ ਨਾਲੇ ਉਹ ਵੀ ਬੰਦੇ ਨੇ ਹੁਣ ਹੁਣ ਵੀ ਕ੍ਰਿਸ਼ਨ ਰਾਧਾ ਦੀਆਂ ਜਿਹੜੀਆਂ ਗੋਪੀਆਂ ਬਣਾਉਂਦੇ ਨੇ ਉੱਥੋਂ ਵੀ ਸਾਬਤ ਹੁੰਦਾ ਸਾਰੇ ਕ੍ਰਿਸ਼ਨ ਨੇ ਸਾਰੀਆਂ ਰਾਧਾ ਦੇ ਕੁੜੀ ਕ੍ਰਿਸ਼ਨ ਬਣਦੇ ਜੇ ਕੋਹਦਾ ਹੁਣ ਉਹਦਾ ਰੱਬ ਉਹਦਾ ਉਹਦੇ ਤੋਂ ਕ੍ਰਿਸ਼ਨ ਨਹੀਂ ਬਣ ਸਕਦਾ ਜੇ ਰਾਮ ਕੋਹਦਾ ਰਾਮ ਨਹੀਂ ਦੂਆ ਬਣ ਸਕਦਾ ਰਾਮ ਤਾਂ ਖੈਰ ਡੁਪਲੀਕੇਟ ਬਣਉਂਦੇ ਨੇ ਸਾਰੇ ਅੰਦਰ ਰਾਮ ਤੋਂ ਜਿਹੜੀਆਂ ਗੋਪੀਆਂ ਨੇ ਗੋਪੀਆਂ ਜੇ ਪਰ ਕ੍ਰਿਸ਼ਨ ਹੁਣ ਕਾਹਦੇ ਬਣਦੇ ਉਹਨਾਂ ਨੇ ਵੀ ਮੰਨਿਆ ਹੋਇਆ ਸਾਰੀ ਕ੍ਰਿਸ਼ਨ ਦੇ ਜੋਤ ਦੇ ਲੈਵਲ ਤੇ ਕ੍ਰਿਸ਼ਨ ਹੈ ਸੁਰਤ ਗੋਪੀ ਹੈ ਸੁਰਤ ਗੋਪੀ ਹੈ ਮਾਨਵ ਆਤਮਾ ਦੇ ਲੈਵਲ ਦੀ ਉਹ ਗੱਲ ਸੀ ਉੱਥੇ ਵੀ ਇੱਥੇ ਕਰਕੇ ਕ੍ਰਿਸ਼ਨ ਕਹਿ ਰਿਹਾ ਨਾ ਕਿ ਮੈਂ ਜੋ ਤੁਹਾਨੂੰ ਦੱਸਦਾ ਉਹ ਕ੍ਰਿਸ਼ਨ ਨਹੀਂ ਹੋਵੇ ਮੇਰਾ ਸਰੀਰ ਦੀਦਾ ਤੁਹਾਨੂੰ ਮੈਂ ਨਹੀਂ ਦੀਦਾ ਫਿਰ ਕੀ ਹੋਇਆ ਕ੍ਰਿਸ਼ਨ ਕੀ ਹੋਇਆ ਜੋ ਮੈਂ ਦਿਸ ਰਿਹਾ ਤੁਹਾਨੂੰ ਉਹ ਮੈਂ ਨਹੀਂ ਹਾਂ ਤੇ ਫਿਰ ਕੀ ਹੋਇਆ ਕ੍ਰਿਸ਼ਨ ਸਰੀਰ ਤਾਂ ਰਿਹਾ ਹੀ ਨਾ ਜੋ ਮੈਂ ਦਿਸ ਰਿਹਾ ਉਹ ਮੈਂ ਹਾਂ ਨਹੀਂ ਜੋ ਮੈਂ ਹਾਂ ਉਹ ਤੁਹਾਨੂੰ ਦਿਸ ਨਹੀਂ ਰਿਹਾ ਜੋ ਮੈਂ ਬੋਲ ਰਿਹਾ ਉਹ ਆ ਮੈਂ ਜੋ ਸਰੀਰ 'ਚ ਬੋਲ ਰਿਹਾ ਉਹ ਮੈਂ ਉਹ ਤੁਹਾਨੂੰ ਦਿਸਦਾ ਨਹੀਂ ਉਹੀ ਕ੍ਰਿਸ਼ਨ ਮੰਨਿਓ ਬਾਕੀ ਹੋਰ ਨਾ ਬੋਲ ਲਿਓ ਲੇਕਿਨ ਉਹ ਗੱਲ ਨਹੀਂ ਅਸੀਂ ਸੁਣੀ ਦੂਈ ਸੁਣ ਲਈ ਇਹ ਗੱਲ ਨਹੀਂ ਬੰਦੀ ਬਸ ਇਸ ਗੱਲ ਤੇ ਕੁਰਬਾਨੀ ਲਿਆ ਕੇ ਖੜਾਉਂਦੀ ਹੈ ਦਸਮ ਪਾਜਾ ਇਸ ਗੱਲ ਤੇ ਜੋਰ ਦੇ ਕੌਣ ਸਮਝੇ ਹੁਣ ਇਹਨੂੰ ਉਹ ਕਿਵੇਂ ਕੋਈ ਨਹੀਂ ਸਮਝਣੀ ਜੇ ਉਹਨਾਂ ਨੇ ਨਹੀਂ ਇਹਦਾ ਧਿਆਨ ਕੀਤਾ ਤੁਸੀਂ ਕਰ ਲਓ ਇਹ ਤੁਹਾਡਾ ਹੋ ਜਾਏ ਇਹ ਤੋਂ ਫੇਰ ਗੱਲ ਨੂੰ ਸੋਧ ਕੇ ਫੇਰ ਲਿਆ ਇੱਥੋਂ ਹੀ ਸੋਧ ਕਰਦੀ ਆ ਅਸੀਂ ਵੀ ਕ੍ਰਿਸ਼ਨ ਆਤਮਾ ਹੁੰਦੀ ਹੈ ਭਾਈ ਆਤਮਾ ਦੀ ਫੋਟੋ ਨਹੀਂ ਬਣਦੀ ਹੁੰਦੀ ਸਰੀਰ ਦੀ ਬਣਾਈ ਦੀ ਸਰੀਰ ਤਾਂ ਮਿੱਟੀ ਹੈ ਸਭ ਦਾ ਹੀ ਹਾਂਜੀ ਸੰਸਾਰ ਸਾਰੇ ਹਿਰਦੇ ਵਸੈ ਕੌਣ ਹਿਰੈ ਅਭਿਮਾਨ ਜਿਸ ਵਕਤ ਹਿਰਦੇ ਦੇ ਵਿੱਚ ਭਰਮ ਪੈਦਾ ਹੋ ਜਾਂਦਾ ਨਾ ਸ਼ੰਕਾ ਪੈਦਾ ਹੋ ਜਾਂਦੀ ਹੈ ਵੇਦ ਪੁਰਾਣਾਂ ਨਾਲ ਜਿਹੜੀ ਸ਼ੰਕਾ ਪੈਦਾ ਹੋ ਗਈ ਗਿਆਨ ਦੇ ਪ੍ਰਾਣ ਨੇ ਵੇਦ ਪੁਰਾਣ ਦਾ ਬੜਾ ਗਿਆਨ ਦੇ ਸਾਖੀਆਂ ਬਣਾ ਲੀਆਂ ਸਿੱਖਿਆ ਦੇਣ ਵਾਸਤੇ ਹੈ ਸਭ ਗਾਥਾ ਕੜ ਬਰਕੜੰਤ ਸਿੱਖਿਆ ਦੇਣ ਵਾਸਤੇ ਜਿਹੜੀਆਂ ਗਾਥਾਵਾਂ ਬਣਾਈਆਂ ਨੇ ਨਾ ਕਾਲਪਨਿਕ ਉਹ ਪ੍ਰਹਾਣ ਨੇ ਕੁਝ ਕਾਲਪਨਿਕ ਨੇ ਕੋ ਸੱਚੀਆਂ ਨੇ ਸ਼ੰਕਾ ਸਨ ਬੇਦ ਪ੍ਰਾਣ ਇਹਦਾ ਨਾਲ ਸ਼ੰਕਾ ਸਭ ਖੜੀ ਰਹਿੰਦੀ ਹੈ ਸੰਸਾ ਸਭ ਹਿਰਦੇ ਖੜੀ ਰਹਿੰਦੀ ਹੈ ਉਥੇ ਕੁਝ ਗੱਲਾਂ ਇਹੋ ਜਿਹੀਆਂ ਕਰ ਲਈਆਂ ਜਾਣ ਬੁੱਝ ਕੇ ਝੂਠ ਬੋਲਿਆ ਸਾਡੇ ਵੀ ਝੂਠ ਬੋਲਿਆ ਹੈ ਸਾਡੇ ਵੀ ਝੂਠ ਬੋਲਿਆ ਹੈ ਜਿਵੇਂ ਬੰਦੇ ਦਾ ਸਿਰ ਵੱਢਿਆ ਜਾਵੇ ਛਿੜੀ ਤੇ ਚੱਕ ਕੇ ਲੜੂਗਾ ਇਹ ਗੱਲ ਸੈਂਟੀਫਿਕ ਹੈ ਬਿਲਕੁਲ ਗਲਤ ਹੈ ਇਹ ਬੰਦੇ ਨਹੀਂ ਜਾ ਸਕਦੀ ਹੋਰ ਕੋਈ ਚੱਕ ਕਰਕੇ ਦਿਖਾਓ ਦੁਬਾਰਾ ਦਸਮ ਪਾਸ਼ਾ ਵੇਲੇ ਤਾਂ ਗੱਲ ਹੋਈ ਨਹੀਂ ਬਾਅਦ ਵਿੱਚ ਪਾਵੇ ਦੀਪ ਸਿੰਘ ਨਾਲ ਜੋੜਦੀ ਤੁਸੀਂ ਲਿਆ ਕੇ ਗੱਲ ਉਦੋਂ ਕਹਿੰਦੇ ਨਹੀਂ ਕੋਈ ਕਰ ਸਕਿਆ ਉਦੋਂ ਸਿੱਧਰੀ ਸੀ ਗੁਰੂ ਅਰਜਨ ਦੇਵ ਵੇਲੇ ਨਹੀਂ ਹੋ ਸਕੀ ਇਹ ਗੱਲ ਬਾਅਦ ਕਿਵੇਂ ਹੋ ਗਈ ਕਿਉਂਕਿ ਝੂਠ ਬਾਅਦ ਚ ਚੱਲਣਾ ਸੀ ਉਸ ਵੇਲੇ ਉਹਨੇ ਝੂਠ ਚੱਲਣ ਨਹੀਂ ਦਿੱਤਾ ਝੂਠ ਫਲਦਾ ਫੁੱਲਦਾ ਹੁੰਦਾ ਬਾਅਦ ਚ ਇਹ ਸਾਰਾ ਝੂਠ ਬਾਅਦ ਦੇ ਵਿੱਚ ਪੈਦਾ ਕੀਤਾ ਇਹਨਾਂ ਨੇ ਉਹੀ ਸਿੱਧੂ ਬਣਾਉਣ ਵਾਸਤੇ ਸਾਨੂੰ ਵੀ ਐਸਾ ਝੂਠ ਇਹਨਾਂ ਦੇ ਵਿੱਚ ਪਾ ਦੋ ਸਾਡੇ ਪ੍ਰਾਲਾਂ ਦੇ ਸਾਥ ਸ਼ੰਕਾ ਨਾ ਕਰ ਸਾਡੇ ਵੀ ਲਿਖਿਆ ਤਾਂ ਹੋਇਆ ਸਿਰ ਤਲੀ ਗਲੀ ਮੋਰੀ ਆਓ ਉਹ ਜੇ ਇਹਨੂੰ ਕਹਦੀ ਦਈਏ ਵੀ ਸਿਰ ਪਹਿਲਾਂ ਇੱਥੇ ਵੱਢ ਕੇ ਰੱਖ ਲਓ ਫਿਰ ਗਲੀ ਆਓ ਇਹ ਅਰਥ ਕਰਾਂਗੇ ਦਾ ਇਹਦਾ ਅਰਥ ਹੈ ਕਰ ਨਹੀਂ ਸਕਦੇ ਪਰ ਇਹ ਜਿਹੀ ਗੱਲ ਹੋਏ ਅਸਲ ਤੜੀ ਵਾਲੀ ਗੱਲ ਸੱਚੀ ਬੁੱਝੇ ਵੜ ਕੇ ਤੁਸੀਂ ਤੜੀ ਤੇ ਰਖਾਤਾ ਜਾ ਕੋ ਪ੍ਰੇਮ ਖੇਲਣ ਦਾ ਚਾਹੋ ਸਿਰ ਤਾਂ ਤੜੀ ਗਲੀ ਬੁਰੀ ਹੋ ਇਹਦਾ ਮਨ ਇਹ ਹੋ ਗਿਆ ਪਹਿਲਾਂ ਸਿਰ ਵੱਢ ਕੇ ਸਿੱਖ ਲੈ ਕੇ ਜਾਵੇ ਗੁਰੂ ਕੋਲ ਫਿਰ ਕੀ ਕਰਨਾ ਜਾ ਨਹੀਂ ਸਕਦਾ ਸਿਰ ਵੱਢ ਦੀ ਸਾਰੇ ਡਿੱਪੂਗਾ ਕਿਵੇਂ ਚਲਾ ਜਾਊਗਾ ਜਿਹੜਾ ਬੁੱਧੀ ਹੀ ਦੇ ਸਿੱਖ ਉਹਦਾ ਅਰਥੇ ਬੋਲਣਗੇ ਬੁੱਧੀਵਾਨ ਕਿਵੇਂ ਬਣ ਲੂਗਾ ਅਹੰਕਾਰ ਵੱਟ ਕੇ ਜਾਈਦਾ ਹੁੰਦਾ ਅਹੰਕਾਰ ਹੈ ਸਿਰ ਸਾਡਾ ਜੋ ਹੰਕਾਰ ਹੈ ਸਿਰ ਝੁੱਗਿਆ ਵੱਡਿਆ ਗਿਆ ਜੋ ਸਰ ਸਾਈਂ ਨਾ ਨਵੇ ਸੋ ਸਰ ਕੱਪ ਉਤਾਰ ਆਏ ਹੰਕਾਰ ਨਹੀਂ ਸਦੀ ਦੀ ਹੋਰ ਦਿੰਦਾ ਕਾਰੇ ਵੱਡਣਾ ਸੀਗਾ ਬੰਦ ਅਸਲ ਚ ਆਤਮਾ ਦਾ ਸਰ ਕੀ ਆਤਮਾ ਦਾ ਸਰ ਹੰਕਾਰ ਹੈ ਬੜਾ ਝੁਕਦਾ ਨਹੀਂ ਹੰਕਾਰ ਜੋ ਨਹੀਂ ਦਿੰਦਾ ਆਤਮਾ ਦੇ ਲੈਵਲ ਤੇ ਗੱਲ ਰੱਖਣੀ ਸੀ ਲਿਆ ਕੇ ਤੁਸੀਂ ਸਰੀਰ ਤੇ ਖੜੀ ਕਰਤੀ ਗੱਲ ਉਦੋਂ ਦੀ ਗੱਲ ਬਾਕੀ ਨਹੀਂ ਆਈ ਸਿੱਖਾਂ ਦੀ ਝੂਠ ਬੋਲਿਆ ਕਾਬੂ ਜੇ ਗਈ ਗੱਲ ਬੇਕਾਬੂ ਕਿਉਂ ਹੋ ਗਿਆ ਝੂਠੇ ਨਾ ਬੋਲਿਆ ਸੀ ਗੁਰੂਆਂ ਦੇ ਬਾਅਦ ਉਹ ਜਿਹੜੇ ਜੀਸੋ ਨੇ ਅੜਕ ਦੇ ਵਿਚਾਲੇ ਖੜ ਗਿਆ ਅੱਧਾ ਅੜਕੇ ਇੱਧਰ ਅੱਧਾ ਸਾਤੇ ਸਰਸਾ ਨਹੀਂ ਰੁਕਿਆ ਗੁਰੂ ਨਾਨਕ ਸਾਹਿਬ ਨੇ ਗੁਰੂ ਤੇ ਉਹਨਾਂ ਰਜੀਤ ਸਿੰਘ ਨੇ ਰੋਕਦਾ ਪਾਪੀ ਆਦਮੀ ਦਾ ਅਪਰਾਧੀ ਨੇ ਝੂੜ ਬੋਲਦੇ ਰਹੇ ਝੂੜੇ ਲੈ ਕੇ ਬਹਿ ਗਿਆ ਗੁਰੂ ਅੱਜ ਉਹਨਾਂ ਸਾਖੀਆਂ ਸੱਚ ਰਹੀ ਨਾ ਝੂੜ ਇਹਨਾਂ ਬੋਲਣ ਲੱਗੇ ਝੂੜ ਦਾ ਪ੍ਰਚਾਰ ਇਹਨਾਂ ਕਰਨ ਲੱਗੇ ਸੱਚ ਖਤਮ ਹੋ ਗਿਆ ਸੱਚ ਵਾਲੇ ਪਾਸੇ ਗਈ ਨਹੀਂ ਜੜੋਂ ਛੱਡਦਾ ਸੱਚ ਦੀ ਖੋਜ ਹੀ ਛੱਡਤੀ ਝੂੜ ਦੇ ਆਸਰੇ ਝੂੜ ਕੇ ਬੋਲਿਆ ਮਾਇਆ ਮਾਇਆ ਨੇ ਝੂਠ ਬੁਲਵਾਇਆ ਝੂਠ ਨੇ ਬੋਲਣ ਨਾਲ ਜ਼ਿਆਦਾ ਲੋਕ ਮਗਰ ਲੱਗਣੇ ਤੇ ਸੱਚ ਬੋਲੇ ਤੇ ਕੋਈ ਬੰਦਾ ਮਗਰ ਲੱਗਦਾ ਮਜਬੂਰੀ ਇਹ ਸੀ ਕਿਉਂਕਿ ਜੇ ਪੈਂਡੇ ਟੁੱਟੇ ਬਣੇ ਹਾਰੇ ਜੇ ਪਿੰਡ ਪੰਡਤ ਗਏ ਪਾਛੇ ਹਾਂ ਕਬੀਰ ਕਹਿੰਦਾ ਜਿਹੜਾ ਰਸਤਾ ਪੰਡਤ ਨੇ ਕਿਹਾ ਵੀ ਆਜੋ ਮੇਰੇ ਪਿੱਛੇ ਸਾਰੀ ਦੁਨੀਆ ਤੁਰ ਪਈ ਪਾਛੇ ਪਰੀ ਮਾਰ ਇੱਕ ਔਗੜ ਘਾਟੀ ਰਾਮ ਕੀ ਤੇ ਚੜ ਹੋ ਕਬੀਰ ਮੈਂ ਇੱਕ ਪੁੱਠੀ ਘਾਟੀ ਤੇ ਚੜ ਲੱਗ ਗਿਆ ਮੇਰੇ ਮਗਰ ਕਬੀਰ ਕੱਲਾ ਹੀ ਕੋਈ ਨਹੀਂ ਆਇਆ ਤੇ ਹੁਣ ਗੁਰਦਾਰਾ ਚਾਹੀਦੀ ਸਾਨੂੰ ਭੀੜ ਆ ਗਏ ਸਾਧ ਭੀੜ ਲਿਆਉਣ ਦਾ ਹੀ ਤਰੀਕਾ ਸੀ ਝੂਠ ਦਾ ਅਸਰ ਰਹਿੰਦੇ ਨਾ ਦਾ ਗੁਰਦਾਰੇ ਜੋ ਸੀ ਸੱਚ ਲੱਭਣਾ ਸੀ ਨਾ ਸੱਚ ਦੇਣਾ ਸੀ ਸਾਨੂੰ ਚਾਹੀਦੀ ਸੀ ਮਾਇਆ ਮਾਇਆ ਝੂਠ ਹੈ ਝੂਠ ਨਾਲ ਝੂਠ ਹੁੰਦਾ ਮਾਇਆ ਕੋ ਮਾਇਆ ਮਿਲੇ ਕਰ ਲੱਭੇ ਝੂੜ ਨੂੰ ਝੂਠ ਮਿਲਦਾ ਲੱਭਾ ਤੇ ਕਰਕੇ ਇਹ ਪ੍ਰਚਾਰ ਤਾਂ ਕਰਿਆ ਉਤੇ ਚਾਹੀਦੀ ਸੀ ਮਾਇਆ ਮਾਇਆ ਉਹਦੀ ਸੰਗਤ ਨਾਲ ਬੰਦੇ ਜੋੜਨੇ ਸੀ ਨਾਲ ਜ਼ਿਆਦਾ ਰਜੀਤ ਸਿੰਘ ਦੇ ਰਾਜ ਚਲਾਉਣ ਖਾਤਰ ਉਹੀ ਅਕਾਲੀਆਂ ਨੂੰ ਚਾਹੀਦੇ ਸੀ ਵੋਟ ਇਹਨਾਂ ਨੂੰ ਸੱਚ ਚਾਹੀਦਾ ਹੀ ਸੀ ਇਹਨਾਂ ਨੂੰ ਚਾਹੀਦਾ ਧਰਤੀ ਦਾ ਟੁਕੜਾ ਜਿਆਦਾ ਬੰਦਿਆਂ ਨਾਲ ਅਸੀਂ ਕਹਾਂਗੇ ਇਦਾਂ ਸਾਡਾ ਜੀ ਏਰੀਆ ਤੇ ਗੁਰਬਾਣੀ ਦਾ ਕਹਿੰਦੇ ਸਗਲੀ ਧਰਤੀ ਸਾਧ ਕੀ ਸਾਡੀ ਧਰਤੀ ਉਹ ਸਾਧ ਦੀ ਸਿੱਖ ਦਾ ਸਾਧੂ ਹੈ ਸਿੱਖ ਦਾ ਸਾਧੂ ਹੈ ਸਾਧੂ ਦਾ ਨੂੰ ਸਿੱਖ ਹੈ ਇਹਦੀ ਸਾਰੀ ਧਰਤੀ ਹੈ ਤੁਸੀਂ ਕਿ ਮੈਂ ਏਰੀਆ ਵੱਢ ਕੇ ਬਹਿ ਜਾਓਗੇ ਕੱਲਾ ਤੁਸੀਂ ਕਿ ਮੈਂ ਕਰ ਲੂਗਾ ਗੁਰਮਤ ਦੇ ਖਿਲਾਫ ਸਭ ਕੁਝ ਕੀਤਾ ਇਹਨਾਂ ਜਦ ਗੁਰਬਾਣੀ ਕਹਿੰਦੀ ਸਗਲੀ ਧਰਤੀ ਸਾਧ ਕੀ ਸਾਰੀ ਧਰਤੀ ਉਹ ਸਾਧਦੀ ਹੈ ਤੁਹਾਨੂੰ ਕਿਹੜਾ ਕਿੱਸਾ ਚਾਹੀਦਾ ਫਿਰ ਸਾਰੀ ਹੋ ਜਾਈਦੀ ਸਾਨੂੰ ਤਾਂ ਸਾਰੇ ਦੇ ਹੋ ਪਰਮੇਸ਼ਰ ਦਾ ਤੁਸੀਂ ਕਹੋ ਵੀ ਕੋਈ ਰਾਹ ਚਾਹੀਦਾ ਸੰਸਾਰ ਸਾਰੇ 'ਚ ਕਿਸੇ ਦਾ ਕੋਈ ਪਾਸਪੋਰਟ ਹੋਵੇ ਹੀ ਨਾ ਕੋਈ ਬੈਰੀਅਰ ਹੋਵੇ ਹੀ ਨਾ ਹੋਵੇ ਨਾ ਹੋਵੇ ਪਰ ਲੜਾਈ ਤਾਂ ਤੁਸੀਂ ਸ਼ੁਰੂ ਕਰੋ ਕੋਈ ਵੇਲੇ ਇਹ ਹੋ ਜੂ ਦੁਨੀਆ ਨੂੰ ਜੋੜੋ ਸਾਰੀ ਨੂੰ ਨਾਲ ਪ੍ਰੇਮ ਭਾਵਨਾ ਨਾਲ ਜੋੜੋ ਰਾਜ ਕਰਨ ਦੀ ਇੱਛਾ ਨਾਲ ਜੋੜੋ ਤਿਆਗ ਦੀ ਇੱਛਾ ਨਾਲ ਜੋੜੋ ਜੇ ਅੱਜ ਤੇ ਚੱਲਾਂਗੇ ਕਿਸੇ ਵੇਲੇ ਹੋ ਜੂ ਤੁਸੀਂ ਇਹ ਕਿ ਅੱਜ ਸਾਡੂ ਕੀ ਹੈ ਵੀ ਮੈਨੂੰ ਤਾਂ ਜੀ ਆਪ ਚਾਹੀਦੀ ਹੈ ਮੇਰੀ ਛੇਤੀ ਇਹ ਤਾਂ ਮੈਂ ਤਾਂ ਕੀ ਲੈਣ ਸਾਰੀ ਉਮਰ ਅਸੀਂ ਐਵੇਂ ਝੱਕ ਮਾਰਦੇ ਰਹੀਏ ਸਾਨੂੰ ਬੜੇ ਕੁਝ ਹੋਣ ਰੌਲਾ ਤਾਂ ਇਸ ਨਾਲ ਦਾ ਜਿਹਨੂੰ ਤਾਂ ਇਹ ਹੈ ਉਹਨੇ ਤਾਂ ਗੁਰਬੰਤੇ ਲੈਣਾ ਕੀ ਹੈ ਉਹਨੂੰ ਤਾਂ ਆਪਣੀ ਕੁਰਸੀ ਚਾਹੀਦੀ ਹੈ ਕੁਝ ਇਹ ਤਾਂ ਸਾਰੇ ਆਪਣੀ ਕੁਰਸੀ ਵਾਲੇ ਨੇ ਲੋਭੀ ਸਵਾਰਥੀ ਤੇ ਸਵਾਰਥ ਦਾ ਧਰਮ ਦਾ ਵੇਲ ਕੀ ਹੈ ਜਦੋਂ ਸਵਾਰਥ ਆ ਗਿਆ ਉੱਥੇ ਧਰਮ ਹੁੰਦਾ ਹੀ ਨਹੀਂ ਸੰਸਾਰ ਸਦ ਹਿਰਦੇ ਹੈ ਕੌਣ ਹਿਰੇ ਅਭਿਮਾਨ ਜਦੋਂ ਸ਼ੰਕਾ ਹੀ ਹਿਰਦੇ ਦੇ ਵਿੱਚ ਹੈ ਹਰ ਵਕਤ ਵਸਦੀ ਕਿਹੜਾ ਸਿੱਖ ਹੈ ਲੀਡਰ ਜੀ ਨੂੰ ਇੱਕ ਦੂਏ ਤੇ ਸ਼ੱਕਾ ਨਹੀਂ ਕਿਹੜਾ ਸੰਤ ਹੈ ਜਿਹਨੂੰ ਇੱਕ ਦੂਏ ਸੰਤ ਤੇ ਵਿਸ਼ਵਾਸ ਹੈ ਹੈ ਕੋਈ ਤਾਂ ਸਾਨੂੰ ਇੱਕ ਦੂਏ ਤੇ ਵਿਸ਼ਵਾਸ ਨਹੀਂ ਸਿੱਖ ਨੂੰ ਸਿੱਖ ਤੇ ਸਿੱਖੀ ਕਿੱਥੇ ਸਾਡੇ ਕੋਲ ਸ਼ੰਕਾ ਸਾਡੇ ਹਿਰਦੇ ਵਸੇ ਜਿਹਦੇ ਹਿਰਦੇ ਸ਼ੰਕਾ ਉਹਦੇ ਹਿਰਦੇ ਕਿਸੇ ਤੇ ਵਿਸ਼ਵਾਸ ਨਹੀਂ ਹੁੰਦਾ ਕੌਣ ਹੈ ਰਹਿਮਾਨ ਤੇ ਹੰਕਾਰ ਕਿਵੇਂ ਹੰਕਾਰ ਕਿਹੜੀ ਗੱਲ ਨਾ ਜਾਵੇ ਸਾਡੇ ਗਾਰ ਕਿਹੜੀ ਗੱਲ ਨਾਲ ਦੂਰ ਹੋਵੇ ਸ਼ੰਕਾ ਦਾ ਹਿਰਦੇ 'ਚ ਪਿਆ ਜਿੰਨਾ ਜਰ ਸ਼ੰਕਾ ਹੈ ਉਹਨਾਂ ਜਰ ਹੰਕਾਰ ਨਹੀਂ ਜਾ ਸਕਦਾ ਹੰਕਾਰ ਨਹੀਂ ਜਾ ਸਕਦਾ ਹੰਕਾਰ ਹੁੰਦਾ ਤੇ ਸ਼ੰਕਾ ਹੁੰਦੀ ਨਹੀਂ ਸ਼ੰਕਾ ਕਾਹਦੀ ਹੈ ਸਭ ਤੋਂ ਪਹਿਲਾਂ ਜੋ ਬੜਵਲ ਦੀ ਸ਼ੰਕਾ ਜਾਂ ਸਭ ਜਾਂ ਦੀ ਸ਼ੰਕਾ ਨਫੇ ਨੁਕਸਾਨ ਦੀ ਸ਼ੰਕਾ ਇਹ ਤਾਂ ਪਰਮੇਸ਼ਰ ਦੇ ਹੱਥੇ ਸ਼ੰਕਾ ਕਾ ਨਹੀਂ ਹੈ ਮੇਰਾ ਨੁਕਸਾਨ ਕਰ ਦੂ ਕਰੇ ਨਹੀਂ ਸਕਦਾ ਮੇਰਾ ਨੁਕਸਾਨ ਇਹ ਸ਼ੰਕਾ ਜਾ ਜਾਊ ਜਦੇ ਬੰਨਾਂਗੇ ਕਿ ਸਾਰਾ ਕੁਝ ਪਾੜੇ ਦੇ ਅੰਦਰ ਹੈ ਮੇਰਾ ਕੋਈ ਨੁਕਸਾਨ ਨਹੀਂ ਕਰ ਸਕਦਾ ਨੁਕਸਾਨ ਨਹੀਂ ਕਰ ਸਕਦਾ ਮੈਨੂੰ ਭੁਲੇਖਾ ਇਹ ਨੁਕਸਾਨ ਜਾਣ ਕਰੂ ਜਾਂ ਪਰਮੇਸ਼ਰ ਚਾਹੂ ਤੇ ਸ਼ੰਕਾ ਇਹਦੇ ਤੇ ਕਾਹਦੇ ਕਰੀਏ ਕਰਨ ਵਾਲੇ ਦਾ ਜਿਹੜਾ ਨੁਕਸਾਨ ਕਰਿਆ ਤੇ ਸ਼ੰਕਾ ਨਹੀਂ ਦੀ ਹੁੰਦੀ ਭਾਂਡੇ ਤੇ ਕਹਿੰਦਾ ਕੁਝ ਹੋ ਹੀ ਨਹੀਂ ਸਕਦਾ ਜਾਂ ਹੋ ਹੀ ਨਹੀਂ ਸਕਦਾ ਦੇ ਤੇ ਕਿਸੇ ਤੇ ਸ਼ੰਕਾ ਦੀ ਗੁਜਾਇਸ਼ ਕਿੱਥੋਂ ਪੈਦਾ ਹੋਈ ਸ਼ੰਕਾ ਸਦ ਹਿਰਦੇ ਵਸੇ ਕੌਣ ਹਰੇ ਅਭਿਮਾਨ ਬਾਹਰ ਉਦਕ ਪਖਾਰੀ ਹੈ ਘਟ ਭੀਤਰ ਵਿਵਤ ਵਿਕਾਰ ਬਾਹਰ ਉਦਕ ਪਖਾਰੀ ਹੈ ਬਾਹਰ ਦਾ ਅਸੀਂ ਸਰੀਰ ਧੋ ਲੈਂਦੇ ਪਾਣੀ ਦਾ ਤੀਰਥਾਂ ਤੇ ਜਾ ਕੇ ਹਿਰਦੇ ਦੇ ਵਿੱਚ ਨੇ ਸਾਰਾ ਗੜਬੜ ਹਿਰਦੇ 'ਚ ਘੜ ਭੀਤਰ ਵਿਵਿਧ ਵਿਕਾਰ ਸਾਰੇ ਵਿਕਾਰ ਜਿਹੜੇ ਨੇ ਉਹ ਹਿਰਦੇ ਵਿੱਚ ਨੇ ਬਾਹਰ ਉਦਕ ਪਖਾਰੀ ਹੈ ਬਾਹਰ ਜਿਹੜੀ ਦੇਹੀ ਹੈ ਉਹਨੂੰ ਧੋ ਰਿਆ ਸੀ ਪਖਾਰਣਾ ਹੁੰਦਾ ਧੋਣ ਪਹਾੜ ਪਖਾਲ ਤੋਂ ਹੀ ਬੜੀ ਹੈ ਜਿਹੜਾ ਖੱਡਾ ਹੈ ਉਹ ਧੋਤਾ ਹੀ ਜਾਂਦਾ ਖੱਡਾ ਕਿਹੜਾ ਵਿੱਚ ਘੁਲਦਾ ਉਹਦੇ ਪਾਣੀ ਜਿਹੜੇ ਸ਼ਿਵ ਲਿੰਗ ਤੇ ਪਾਣੀ ਪਾਉਂਦੇ ਨੇ ਉਹ ਵੀ ਕੀ ਹੁੰਦਾ ਉੱਤੇ ਭਾਗ ਦੇ ਥੱਲੇ ਚਲਾ ਜਾਂਦਾ ਉਹਦਾ ਚੱਡੋ ਬਰਤ ਲੈ ਲੈਂਦੇ ਨੇ ਇਹਨੂੰ ਪੁਖਾਲ ਕਹਿੰਦੇ ਨੇ ਸਰੀਰ ਤੇ ਵੀ ਜਿਹੜਾ ਪਾਣੀ ਪਾਉਂਦੇ ਪੁਖਾਲ ਵਾਲੀ ਜੇ ਬਾਹਰੋਂ ਅਸੀਂ ਦੇਹੀ ਨੂੰ ਧੋਰੇ ਤੀਰਥਾਂ ਤੇ ਜਾ ਕੇ ਸਾਰੇ ਲੋਕ ਹਿੰਦੂ ਜੋ ਹਿੰਦੁਸਤਾਨ ਦਾ ਧਰਮ ਹੈ ਤੀਰਥ ਸਾਰਿਆਂ ਦੇ ਬਣਾਏ ਹੋਏ ਬਾਹਲੇ ਸ਼ਰੀਰ ਨੂੰ ਤਾਂ ਅਸੀਂ ਧੋ ਰਹੇ ਨੇ ਸਾਫ਼ ਕਰ ਰਹੇ ਹਾਂ ਉਦਕ ਕਹਿੰਦੇ ਨੇ ਪਾਣੀ ਨਾਲ ਕਟ ਭੀਤਰ ਬਿਬਦ ਵਿਕਾਰ ਜਿਹੜੇ ਵਿਕਾਰ ਨੇ ਲੋਭ ਹੈ ਕ੍ਰੋਧ ਹੈ ਮੋਹ ਹੈ ਕਾਮਨਾ ਦਾ ਇੱਛਾ ਉਹ ਅੰਦਰ ਉਹਨਾਂ ਦਾ ਤਾਂ ਇਲਾਜ ਨਹੀਂ ਕੋਈ ਕਰ ਰਿਹਾ ਉਹ ਹਿਰਦੇ ਵਿੱਚ ਨੇ ਗੰਗਾ ਤੇ ਤਾਂ ਨਾ ਆਇਆ ਨੂੰ ਪ੍ਰਭਦਾਸ ਕਹਿੰਦਾ ਅੰਦਰ ਕੀ ਹੈ ਤੁਹਾਡੇ ਅੰਦਰ ਕਾਹਦੇ ਨੂੰ ਸਫਾਈ ਅੰਦਰ ਦੀ ਸਫਾਈ ਕੋਈ ਕਰੇ ਨਹੀਂ ਰਿਹਾ ਔਰ ਕੋਈ ਕਾਇਮ ਨਹੀਂ ਰਿਹਾ ਕਰਨ ਨੂੰ ਖੁਦ ਪੰਡਤ ਨਹੀਂ ਕਰ ਰਿਹਾ ਆਪਣੀ ਸਫਾਈ ਅੰਦਰ ਨਹੀਂ ਛੱਡੇ ਦਿੱਤੀ ਹੈ ਕਲੰਦਰ ਦੀ ਸਫਾਈ ਦੀ ਇਹ ਗੁਰਮਤਿ ਭਗਤਾਂ ਦੇ ਇਸ ਗੱਲ ਦਾ ਚਿੱਤਾ ਚੁੱਕਿਆ ਵੀ ਅੰਦਰਲੀ ਸਫਾਈ ਕਰੋ ਬਾਹਰਲੀ ਨੂੰ ਛੱਡੋ ਬਾਹਰਲੇ ਦਾ ਗੈਰ ਧਰਮ ਜਿਹੜੇ ਆਦਮੀ ਨੇ ਉਹ ਵੀ ਕਰਦੇ ਨੇ ਉਹ ਤਾਂ ਜ਼ਿਆਦਾ ਸਾਬਣ ਨਾਲ ਹੋਦੇ ਨੇ ਉਹ ਤਾਂ ਸਾਰੇ ਕਰਦੇ ਨੇ ਅੰਦਰਲੀ ਸਫਾਈ ਕਰਨਾ ਮਨ ਨੂੰ ਧੋਣਾ ਮਨ ਦੀ ਮੈਲ ਲਾਉਣੀ ਇਹ ਧਰਮ ਵਿਕਾਰਾਂ ਤੋਂ ਮਨ ਨੂੰ ਮੁਕਤ ਕਰਨਾ ਇਹ ਇਹ ਧਰਮ ਇਹ ਕੋਈ ਕਰ ਨਹੀਂ ਰਿਹਾ ਤੇ ਕੀ ਅੱਜ ਸਿੱਖ ਕਰ ਰਹੇ ਮੂਹ ਨਾਲ ਅਸੀਂ ਉਹੀ ਪੜਦੇ ਹਾਂ ਮੂਹ ਨਾਲ ਬਾਣੀ ਪੜਦੇ ਹਾਂ ਕਰਦੇ ਹਾਂ ਉਹੀ ਮੂਹ ਨਾਲ ਬਾਣੀ ਬਾਣੀ ਮੂਹ ਨਾਲੇ ਪੜਦੇ ਹਾਂ ਕਰਦੇ ਤਾਂ ਅਸੀਂ ਵੀ ਨਹੀਂ ਫਿਰ ਅਸੀਂ ਸਿੱਖ ਕਰ ਰਹੇ ਪਰ ਅਵਦਾਸ ਹੀ ਕਰਦੇ ਨੇ ਜਿਹੜਾ ਧਰਮ ਉਹਨਾਂ ਦਾ ਉਹ ਕਦੇ ਨਹੀਂ ਕਰਦੇ ਨੇ ਨਾ ਉਹ ਸੰਤ ਕਰਦਾ ਇਹ ਸਭ ਪਖੰਡਾ ਪਿੱਛੋਂ ਆ ਕੇ ਉਹਦੇ ਨਾਮ ਤੇ ਹੁਰਨਾਮ ਦਾ ਆਦੀ ਮੂਰਤੀ ਬਣਾ ਦੇਣਗੇ ਦੇਵ ਦੀ ਬਣਾਤੀ ਉਹ ਇਹ ਮੂਰਤੀ ਪੂਜਾ ਤੇ ਖਰਾਬ ਨੇ ਉਹਨਾਂ ਦੀ ਮੂਰਤੀ ਬਣਾਉਂਦੇ ਫਿਰ ਇਹ ਉਹਨਾਂ ਦੀ ਪ੍ਰਚਾਰ ਕਰਦੇ ਨੇ ਉਸ ਮਤ ਦਾ ਆ ਉਸ ਮਤ ਦਾ ਨੁਕਸਾਨ ਕਰਦੇ ਨੇ ਇਹ ਲੋਕ ਉਸ ਮਤ ਦਾ ਨੁਕਸਾਨ ਕਰ ਰਹੇ ਨੇ ਅਸਲ ਵਿੱਚ ਬੰਦ ਨੇ ਮਿਲ ਜਿਹੜੇ ਸੰਤ ਨੇ ਰਵਦਾ ਸੰਤ ਨਹੀਂ ਹੈ ਭਗਤ ਉਹ ਸੰਤ ਕਹੋਦਾ ਉਹ ਸੰਤ ਤਾਂ ਸੰਤਾਂ ਦੇ ਲੇਖਣ ਦਾ ਬਾਣੀ ਜੋਰੀ ਹੈ ਸੰਤਾਂ ਨੂੰ ਨਾ ਬਨਾਰਸ ਕੇ ਠੱਗ ਕੇ ਭਗਤਾਂ ਸੰਤ ਜੀ ਬਹੁਤ ਫਰਕ ਅਲੱਗ ਗੱਲ ਸੰਤ ਤੇ ਭਗਤ ਬਣਦਾ ਜੇ ਭਗਤੀ ਕਰੂ ਸੰਤ ਦਾ ਨਾਲ ਫਿਰਦੇ ਹੁੰਦੇ ਨੇ ਬੜਾ ਫਿਰ ਨਾਲ ਭਗਤੀ ਦੀ ਭਗਤੀ ਲੈਣੀ ਹੈ ਗੁਰ ਕੀ ਮਤ ਲੈਣੀ ਗੁਰ ਕੀ ਮਤ ਤੂੰ ਲੈ ਹੋਏ ਹਣੇ ਗੁਣ ਗਾਇਨ ਕਰਨਾ ਪਰਮੇਸ਼ਰ ਦੇ ਗੁਣਾਂ ਦਾ ਗਿਆਨ ਪ੍ਰਾਪਤ ਕਰਨਾ ਫਿਰ ਉਹਨਾਂ ਦੇ ਗੁਣ ਗਾਇਨ ਕਰਨਾ ਇਹ ਭਗਤੀ ਗੁਣ ਗਾਇਨ ਕਰਨਾ ਆਖਿਰ ਕਹਿ ਹੋਵੇ ਪਾਸ਼ਾ ਦੇ ਗੁਣ ਗੋਬਿੰਦ ਗਾਇਓ ਨਹੀਂ ਜਨਮ ਅਕਾਰਤ ਕੀ ਜਿਨ੍ਹਾਂ ਨੇ ਮਾਲਾ ਫੇਰੀ ਹੈ ਜਿਹਨਾਂ ਨੇ ਸਮਾਧੀ ਲਾਈ ਹੈ ਜਿਨ੍ਹਾਂ ਨੇ ਭ੍ਰਮਣ ਕਰਕੇ ਫਿਰਦੇ ਰਹੇ ਨੇ ਤੀਰਥਾਂ ਦੇ ਯਾਤਰਾ ਕਰਦੇ ਰਹੇ ਨੇ ਸਭ ਜਨਮ ਜਨਮ ਇਕਾਰਥ ਹੈ ਗੁਣ ਗਾਇਨ ਨਹੀਂ ਕੀਤਾ ਜਿੰਨਾ ਵੀ ਨੇ ਹੈ ਜਨਮ ਅਕਾਰਥ ਹੈ ਸੇਵਾ ਦਿਗੇ ਦੇ ਜਨਮ ਅਕਾਰਥ ਹੈ ਸਭ ਟੋਟਲ ਆ ਗਏ ਗੁਣ ਗੋਬਿੰਦ ਗਾਇਓ ਨਹੀਂ ਜਨਮ ਬਾਕੀ ਸਾਰੇ ਹੀ ਆ ਗਏ ਲੰਗਰ ਚਲਾਉਣ ਵਾਲੇ ਵੀ ਵਿੱਚ ਆ ਗਏ ਜੋੜ ਮੇਲੇ ਤੇ ਲੰਗਰ ਲਾਉਣ ਵਾਲੇ ਵੀ ਵਿੱਚ ਆ ਗਏ ਸਾਰੇ ਹੀ ਆ ਗਏ ਬਾਕੀ ਦਾ ਅਰਥ ਹਜ਼ੂਰ ਉਹੀ ਗੁਣ ਗਾਇਨ ਦਸਮ ਪਾਸ਼ਾ ਨੇ ਕੀਤਾ ਜਾਪ ਸਾਹਿਬ ਵਿੱਚ ਪਹਿਲਾਂ ਹੀ ਉਹ ਗੁਣ ਦੱਸੇ ਨੇ ਜਿਹੜੇ ਆਦ ਗੁਰੂ ਗ੍ਰੰਥ ਸਾਹਿਬ ਜੀ ਕਹਿੰਦੇ ਨਾ ਹੋਰ ਕ੍ਰੀਏਟ ਕਰਕੇ ਦੱਸਦੇ ਉਹ ਕਹਿੰਦੇ ਗੁਣ ਗਾਇਨ ਇਹਨਾਂ ਨੂੰ ਕੀ ਪਤਾ ਗੁਰਬਾਣੀ ਕੀ ਹੁੰਦੀ ਹੈ ਕੱਚੀ ਪੱਕੀ ਬਾਣੀ ਕੀ ਹੁੰਦੀ ਹੈ ਸਟੈਂਡਰਡ ਕੀ ਹੈ ਭਗਤੀ ਦਾ ਕੀ ਸਟੈਂਡਰਡ ਹੁੰਦਾ ਇਹ ਕੁਝ ਨਿਯਮ ਨੇ ਜਿਹਦੇ ਤੇ ਕੋਈ ਪਰਖੀ ਜਾਂਦੀ ਹੈ ਚੀਜ਼ ਵੀ ਦਾ ਪਤਾ ਕਿਹਨੂੰ ਹੈ ਬਾਹਰ ਉਹਦੇ ਕੋ ਪਖਾੜੀਏ ਕੱਢ ਭੀਤਰ ਵਿਵਦ ਬਕਾਰ ਭੀਤਰ ਉਹ ਸੰਜੇ ਜਨੇ ਸਾਰੇ ਨੁਕਸਾਨ ਉਹ ਰਸੌੜੀ ਅੰਦਰ ਹੈ ਡਾਕਟਰ ਦਵਾਈ ਬਾਹਰ ਲਾਈ ਜਾਂਦਾ ਬਾਲਸ ਕਰੀ ਜਾਂਦਾ ਤੇ ਪੱਟੀ ਬੰਦੀ ਜਾਂਦਾ ਉਹ ਆਪਰੇਸ਼ਨ ਕਰਨਾ ਪਊਗਾ ਰਸੌੜੀ ਦਾ ਤਰੋਂ ਇਹ ਤਾਂ ਆਪਰੇਸ਼ਨ ਹੋਊਗਾ ਸਾਰਾ ਬੰਦਾ ਆਪਰੇਸ਼ਨ ਕਰਨ ਵਾਲਾ ਹੈ ਸਾਰਾ ਤਰੋਂ ਨੇ ਸੁਧ ਕਮਣ ਪਰ ਹੋਏ ਬੋ ਸੁਚ ਕੁੰਚਰ ਵਿਧੀ ਵਿਵਹਾਰ ਇਹ ਸ਼ੁੱਧ ਕਮਣ ਹੋਊਗਾ ਬੋਲ ਪਰ ਕਮੇ ਸ਼ੁੱਧ ਹੋਵੇ ਓਏ ਆਦਾ ਤੁਸੀਂ ਹਾਥੀ ਵਾਲਾ ਕੰਮ ਕਰ ਲਿਆ ਕੁੰਚਰ ਵਾਲਾ ਸੁਚ ਕੁੰਚਰ ਵਿਧ ਵਿਵਹਾਰ ਜਿਵੇਂ ਹਾਥੀ ਨਾਲ ਨਾਲ ਲੈਂਦਾ ਜਦੋਂ ਦਰਦ ਪਾ ਲੈਂਦਾ ਹਾਥੀ ਨੂੰ ਨਾਲ ਦੀ ਜੇ ਉੱਤੇ ਘੱਟਾ ਪਾ ਲੈਂਦਾ ਜਦੋਂ ਫੇਰ ਮਿੱਟੀ ਪਾ ਲੈਂਦਾ ਉੱਤੇ ਚੱਕ ਕੇ ਇਹ ਤਾਂ ਹਾਥੀ ਵਾਲਾ ਸ਼ਰਾਬ ਨੇ ਤੁਹਾਡਾ ਢੋਲ ਹੋਣਾ ਉਹ ਪਸੀਨਾ ਫੇਰ ਆ ਜਾਣਾ ਜਦੇ ਇਹ ਹੰਕਾਰੀਆਂ ਦਾ ਰੋਣ ਹਾਥੀ ਦਾ ਹੁੰਦਾ ਹੰਕਾਰੀਆਂ ਦਾ ਹੈ ਇਹ ਹੰਕਾਰੀਆਂ ਦਾ ਧਰਮ ਸਾਖਤਾ ਦਾ ਧਰਮ ਭਗਤਾਂ ਦਾ ਧਰਮ ਨਹੀਂ ਹੈ ਸਰੋਵਰ ਬਣਾਉਣੇ ਸਿਰਫ ਇਸ ਕਰਕੇ ਕਿ ਇਹ ਤਾਂ ਸ਼ੁੱਧੀਕਰਨ ਹੋ ਜੂਗਾ ਜਿਵੇਂ ਅੰਮ੍ਰਿਤਸਰ ਨੂੰ ਅਸੀਂ ਪ੍ਰਚਾਰਿਆ ਇਸ ਕਰਕੇ ਅੰਮ੍ਰਿਤਸਰ ਦਾ ਸਰੋਵਰ ਬਣਾਇਆ ਹੀ ਨਹੀਂ ਸੀ ਗੁਰਬਾਣੀ ਦਾ ਇਜਾਜ਼ਤ ਨਹੀਂ ਦੇ ਰਹੀ ਕਿ ਗੁਰਬਾਣੀ ਤੋਂ ਖਿਲਾਫ ਜਾ ਕੇ ਗੱਲ ਕਰਦੀ ਉਹ ਤਾਂ ਕੋਈ ਹੋਰ ਗੱਲ ਸੀ ਉਹਦਾ ਸੇਫਟੀ ਸੀ ਵਿੱਚ ਗੁਰੂ ਗ੍ਰੰਥ ਸਾਹਿਬ ਰੱਖਣਾ ਸੀ ਉਹ ਸੇਫ ਕਿਵੇਂ ਰਹਿੰਦਾ ਆਲਾ ਕਿਲੇ ਦੇ ਆਲੇ ਪਾਣੀ ਨਹੀਂ ਭਰਦੇ ਹੁੰਦੇ ਕਿਲੇ ਦੇ ਆਲੇ ਪਾਣੀ ਭਰਦੇ ਆ ਤਾਂ ਕਿਲਾ ਸੀ ਹਾਂ ਸਰੋਵਰ ਦੀ ਵੀ ਲੋੜ ਹੈ ਸਭ ਬਤਾਉਂਦੇ ਸੀ ਨਾ ਵੀ ਲੈਂਦੀ ਸੀ ਲੋੜ ਪਰ ਇਸ ਕਰਕੇ ਰੋਲਦੀ ਹੈ ਇਹ ਨਹੀਂ ਬੰਦੇ ਅਸੀਂ ਵੀ ਉੱਥੇ ਢੋਲਦੇ ਪਾਪ ਉਤਰ ਜਾਂਦੇ ਸੀ ਇਹ ਅਸੀਂ ਪ੍ਰਚਾਰ ਨਹੀਂ ਕੀਤਾ ਅਸਲ ਦਾ ਸਭ ਅੰਮ੍ਰਿਤ ਸਰੋਵਰ ਨਾ ਰੱਖਦਾ ਉਹ ਭਲੇਖਾ ਪਾਉਣ ਵਾਸਤੇ ਇਹ ਤਾਂ ਅਸੀਂ ਡੁੱਬ ਗਏ ਇਹ ਗੱਲ ਲੈ ਕੇ ਡੁੱਬ ਗਈ ਧਰਮ ਸਿੱਖੀ ਨੂੰ ਲੈ ਕੇ ਡੁੱਬ ਗਈ ਸਾਰੀ ਗੱਲ ਕਿਸੇ ਨੇ ਰੋਕਿਆ ਨਹੀਂ ਵੀ ਇਹ ਨਾ ਕਰੋ ਇਹ ਨਾ ਕਰੋ ਡੁੱਬ ਜਾਗੇ ਰੋਕਿਆ ਨਹੀਂ ਕਿਸੇ ਨੇ ਇੱਕ ਤੱਕ ਵਧੀ ਗਏ ਜੋ ਮਰਜੀ ਕੋਈ ਬੋਲੀ ਗਿਆ ਕਿਸੇ ਨੇ ਰੋਕਿਆ ਹੀ ਨਹੀਂ ਆਖਰ ਸਿੱਖੀ ਖਤਮ ਹੋ ਗਈ ਹੁਣ ਮੰਨਦੇ ਨੇ ਸਿੱਖੀ ਹੈ ਨਹੀਂ ਜਿਹੜਾ ਤੁਹਾਨੂੰ ਤੁਸੀਂ ਕਰ ਲਿਆ ਪ੍ਰਚਾਰ ਕੀਤਾ ਉਹਦਾ ਜਵਾਬ ਹੈ ਨਹੀਂ ਬੰਦੇ ਉਧਾਰ ਤੇ ਝੂਠ ਤੇ ਉਹ ਸੱਚ ਛੱਡਦਾ ਝੂਠ ਫੜ ਲਿਆ ਹਾਂਜੀ ਰਵੀ ਪ੍ਰਗਾਸ ਰਜਨੀ ਜਥਾਗਤ ਜਾਣਦ ਸਭ ਸੰਸਾਰ ਅਸਲ ਧਰਮ ਹੈ ਕੀ ਸੱਚ ਧਰਮ ਹੁੰਦਾ ਕੀ ਹੈ ਜਿਵੇਂ ਕਹਿੰਦੇ ਜਾਂ ਸੂਰਜ ਚੜਦਾ ਨਾ ਸੂਰਜ ਚੜਦਾ ਹੈ ਜਿਹੜਾ ਹਨੇਰਾ ਹੁੰਦਾ ਰਾਤ ਹੁੰਦੀ ਹੈ ਉਹਦੀ ਕੀ ਹਾਲਤ ਹੁੰਦੀ ਹੈ ਦੱਸਣ ਦੀ ਲੋੜ ਨਹੀਂ ਸਾਰਾ ਸੰਸਾਰ ਜਾਣਦਾ ਰਜਨੀ ਕਹਿੰਦਾ ਰਾਤ ਨੂੰ ਰਜਨੀ ਰਾਤ ਦੀ ਕੀ ਹਾਲਤ ਹੁੰਦੀ ਹੈ ਸੂਰਜ ਤੇ ਚੜ੍ਹ ਜਾ ਚੜ੍ਹ ਨਾਲ ਇਹ ਦੱਸਣ ਦੀ ਲੋੜ ਨਹੀਂ ਸੰਸਾਰ ਜਾਣਦਾ ਰੋਜ਼ ਸੂਰਜ ਚੜਦਾ ਰੋਜ਼ ਆਪਾਂ ਦੇਖ ਹਾਂ ਚਾਨਣ ਹੋ ਜਾਂਦਾ ਰਾਤ ਕਿੱਥੇ ਜਾਂਦੀ ਹੈ ਰਾਤ ਖਤਮ ਇਹ ਧਰਮ ਜਿਹਦੇ ਅੰਦਰ ਧਰਮ ਪ੍ਰਗਟ ਹੁੰਦਾ ਉਹਦੇ ਅੰਦਰ ਜੋ ਅਗਿਆਨਤਾ ਦਾ ਹਨੇਰਾ ਸਾਰੇ ਦੂਰ ਹੋ ਜਾਂਦਾ ਭਰਮ ਦਾ ਹੀ ਨਾਸ ਹੋ ਜਾਂਦਾ ਕੋਈ ਭਰਮ ਨਹੀਂ ਰਹਿੰਦਾ ਕੋਈ ਸ਼ੰਕਾ ਨਹੀਂ ਰਹਿੰਦਾ ਜਿਹਦੇ ਦਾ ਨਾਮ ਪ੍ਰਗਟ ਹੁੰਦਾ ਸ਼ੰਕਰ ਹੈ ਨਾ ਜੀ ਕੋਈ ਨਾਮ ਪ੍ਰਗਟ ਹੁੰਦਾ ਹੁੰਦਾ ਪ੍ਰਗਟ ਕਾਹਦਾ ਹੁੰਦਾ ਹੁੰਦਾ ਜਾਂ ਨਾਮ ਦਾ ਪਤਾ ਲੱਗ ਜਵੇ ਨਾਮ ਹੁੰਦਾ ਕੀ ਹੈ ਨਾਮ ਜਪਣਾ ਮਤਲਬ ਹੈ ਰਾਮ ਰਾਮ ਨਾਮ ਜਾਣਣ ਜਪਣਾ ਉਹਨੇ ਜਾਣਣ ਨਾਮ ਨਾ ਜਾਣਿਆ ਰਾਮ ਕਾ ਬੂੜੇ ਇਹਦੇ ਜਪਣਾ ਨਹੀਂ ਲਿਖਿਆ ਜਾਣਣਾ ਲਿਖਿਆ ਰਾਮ ਨਾਮ ਹੁੰਦਾ ਕੀ ਹੈ ਜਾਣਣ ਜਪਣਾ ਜਾਣਣ ਜਦੋਂ ਜਾਣ ਲਿਆ ਫਿਰ ਉਹਦੀ ਪ੍ਰਾਪਤੀ ਦੀ ਗੱਲ ਬਾਅਦ ਹੋਊ ਨਾਮ ਹੈ ਕਿੱਥੇ ਉਹ ਕਹਿੰਦਾ ਤੇਰੇ ਹਿਰਦੇ 'ਚ ਉਹ ਕਿਵੇਂ ਜਿਵੇਂ ਕਹਿੰਦੇ ਪਾਣੀ ਹੈ ਬਾਹਰ بارش ਵੀ ਹੁੰਦੀ ਹੈ ਬਾਹਰ ਗੁਰਬਾਣੀ ਦਾ ਬਾਹਰ بارش ਕਰਦੀ ਹੈ ਫਿਰ ਵੀ ਧਰਤੀ ਦੇ ਅੰਦਰ ਪਾਣੀ ਵੀ ਹੈ ਫਸਲਾਂ ਸਾਰੀਆਂ ਕੱਲੀ بارش ਦੇ ਹੀ ਪੱਕਦੀਆਂ ਕੱਲੀ بارش ਨਹੀਂ ਫਸਲ ਪਕਉਂਦੀ ਹੈ ਉਹ ਤਾਂ ਉੱਥੇ ਪਕਉਂਦੀ ਹੈ ਜਿੱਥੇ ਲਗਾਤਾਰ ਹੁੰਦੀ ਹੋ ਰਹੇ ਅਸਲੀ ਖੇਤੀ ਤਾਂ ਥੱਲੇ ਦੇ ਪਾਣੀ ਦੇ ਸੱਤੇ ਹੁੰਦੀ ਹੈ ਲੋਕਾਂ ਨੇ ਖੂਹ ਬਣਾਏ ਨੇ ਟਿਊਬਵੈਲ ਆਏ ਹੋਣ ਥੱਲੇ ਪਾਣੀ ਚਾਹੇ ਉੱਤੋਂ ਹੀ ਆਇਆ ਹੋਇਆ ਪਾਣੀ ਹੈ ਤਾਂ ਥੱਲੇ ਥੱਲੇ ਦਾ ਪਾਣੀ ਫਸਲਾਂ ਨੂੰ ਪਕਾਉਂਦਾ ਬੇੜਾ ਉਹਦੇ ਨਾਲ ਬਾਹਰ ਹੁੰਦਾ ਇਸ ਕਰਕੇ ਜਿਵੇਂ ਧਰਤੀ ਦੇ ਅੰਦਰ ਪਾਣੀ ਹੈ ਇਹ ਸਾਡੇ ਹਿਰਦੇ ਦੇ ਵਿੱਚ ਰਹੂਗਾ ਅੰਦਰੋਂ ਨਾ ਪ੍ਰਗਟ ਹੋਣਾ ਆਪਣੇ ਅੰਦਰ ਜਦ ਉਹ ਪ੍ਰਗਟ ਹੁੰਦਾ ਨਾ ਉਹਨੂੰ ਤੁਰਕੀ ਬਾਣੀ ਕਹਿੰਦੇ ਨੇ ਅਸਲ ਤਾਂ ਉਹ ਚੀਜ਼ ਉਹ ਤੁਰਕੀ ਬਾਣੀ ਦੀ ਇਹ ਜਾਣਕਾਰੀ ਹੋਆ ਕਿਵੇਂ ਪ੍ਰਗਟ ਹੁੰਦੀ ਹੈ ਕਿਵੇਂ ਉਹ ਕੀ ਹੁੰਦੀ ਹੈ ਕਿਵੇਂ ਪ੍ਰਗਟ ਹੁੰਦੀ ਉਹ ਤੇ ਬਾਅਦ ਪ੍ਰਗਟ ਹੋਈ ਦੇ ਬਾਅਦ ਕੀ ਹਾਲਤ ਹੋ ਜਾਂਦੀ ਹੈ ਉਹ ਹਾਲਤ ਤੇ ਦਸੀ ਹੋਈ ਹੈ ਰਬ ਪ੍ਰਗਾਸ ਰਜਨੀ ਜਥਾ ਗਤ ਜਾਣ ਤੇ ਸਭ ਸੰਸਾਰ ਉਹੀ ਸੂਰਜ ਚੜਦਾ ਅੰਦਰ ਉਹ ਜਾਂ ਪ੍ਰਗਟ ਹੁੰਦਾ ਉਸ ਨੂੰ ਸੂਰਜ ਕਿਹਾ ਹੋਇਆ ਕਹੋ ਗੰਭੀਰ ਮਨ ਪਿਆ ਪ੍ਰਗਾਸਾ ਉਹਦੇ ਪਰ ਜਬ ਜੀਦੋ ਪਾਰਸ ਮਾਨੋ ਤਾਂਬੋ ਛੂਏ ਕਣਕ ਹੋਤ ਨਹੀਂ ਬਾਰ ਜਿਵੇਂ ਪਾਰਸ ਜਿਹੜਾ ਕਹਿੰਦੇ ਹੋ ਤੁਸੀਂ ਜੇ ਤਾਂਬੇ ਨੂੰ ਕਹਿੰਦੇ ਛੂ ਜਵੇ ਕਿੰਨਾ ਚਿਰ ਲੱਗਦਾ ਸੋਨਾ ਬਣ ਲੂ ਐ ਮਨ ਬਦਲ ਜਾਂਦਾ ਹੈ ਜਾਂ ਅੰਦਰੋਂ ਉੱਪਰ ਪ੍ਰਗਟ ਹੁੰਦਾ ਐਨਾ ਜਿਹਾ ਲੱਗਦਾ ਮਨ ਬਦਲ ਲੂ ਕਣਕ ਹੋਤ ਨਹੀਂ ਬਾਰ ਕਣਕ ਸੋਨਾ ਤਾਂਬੇ ਨੂੰ ਸੋਨਾ ਬਣ ਚ ਸਿਕੰਟੇ ਇੱਕ ਲੱਗਦਾ ਛੜ ਐ ਛੜ ਚ ਮਨ ਬਦਲ ਜਾਂਦਾ ਨਾਮ ਐਸੀ ਚੀਜ਼ ਹੈ ਛੜ ਚ ਬਦਲ ਲੰਦਾ ਲੈਟ ਐਸੀ ਚੀਜ਼ ਹੈ ਦੀਵਾ ਬੜੇ ਹਨੇਰਾ ਜਾਏ ਸਾਰੀ ਉਮਰ ਹੋ ਗਈ ਨਾਮ ਜਪਦੇ ਨੂੰ ਕਹਿੰਦੇ ਉਹਦਾ ਚੈਨਲ ਹੋਇਆ ਨਹੀਂ ਕਣਕ ਹੋਤ ਨਹੀਂ ਬਾਗ ਸੋਨਾ ਹੁੰਦੇ ਨਹੀਂ ਚੱਲ ਲੱਗਦਾ ਟਾਈਮ ਨਹੀਂ ਲੱਗਦਾ ਹੁੰਦਾ ਦੀਵਾ ਜਲਦਾ ਹਨੇਰਾ ਜਦ ਹੀ ਚਲੇ ਜਾਂਦਾ ਵਿਚਾਲੇ ਕੋਈ ਟਾਈਮ ਨਹੀਂ ਹੁੰਦਾ ਐਵੇਂ ਨਾਮ ਤਾਂ ਇੰਨਾ ਚਿਰ ਦੇ ਵਿੱਚ ਜਿੰਨਾ ਚਿਰ ਹਨੇਰਾ ਦੂਰ ਹੁੰਦਾ ਇੰਨਾ ਚਿਰ ਚਿਹਰਾ ਬਦਲ ਹੁੰਦਾ ਇੰਨਾ ਚਿਰ ਚਿਰ ਅੱਲਾ ਨਾਮ ਜਿਹੜਾ ਪ੍ਰਗਟ ਹੁੰਦਾ ਬਦਲ ਦਿੰਦਾ ਪ੍ਰਗਟ ਹੁੰਦੀ ਸਾਰੇ ਉਹ ਨਾਮ ਹੁੰਦਾ ਕੀ ਹੈ ਕਿਵੇਂ ਬਦਲਦਾ ਜੋ ਇੱਕ ਚੀਜ਼ ਕੋਈ ਸਾਨੂੰ ਭੁੱਲੀ ਹੋਈ ਹੈ ਉਹ ਵਿਸਰਿਆ ਹੋਇਆ ਨਾਮ ਹੋਰ ਕੁਝ ਨਹੀਂ ਹੈਗਾ ਜੇ ਤਨ ਬਾਣੀ ਵਿਸਰ ਜਾਏ ਉਹ ਬਾਣੀ ਹੈ ਕੀ ਵਿਸਰੀ ਹੋਈ ਜਨ ਉਹਦਾ ਨਾਲ ਸੰਪਰਕ ਨਹੀਂ ਹੋਇਆ ਹੋਇਆ ਹੋਰ ਕੁਝ ਨਹੀਂ ਜੋ ਪੱਕਾ ਰੋਗੀ ਮਿਲ ਲਾਏ ਪੱਕੇ ਰੋਗੀ ਉਹ ਮਿਲ ਲਾਉਂਦਾ ਕੋਈ ਸਮਝੀ ਲਾਉਂਦਾ ਕੋਈ ਬੜਾ ਫਿਰਦਾ ਕੋਈ ਕੁਝ ਕਰਦਾ ਕੋਈ ਤੀਰਥਾਂ ਇਹਨਾਂ ਕਰਦਾ ਕੋਈ ਸਭ ਕੁਝ ਲੱਗੇ ਹੋਏ ਨੇ ਕਰ ਨੂੰ ਕਿ ਸੰਪਰਕ ਟੁੱਟਿਆ ਹੈ ਨਾਮ ਨਾਲ ਨਾਮ ਨਾਲ ਸੰਪਰਕ ਪੈਦਾ ਕਰਦਾ ਨਾਮ ਕਿੱਥੇ ਹੁੰਦਾ ਸਾਰੀ ਗੱਲ ਵਾ ਸੰਪਰਕ ਪੈਦਾ ਕਰਦੀ ਹੋਈ ਹੈ ਨਾਮ ਨਾਲ ਜੋ ਚੀਜ਼ ਭੁੱਲੀ ਹੋਈ ਆ ਯਾਦ ਕਿਵੇਂ ਯਾਦ ਯਾਦ ਆਉਂਦੀ ਹੈ ਆਪਾਂ ਕੋਈ ਚੀਜ਼ ਭੁੱਲੀ ਹੋਈ ਹੈ ਆਪਾਂ ਨੂੰ ਆਪੇ ਯਾਦ ਆ ਗਈ ਕਿੰਨਾ ਜਿਹਾ ਲੱਗਦਾ ਯਾਦ ਆਉਣ ਨੂੰ ਯਾਦ ਆਉਣ ਨੂੰ ਕਿੰਨਾ ਚਿਰ ਲੱਗਿਆ ਇੱਕ ਸਕਿੰਟ ਔਰ ਸਾਰੀ ਸਮਝ ਗਿਆ ਵੀ ਫਲਾਣੇ ਤੋਂ ਪਈ ਹੈ ਕਿਸੇ ਨੇ ਸਮਝਾਈ ਨਹੀਂ ਦੱਸਿਆ ਨਹੀਂ ਇੱਕ ਸਕਟ ਤੇ ਉਹ ਨਾਮ ਹੈ ਬਸ ਜਿਹੜੀ ਅੰਦਰੋਂ ਸੋਝੀ ਆਉਂਦੀ ਹੈ ਉਹ ਲਾ ਮੈਂ ਭੁੱਲੇਗਾ ਫਲਾਣੇ ਤੋਂ ਰੱਖੀ ਸੀ ਉਹ ਸਾਰੀ ਕਹਾਣੀ ਉਹ ਯਾਦ ਆ ਗਈ ਉਹ ਰਾਜਾ ਰਾਮ ਦੀ ਕਹਾਣੀ ਸਾਰੀ ਉਹ ਯਾਦ ਆ ਜਾਣੀ ਹੈ ਫਿਰ ਇਹ ਵੀ ਆਜੂ ਫਲਾਣੇ ਨੇ ਰੱਖੀ ਸੀ ਫਿਰ ਇਹ ਵੀ ਆਜੂ ਫਲਾਣੇ ਨੇ ਕਿਹਾ ਸੀ ਫਿਰ ਸਾਰਾ ਹੀ ਕੁਝ ਯਾਦ ਜੂ ਉਹ ਜਿੰਨਾ ਚਿਰ ਬਿਸਰਿਆ ਹੋਇਆ ਉਹ ਜਦੀ ਯਾਦ ਆਉਂਦਾ ਉਹ ਵੀ ਫੁਰਨਾ ਹੀ ਹੈ ਇੱਕ ਅੰਦਰ ਫੁਰਦਾ ਹੈ ਉਹ ਪਰਮ ਪਰਸ ਗੁਰ ਭੇਟੀ ਹੈ ਪੂਰਬ ਲਿਖਤ ਲਿਲਾਟ ਪਰਮ ਪਰਸ ਗੁਰ ਭੇਟੀ ਹੈ ਸਤਗੁਰ ਦਾ ਜਿਹੜਾ ਸਪਰਸ਼ ਹੈ ਉਹ ਸਤਗੁਰ ਹੈ ਉਹ ਉਹ ਫੁਰਨੋ ਸ਼ਬਦ ਦੇ ਸਤਗੁਰ ਹੈ ਉਹ ਪਰਮ ਪਰਸ ਗੁਰ ਭੇਟੀ ਹੈ ਉਹਦਾ ਜਿਹੜਾ ਸਪਰਸ਼ ਹੈ ਉਹ ਫੋਟੇ ਦਾ ਜਿਹੜਾ ਸਪਰਸ਼ ਹੈ ਬਲ ਦੇ ਨਾਲ ਬੁੱਧ ਨਾਲ ਪਰ ਉਹਦੇ ਉੱਤੇ ਦੀ ਕੋਈ ਸਪਰਸ਼ ਨਹੀਂ ਜੋਤ ਦਾ ਲਹਿਰ ਦਾ ਕਿਨਾਰੇ ਨਾਲ ਸਪਰਸ਼ ਹੈ ਪਰਮ ਪਰਸ ਗੁਰ ਭੇਟੀਏ ਪੂਰਬ ਲਿਖਤ ਲੜਾਟ ਪੂਰਬ ਲਿਖਤ ਲੜਾਟ ਭੇਟੂਆ ਉਹ ਜਿਹੜਾ ਭੇਟਣ ਵਾਸਤੇ ਹੀ ਬੈਠਾ ਆਪਣੇ ਆਪ ਨੇ ਤੁਰੇ ਜਾਂਦੇ ਨਹੀਂ ਆਜੇ ਕਿਸੇ ਨੂੰ ਮਿਲ ਗਿਆ ਹੋਵੇ ਨਾ ਮੰਗਿਆ ਹੋਵੇ ਮਿਲ ਗਿਆ ਹੋਵੇ ਲੋੜ ਇਹਨਾਂ ਨਾ ਹੋਵੇ ਵੀ ਮਿਲ ਗਿਆ ਹੋਵੇ ਤਾਂ ਨਹੀਂ ਹੁੰਦਾ ਜਿਹੜਾ ਇਸੇ ਕਰਕੇ ਜਿਹਨੂੰ ਜੀਵਨ ਦਿੱਤਾ ਹੋਵੇ ਉਹ ਹੀ ਮਿਲਦਾ ਪੂਰਬ ਲਖਤ ਰਾਤ ਜਿੱਦੇ ਵੀ ਹੋਏ ਨੇ ਕਬੀਰ ਹੈ ਪੂਰਬ ਲਖਤ ਰਾਤ ਸੀ ਬਾੜਾ ਫੇਰਦਾ ਰਿਹਾ ਨਹੀਂ ਮਿਲਿਆ ਫਿਰ ਕੋਈ ਹੋਰ ਸਾਧਨ ਕੀਤਾ ਉਹ ਲਿਖਿਆ ਹੋਇਆ ਸੀ ਬੱਲੇ ਹੋਇਆ ਸੀ ਪੂਰਬ ਲਿਖਤ ਦੇ ਬਿਨਾਂ ਨਹੀਂ ਮਿਲਿਆ ਕਿਸੇ ਨੂੰ ਉਨ ਮਨ ਮਨ ਮਨ ਹੀ ਮਿਲੇ ਛੁਟਕਤ ਬਜਰ ਕਪਾਟ ਉਹਦਾ ਜਿਹੜਾ ਮਨ ਹੁੰਦਾ ਨਾ ਜਿਹਦਾ ਪੂਰਬ ਲਿਖਿਆ ਹੁੰਦਾ ਉਹਦਾ ਮਨ ਮਾਇਆ ਨਾਲੋਂ ਉਪਰਾਮ ਹੋਇਆ ਹੁੰਦਾ ਮਾਇਆ ਨਾਲ ਜੁੜਿਆ ਨਹੀਂ ਹੁੰਦਾ ਮਾਇਆ ਦਾ ਮੋਹ ਨਹੀਂ ਹੁੰਦਾ ਉਹਦੇ ਵਿੱਚ ਮਾਇਆ ਦਾ ਮੋਹ ਤਿਆਗਿਆ ਹੁੰਦਾ ਉਹਦੇ ਜਦ ਮਨ ਮਾਇਆ ਦਾ ਮੋਹ ਤਿਆਗ ਦਿੰਦਾ ਮਾਇਆ ਨੂੰ ਪਿੱਠ ਕਰ ਲੈਂਦਾ ਮਾਇਆ ਵੱਲ ਪਿੱਠ ਕਰ ਲੈਂਦਾ ਇਹ ਫਿਰ ਇਹਨੂੰ ਕਹਿੰਦੇ ਉਨਮਨ ਹੋ ਗਿਆ ਹੈ ਮਾਇਆ ਤੋਂ ਮੁੜ ਗਿਆ ਮਨ ਕੋਈ ਚੀਜ਼ ਖਾਂਦੇ ਖਾਂਦੇ ਨਾ ਕਹਿਣਾ ਮੂੰਹ ਮੁੜੇ ਜਵੇ ਨਾ ਫਿਰ ਉਹ ਪਿੱਠ ਕਰ ਲੈਂਦਾ ਉਹ ਧਿਆਨ ਨਹੀਂ ਦਿੰਦਾ ਉਹ ਬੰਦਾ ਮਨ ਦਾ ਧਿਆਨ ਮਾਇਆ ਚ ਰਹਿੰਦਾ ਹੀ ਨਹੀਂ ਜਦ ਧਿਆਨ ਮਾਇਆ ਚ ਨਹੀਂ ਹੈ ਧਿਆਨ ਨਾਮ ਦੇ ਵਿੱਚ ਹੈ ਫਿਰ ਉਡਮਨ ਹੋ ਗਿਆ ਮਾਇਆ ਵੱਲ ਉਡਮਨ ਹੋ ਮਾਇਆ ਤੋਂ ਮਨ ਮਾਇਆ ਦੀ ਜਦ ਇੱਛਾ ਨਹੀਂ ਰਹਿੰਦੀ ਬੰਦੇ ਦੇ ਵਿੱਚ ਉਹਨੂੰ ਉਡਮਨ ਕਹਿੰਦੇ ਮਾਇਆ ਦੀ ਭੁੱਖ ਨਹੀਂ ਰਹਿੰਦੀ ਉਨਮਨ ਹੋ ਗਿਆ ਯਾਨੀ ਮਨ ਦਾ ਜਿਹੜਾ ਹੈ ਨਾ ਸੁਭਾਅ ਉਲਟਾ ਹੋ ਗਿਆ ਮਨ ਦਾ ਸੁਭਾਅ ਹੈ ਮਾਇਆ ਦੀ ਭੁੱਖ ਜੇ ਮਨ ਦਾ ਭੁੱਖ ਨਹੀਂ ਹੈ ਜੇ ਮਨ ਦੀ ਮਨ ਅੰਦਰ ਮਾਇਆ ਦੀ ਭੁੱਖ ਨਹੀਂ ਤਾਂ ਮਨ ਵੀ ਨਹੀਂ ਰਿਹਾ ਫਿਰ ਉਹ ਮਨ ਦੀ ਉਹਨੂੰ ਕਹਿ ਸਕਦੇ ਉਹਨੂੰ ਕਹੇ ਉਨਮਨ ਉਨਮਨ ਮਨ ਮਨ ਹੀ ਮਿਲੇ ਉਨਮਨ ਜਿਹੜਾ ਹੋਇਆ ਹੈ ਮਨ ਮਾਇਆ ਤੋਂ ਪਿੱਠ ਕਰ ਲਈ ਆਪਣੇ ਮੂਲ ਬਲ ਦੇ ਵਿੱਚ ਮਿਲ ਜਾਂਦਾ ਆਪਣੇ ਮੂਲ ਨਾਲ ਮਿਲ ਜਾਂਦਾ ਮਨ 200 ਹੋਇਆ ਹੋਇਆ ਸੀ ਨਾ ਇੱਕ ਤਬ ਹੋ ਜਾਂਦਾ ਸਦਾ ਲਈ ਇੱਕੋ ਹੋ ਜਾਂਦਾ ਫਿਰ ਛੁਟਕਤ ਬਜਰ ਕਪਾਟ ਬਜਰ ਬਜਰ ਕਪਾਟ ਦੇ ਪਰ ਵੀ ਛੁੱਟ ਜਾਂਦਾ ਬਜਰ ਕਪਾਟ ਹੋਰ ਕੁਝ ਨਹੀਂ ਜਿਹੜੇ ਬਜਰ ਕਪਾਟ ਕਹਿੰਦੇ ਨੇ ਨਾ ਬਜਰ ਲਫ਼ਜ਼ ਦੀ ਬਜਾਰ ਹੈ ਜਰ ਹੁੰਦੀ ਹੈ ਜਰ ਲੱਗ ਜਾਂਦੀ ਹੈ ਸੰਦ ਲੱਗ ਜਾਂਦੀ ਹੈ ਨਾ ਹੌਲੀ ਹੌਲੀ ਲੋਹੇ ਨੂੰ ਖਾ ਜਾਂਦੀ ਹੈ ਪੁਰਾਣੀ ਪੁਰਾਣ ਜਿਹੜਾ ਪੁਰਾਣਾ ਹੋ ਜਾਂਦੀ ਹੈ ਚੀਜ਼ ਲੱਕੜ ਵੀ ਹੋ ਜਾਂਦੀ ਪੁਰਾਣੀ ਉਹ ਜੜ ਕਹਿੰਦੇ ਜਰਾ ਰੋਗ ਸਰੀਰ ਨੂੰ ਵੀ ਹੈ ਮਾਇਆ ਨੂੰ ਜਰਾ ਰੋਗ ਹੈ ਮਾਇਆ ਦੀ ਹਰ ਚੀਜ਼ ਪੁਰਾਣੀ ਹੁੰਦੀ ਹੈ ਪਰ ਪਰ ਨਹੀਂ ਪੁਰਾਣਾ ਹੁੰਦਾ ਹੈ ਦੋ ਚੀਜ਼ਾਂ ਦੀ ਪੁਰਾਣੀ ਹੈ ਝੂਠ ਪੁਰਾਣਾ ਹੋ ਜਾਂਦਾ ਪੁਰਾਣਾ ਹੋ ਕੇ ਆਪੇ ਖਤਮ ਹੋ ਜਾਂਦਾ ਹੈ ਮੂਲ ਪ੍ਰਾਣਾ ਹੁੰਦਾ ਸੱਚ ਪ੍ਰਾਣਾ ਨਹੀਂ ਹੁੰਦਾ ਪਰ ਇੱਕ ਚੀਜ਼ ਹੋਰ ਹੈ ਜਿਹੜੀ ਪ੍ਰਾਣੀ ਨਹੀਂ ਹੁੰਦੀ ਉਹ ਵੀ ਪ੍ਰਾਣਾ ਨਹੀਂ ਹੁੰਦਾ ਅਖਰ ਤੋਂ ਹਾਂ ਨਾ ਰੋਸ਼ਨੀ ਪ੍ਰਾਣੀ ਹੁੰਦੀ ਹੈ ਨਾ ਢੇਰਾ ਪ੍ਰਾਣਾ ਹੁੰਦਾ ਹੈ ਜੇ ਢੇਰਾ ਪ੍ਰਾਣਾ ਹੋ ਜਾ ਤੇ ਚਾਨਣਾ ਪੀ ਹੋ ਜਾ ਉਹਦੇ ਬਾਅਦ ਪ੍ਰਾਣਾ ਹੋਵੇ ਤਾਂ ਖਤਮ ਹੋ ਜਾ ਜਿੰਨਾ ਜੇ ਰੋਸ਼ਨੀ ਦੀ ਹੈ ਉਹਦੀ ਤੇਰਾ ਰਹੂਗਾ ਹੀ ਰਹੂਗਾ ਚਾਹੇ ਕਰੋੜਾਂ ਅਰਬਾਂ ਖਰਬਾਂ ਸਾਲ ਹੋ ਜਾਣ ਪੁਰਾਣਾ ਹੋ ਗਿਆ ਤਾਂ ਆਪੇ ਖਤਮ ਹੋ ਜਵੇ ਫਿਰ ਚੂੜ ਆਪੇ ਖਤਮ ਹੋ ਜਾਂਦਾ ਕੂੜ ਦੇ ਘੁੱਟੇ ਨਾਨਕਾ ਦਾ ਸੱਚ ਰਹੀ ਕੂੜ ਦਾ ਲੋਕ ਸਮਝ ਲੈਂਦੇ ਨੇ ਵੀ ਆ ਕੂੜ ਹੈ ਕੂੜ ਦਾ ਪ੍ਰਚਾਰ ਸਿੱਖੀ ਦਾ ਪ੍ਰਚਾਰ ਤੇ ਲੋਕ ਆਪੇ ਹੀ ਸਾਡੇ ਜਵਾਖੇ ਨਹੀਂ ਮਿਲਦੇ ਇਹ ਤਾਂ ਸਮਝ ਲੈ ਸਾਰੇ ਨੇ ਕੂੜ ਹੈ ਗੁਰਮਤਿ ਤੋਂ ਖਰਾਬ ਹੈ ਟਾਈਮ ਨੇ ਸਮਝ ਲਿਆ ਲੋਕ ਸਿਆਣੇ ਹੋ ਗਏ ਇਹ ਤਾਂ ਕੂੜ ਹੈ ਇਹ ਆਪੇ ਖਤਮ ਹੋ ਜਾਂਦਾ ਹੁੰਦਾ ਗੋਲ ਸਭ ਤੋਂ ਬੜਾ ਵਾਧਾ ਹੈ ਰੁਕਾਵਟ ਹੈ ਗੁਰਮਤ ਦੇ ਖਿਲਾਫ ਇਹਨੂੰ ਕਿਹਾ ਸੀਗਾ ਸੰਖਿਆ ਵਾਇਆ ਨੂੰ ਇਹ ਅਸੀਂ ਗੁਰਦਾਰੇ ਚ ਬਾੜ ਲਿਆ ਇਹ ਵੀ ਲੋਕ ਸਮਝ ਗਏ ਵੀ ਇਹ ਰੁਕਸਾ ਪਤਾ ਲੱਗ ਗਿਆ ਲੇਕਿਨ ਜਿਹੜਾ ਜਰਕੂੜ ਦਾ ਪ੍ਰਚਾਰ ਸੀਗਾ ਗੱਲ ਵੀ ਨਹੀਂ ਕੁਝ ਲੋਕਾਂ ਨੂੰ ਪਤਾ ਸੀ ਬੋਲਦੇ ਨਹੀਂ ਸੀ ਜਿਹਨਾਂ ਨੂੰ ਪਤਾ ਸੀ ਬੋਲਦੇ ਨਹੀਂ ਦਬੀ ਜ਼ਬਾਨ 'ਚ ਬੋਲਦੇ ਸੀ ਲੇਕਿਨ ਹੁਣ ਚੁੱਕੇ ਸਾਰੇ ਬੋਲਣ ਲੱਗੇ ਇਸ ਆਵਾਜ਼ ਨੂੰ ਬਲ ਮਿਲਦਾ ਜੇ ਬੋਲੇ ਉਹ ਦੂਏ ਚੁੱਪ ਕਰਕੇ ਹੱਕ 'ਚ ਕੋਈ ਨਹੀਂ ਬੋਲਦਾ ਗੋਲ ਵਿਰੋਧੀ ਸਾਡਾ ਕੋਈ ਨਹੀਂ ਬੋਲਦਾ ਹੁਣ ਹੁਣ ਕਦੇ ਨਹੀਂ ਬੋਲਦੇ ਕਿਉਂਕਿ ਸੱਚ ਇਹ ਹੈ ਕਿ ਬੇੜਾ ਹੀ ਕਰਕੇ ਗੋਲ ਕਰ ਦਿੱਤਾ ਵਾਇਆ ਨਹੀਂ ਕੀਤਾ ਵਾਇਆ ਦਾ ਦੇ ਕੀਤੀ ਹੋਈ ਗੁਰਬਾਣੀ ਤੁਸੀਂ ਵਾਇਆ ਨੂੰ ਜਫਾ ਪਾ ਲਿਆ ਕਬੀਰ ਵਾਇਆ ਨਾਗਣੀ ਬੁਸ ਬੁਸ ਬੋਲਦੇ ਹਾਟ ਸਾਰਿਆਂ ਨੂੰ ਖਤਮ ਕਰ ਰਹੀ ਹੈ ਸਾਰਿਆਂ ਦਾ ਗਿਆਨ ਚੂਸ ਰਹੀ ਹੈ ਸਾਰਿਆਂ ਦੀ ਬੁੱਧੀ ਨੂੰ ਬੁੱਧੀ ਨੂੰ ਖੀਟ ਕਰ ਰਹੀ ਹੈ ਸਾਰਿਆਂ ਦਾ ਵਿਦਵਾਨ ਇਹਦਾ ਪ੍ਰਚਾਰ ਕਿਉਂ ਕਰਦੇ ਵਿਦਵਾਨ ਕਿਉਂਕਿ ਹੱਥ ਵਿਦਵਾਨਾਂ ਦੇ ਵਿਦਵਾਨ ਨੇ ਇਹਦਾ ਕਦੇ ਪ੍ਰਚਾਰ ਕਰਦੇ ਨੇ ਵਿਦਵਾਨ ਤਾਂ ਮਾਇਆ ਦੇ ਭੁੱਖੇ ਹੁੰਦੇ ਨੇ ਵਿਦਵਾਨ ਮਾਇਆ ਦੇ ਭੁੱਖੇ ਹੁੰਦੇ ਨੇ ਇਸ ਕਰਕੇ ਵਿਦਵਾਨ ਇਹਦਾ ਪ੍ਰਚਾਰ ਨਹੀਂ ਕਰਦੇ ਪੰਡਤ ਵੀ ਵਿਦਵਾਨ ਹੈ ਪੰਡਤ ਵੀ ਜਦੋਂ ਤੱਕ ਵਿਦਵਾਨਾਂ ਦੇ ਹੱਥ 'ਚ ਪ੍ਰਚਾਰ ਰਹਿੰਦਾ ਇਹ ਗੱਲ ਨਹੀਂ ਕਹਿ ਸਕਦੇ ਸੱਚ ਦੀ ਗੱਲ ਉਦੋਂ ਹੁੰਦੀ ਹੈ ਜਦ ਵਿਦਵਾਨਾਂ ਦੇ ਸਿਰ ਦੇ ਉੱਤੇ ਦੀ ਬਾੜੀ ਲੱਗੀ ਜਾਂਦੀ ਹੁਣ ਵਿਦਵਾਨਾਂ ਦੇ ਸਿਰ ਦੇ ਉੱਤੇ ਹੀ ਰੁਕ ਗਿਆ ਪਾਣੀ ਵਿਦਵਾਨਾਂ ਦੀ ਹਿੰਮਤ ਨਹੀਂ ਆਵੇ ਗੁਰਬਾਣੀ ਦੇ ਅਰਥ ਕਰਨ ਦਾ ਜੁਰਤ ਕਰ ਲੈਣ ਕਰਕੇ ਦਿਖਾਉਣ ਉਹਨਾਂ ਨੂੰ ਪਤਾ ਹੀ ਨਹੀਂ ਵੀ ਅਰਥ ਕੀ ਹੈ ਜੋ ਬੰਦੀ ਬੈਠੇ ਨੇ ਤਾਂ ਗੱਲੇ ਹੈ ਦੀ ਸੈਟੀਸਫਾਈ ਕਰਾ ਕੇ ਦਿਖਾਉਣ ਸਾਰਿਆਂ ਨੂੰ ਇਸ ਕਰਕੇ ਚੁੱਪ ਕਰ ਜਾਣਗੇ ਪੰਡਤ ਵੀ ਪੰਡਤ ਵੀ ਇਹ ਚੁੱਪ ਕੀਤਾ ਸੀ ਪੰਡਤ ਵੀ ਵਿਦਵਾਨ ਵੀ ਵਿਦਵਾਨ ਇਹ ਪੰਡਤ ਨੇ ਤਾਂ ਨਹੀਂ ਉਹ ਡਿਕਸ਼ਨਰੀ ਹੈ ਪੜਨ ਵਾਲੀ ਉਹ ਪੜਾਈ ਹੈ ਇਹ ਦੱਸੂਗੇ ਰਵਿਦਾਸ ਕਹੂਗਾ ਅਗਲੇ ਸ਼ਬਦ ਦੇ ਵਿੱਚ ਸਾਰੇ ਵਿਦਵਾਨਾਂ ਦੀ ਬੋਲ ਖੋਲੂਗਾ ਰਵਿਦਾਸ ਭਗਤ ਦੇ ਜੁਗਤ ਤੇ ਮਤ ਸਤ ਕਰੀ ਭਰਮ ਬੰਧਨ ਕਾਟ ਵਿਕਾਰ ਆਰੇ ਭਗਤ ਕੀ ਹੈ ਭਗਤੀ ਕੀ ਹੁੰਦੀ ਹੈ ਭਗਤੀ ਦਾ ਜੁਗਤੀ ਹੈ ਛੁੱਟਣ ਦੀ ਜੁਗਤੀ ਹੈ ਵਿਧੀ ਹੈ ਭਗਤੀ ਛੁੱਟਣਾ ਕਿਵੇਂ ਸੰਸਾਰ ਦੇ ਜਾਲ ਚੋਂ ਜਬ ਦੇ ਜਾਲ ਚੋਂ ਇਹ ਛੁੱਟਣ ਦੀ ਜਿਹੜੀ ਵਿਧੀ ਹੈ ਇਹੀ ਭਗਤੀ ਹੈ ਸਾਡੇ ਕੋਲ ਗੁਰਬਾਣੀ ਛੁੱਟਣ ਦੀ ਵਿਧੀ ਹੈ ਬਾਕੀ ਸਾਰੇ ਧਰਮ ਵਿੱਚ ਫਸ ਗਏ ਵਿਧੀਆਂ ਨੇ ਜੋ ਰਾਜ ਦੀ ਗੱਲ ਕਰਦਾ ਹੈ ਪ੍ਰਾਪਤੀ ਮਾਇਆ ਦੀ ਪ੍ਰਾਪਤੀ ਦੀ ਗੱਲ ਕਰਦਾ ਹੈ ਰਿਧੀਆਂ ਸਿੱਧੀਆਂ ਦੀ ਪ੍ਰਾਪਤੀ ਦੀ ਗੱਲ ਕਰਦਾ ਹੈ ਪੁੱਤ ਪੋਤਿਆਂ ਦੀ ਪ੍ਰਾਪਤੀ ਦੀ ਗੱਲ ਕਰਦਾ ਉਹ ਤੁਹਾਨੂੰ ਸਾਰੇ ਫਸਾਉਣ ਵਾਲੇ ਨੇ ਕਾਇਆ ਨੂੰ ਜੋੜਦੇ ਨੇ ਤਾਂ ਸਦਾ ਕੇ ਰੱਖਣ ਵਾਲੇ ਨੇ ਤਰਾ ਮਾਤਾ ਵੀ ਗੱਲ ਕਰਦਾ ਸੰਤ ਤਾਂ ਗਿੱਤ ਵੀ ਦਿੰਦੇ ਨੇ ਸ਼ਬਦ ਨੇ ਸੰਕਟ ਮੋਚਨ ਦੇ ਸਵਾਵੇ ਪਖੜਵਾਲ ਸਮਾਜ ਫਸਾਉਣ ਵਾਲਾ ਅਰੇ ਚੱਲਦਾ ਦੁਕਾਨ ਚੱਲਦੀ ਇਹ ਦੁਕਾਨਦਾਰ ਨੇ ਲੋਕ ਹੈ ਕਿ ਮਾਇਆ ਦਾ ਤਿਆਗ ਕਰਕੇ ਇਹ ਤੁਰਕਣ ਜੋ ਚੀਜ਼ ਛੱਡਣੀ ਆ ਸੀ ਉਹਦੀ ਰਿੱਧੀ ਸਿੱਧਾ ਕੀ ਮਤਲਬ ਭਗਤ ਕੀ ਹੈ ਭਗਤੀ ਕੀ ਹੈ ਜੁਗਤੀ ਹੈ ਭਗਤ ਜੁਗਤ ਬਤ ਸਤ ਕਰੀ ਭਗਤੀ ਦੀ ਜੁਗਤੀ ਨਾਲ ਜਿਹੜੀ ਆਪਣੀ ਬਤ ਹੈ ਸੱਚੀ ਬਤ ਬਣਾ ਲਿਆ ਝੂਠੀ ਛੱਡਦੀ ਝੂਠੀ ਬਤ ਕੀ ਸੀ ਝੂਠੀ ਮਤ ਉਹ ਝੂਠੀ ਮਤ ਹੈ ਜਿਹੜੀ ਮਾਇਆ ਨਾਲ ਜੋੜਦੀ ਹੈ ਮਾਇਆ ਦਾ ਉਹ ਪੈਦਾ ਕਰਦੀ ਹੈ ਸੰਸਾਰ ਦੀਆਂ ਇੱਛਾਵਾਂ ਜਿਹੜੀਆਂ ਨੇ ਪੂਰੀਆਂ ਕਰਨ ਦੀ ਜਿਹੜੀ ਲਾਲਚ ਦੇ ਰਹੀ ਹੈ ਬਸ ਉਹ ਬਸ ਝੂਠੀ ਹੈ ਸੱਚੀ ਨਹੀਂ ਹੁੰਦੀ ਜਿਹੜਾ ਦੇਹ ਰੋਗਤਾ ਦੀ ਗੱਲ ਕਰ ਰਹੀ ਹੈ ਮਤ ਤੁਹਾਨੂੰ ਉਹ ਝੂਠੀ ਮਤ ਹੈ ਉਹ ਭਾਣੇ ਨਹੀਂ ਬਣਨ ਦਿੰਦੀ ਸਾਨੂੰ ਤੇ ਰੋਕਦਾ ਦੀ ਲੋੜ ਨਹੀਂ ਹੈ ਗੁਰਬਾਣੀ ਨੇ ਇਸ ਗੱਲ ਨੂੰ ਬੰਦੀ ਸਾਡੇ ਕੋਲ ਤਾਂ ਦੁੱਖ ਦਾਰੂ ਹੈ ਸੁਖ ਰੋਗ ਹੈ ਸੁਖ ਰੋਗ ਹੈ ਸਾਡੇ ਕੋਲ ਦੁੱਖ ਦਾਰੂ ਹੈ ਇਹ ਬਾਤ ਪੁੱਠੀ ਹੈ ਇਹ ਉਹਨਾਂ ਦੀ ਬਾਤ ਇਹਦੇ ਨੂੰ ਪੁੱਠੀ ਹੈ ਸੰਸਾਰ ਦੀ ਮਤਲਬ ਮਤ ਪੁੱਠੀ ਹੈ ਉਹ ਮਤ ਸੰਸਾਰੀ ਹੈ ਇਹ ਮਤ ਨਿਰਾਕਾਰੀ ਹੈ ਇਹ ਉਲਟੀ ਆ ਉਲਟੀ ਰੇ ਬਨ ਉਲਟੀ ਰੇ ਸਾਖਤ ਸੁਕਰ ਉਲਟੀ ਰੇ ਉਹ ਸਾਖਤਾ ਦੀ ਬਾਤ ਹੈ ਭਗਤਾ ਦੀ ਬਾਤ ਹੈ ਉਲਟੀ ਹੈ ਬਿਲਕੁਲ ਸਾਰੀ ਗਵਤਾ ਨਾਲ ਉਲਟੀ ਹੈ ਤੇ ਅਸੀਂ ਤਾਂ ਉਲਟੀ ਰਹਿਣ ਨਹੀਂ ਦਿੱਤਾ ਅਸੀਂ ਇਹਨੂੰ ਛੱਡ ਕੇ ਉਹ ਸਾਖਤਾ ਦੀ ਬਾਤ ਬਣ ਦਿੱਤਾ ਉਹਦਾ ਪ੍ਰਚਾਰ ਹੋ ਰਿਹਾ ਉਹ ਅਰਦਾਸ ਹੋ ਰਹੀ ਹੈ ਉੱਥੇ ਅੰਮ੍ਰਿਤਸਰ ਅਰਦਾਸ ਕੀ ਹੋ ਰਹੀ ਹੈ ਹੁਕਮ ਤੋਂ ਖਿਲਾਫ ਸਾਰੀ ਅਰਦਾਸ ਹੋ ਰਹੀ ਹੈ ਹੁਕਮ ਦੇ ਰਹੇ ਹੋ ਅਰਦਾਸ ਕਹਿ ਰਹੇ ਨਾ ਹੁਕਮ ਦੇ ਰਹੇ ਅਸਲ ਜੇ ਹੁਕਮ ਦੇ ਰਹੇ ਸੀ ਨਾ ਨਾ ਰੱਖ ਲਿਆ ਕਿੱਡੀ ਚਲਾਕੀ ਕੀਤੀ ਹੈ ਕਿੱਡਾ ਛਾਤਰ ਆਦਮੀ ਹੈ ਕਿੱਡੇ ਸ਼ੈਤਾਨ ਨੇ ਕਿਹਾ ਸੀ ਨਾਨਕ ਹੁਕਮ ਨਾ ਚੱਲੀ ਨਾਲ ਖਸਮ ਚੱਲੇ ਅਰਦਾਸ ਅਰਦਾਸ ਤਾਂ ਫਿਰ ਹੈ ਜੀ ਉਹਦਾ ਹੁਕਮ ਅਦਾ ਕਰੋ ਜੀ ਅਦਾਓ ਕਰੋ ਜੀ ਅਦਾਓ ਕਰੋ ਜੀ ਦਾ ਹੁਕਮ ਅਰਦਾਸ ਕਿੱਥੇ ਅਰਦਾਸ ਦਾ ਰਾਖ ਪਾਪੀ ਬਾਰ ਇਹ ਅਰਦਾਸ ਜੈ ਪਾਵੇ ਤਮ ਜੋ ਪਾਵੇ ਤੋ ਰੱਖ ਲੈ ਹਮ ਸਰਣ ਪ੍ਰਵਾਏ RAM ਰਾਜ ਇਹ ਅਰਦਾਸ ਜੋ ਪਾਵੇ ਚਾਹੇ ਤਤੀ ਤਵੀ ਤੇ ਬਿਠਾੜ ਕੇ ਰੱਖ ਲੈ ਪਰ ਜਬਰ ਮਨ ਤੋਂ ਰੱਖ ਲੈ ਤਤੀ ਤਵੀ ਤੇ ਬਿਠਾੜ ਕੋਈ ਗੱਲ ਨਹੀਂ ਚਾਰੇ ਸਾਹਿਬਜ਼ਾਦੇ ਸ਼ਹੀਦ ਕਰਨੇ ਪੈਣ ਕੋਈ ਗੱਲ ਨਹੀਂ ਪਰਵਾਹ ਨਹੀਂ ਅਨੰਦਪੁਰ ਸਾਹਿਬ ਛੱਡਣ ਪੈ ਜਾ ਕੋਈ ਪਰਵਾਹ ਨਹੀਂ ਬੰਦ-ਬੰਦ ਕਟੋੜੇ ਪੈ ਜਾ ਕੋਈ ਪਰਵਾਹ ਨਹੀਂ ਬਾਹਰ ਜੰਮਣ ਬੰਤੇ ਰੱਖ ਲੈ ਕਿਹੜਾ ਕਰਦਾ ਅਰਦਾਸ ਹੈ ਕੋਈ ਕਰਦਾ ਕਿਵੇਂ ਕਰਦਾ ਨੇ ਮਾਇਆ ਧਾਰੀ ਇਹਨਾਂ ਨੇ ਬਗਾੜੀਏ ਕੇ ਜੋੜ ਕੇ ਇਹ ਸਾਬਤ ਕਰ ਲਈ ਬਗਾੜੀ ਹੋਈ ਉਲਟਾ ਨਾਲ ਮਿਲ ਕੇ ਚੱਲਣਾ ਪਊ ਗੁਰਬਾਣੀ ਜੋ ਸਾਬਤ ਕਰੋ ਵੀ ਨਹੀਂ ਵਿਗੜੀ ਹੋਈ ਉਹ ਕਹਿੰਦੇ ਵਿਗੜੀ ਹੋਈ ਤੁਸੀਂ ਸਾਬਤ ਕਰੋ ਨਹੀਂ ਵਿਗੜੀ ਹੋਈ ਜੇ ਵਿਗੜੀ ਹੋਈ ਹੈ ਕਿਉਂ ਬਗਾੜੀ ਹੈ ਜੇ ਹੁਣ ਵੀ ਬਗਾੜ ਕੇ ਕਰ ਰਹੇ ਅਪਰਾਧ ਕਰ ਰਹੇ ਹੋ ਇਹ ਤਾਂ ਬੜਾ ਅਪਰਾਧ ਕੀ ਹੋਊਗਾ ਕੋਈ ਭਗਤ ਜੁਗਤੀ ਮਤ ਸਤ ਕਰੀ ਭਰਮ ਬੰਧਨ ਕਾਰਨ ਭਗਤ ਦੀ ਭਗਤੀ ਦੀ ਜੁਗਤੀ ਨਾਲ ਮਤ ਸੱਚੀ ਮਤ ਬਣਾ ਲਈ ਮਤ ਸਤ ਕਰੀ ਸੱਚੀ ਮਤ ਹੋ ਗਈ ਭਰਮ ਬੰਧਨ ਕਾਟ ਵਿਕਾਰ ਭਰਮ ਦੇ ਬੰਧਨ ਕੱਟੇ ਗਏ ਵਿਕਾਰ ਵੀ ਕੱਟੇ ਗਏ ਜਾਂ ਭਰਮ ਬੰਧਨ ਵਿਕਾਰ ਹਿਰਦੇ ਵਿੱਚ ਸਾਰੇ ਘਟ ਲੈ ਸੱਚੀ ਮਤ ਕੱਟਦੀ ਹੈ ਝੂਠੀ ਮਤ ਨਹੀਂ ਕੱਟਦੀ ਕਿਹੜਾ ਸੱਚਾ ਜੀ ਦਾ ਭਰਮ ਘਟਿਆ ਮੈਨੂੰ ਦੱਸੇ ਕਿਹੜਾ ਸੱਚਾ ਜੀ ਨੇ ਬੋਝ ਛੱਡਿਆ ਹੋਇਆ ਕਿ ਮਾਤੇ ਜਾਂ ਝੂਠੀ ਲਈ ਫਿਰਦੇ ਨੇ ਮਾਤੇ ਜੀ ਨੇ ਸੱਚ ਕੀਤੀ ਜੇ ਸੱਚ ਕਰ ਲੈਂਦੇ ਕੱਟੇ ਜਾਂਦੇ ਉਲਟੇ ਕੱਟ ਹੁੰਦੇ ਵਾਤਾ ਤੁਸੀਂ ਵਿਗਾੜ ਲਈ ਕੱਟ ਕੇ ਵੇਖ ਜੂ ਹੁਣ ਕਹਿੰਦਾ ਜੀ ਐਜਾ ਸਕਦਾ ਕੋਈ ਹੈ ਹੋਰ ਹੋ ਵੀ ਨਹੀਂ ਸਕੂਗਾ ਇਹ ਸੋਤਨਾ ਕੋ ਵੱਡੋ ਵੀ ਹੈ ਨਹੀਂ ਉਹ ਇੰਨਾ ਕੇ ਫਰਕ ਹਿੰਦੂਆਂ ਨੇ ਪਾਇਆ ਸੀ ਹਿੰਦੂਆਂ ਦਾ ਵੀ ਇੰਨਾ ਕੇ ਫਰਕ ਪਾਇਆ ਹੋਇਆ ਬਹੁਤ ਆਰੀ ਪਾਇਆ ਹੋਇਆ ਇਹੀ ਫਰਕ ਉਹ ਵੇਦ ਮਤ ਨਾਲ ਇਦਾਂ ਕੇ ਫਰਕ ਹਿੰਦੂਆਂ ਨੇ ਪਾਇਆ ਸੀ ਜਿੰਨਾ ਅਸੀਂ ਪਾ ਲਿਆ ਉਨਾਲ ਗ੍ਰੰਥ ਜੇ ਦੋ ਉਹ ਰੱਖ ਲੈ ਨਾਲ ਤੇ ਤਾਂ ਜਿਆ ਰਲਾ ਲੈ ਰਲ ਉਹ ਗੁਰਦਾਸ ਦੇ ਨੂੰ ਤੇ ਬਾਰਾ ਲਿਖ ਜੋ ਯਾਰ ਇਦਾਂ ਕੇ ਹੁੰਦਾ ਹੁੰਦਾ ਲੀ ਤੋਂ ਲੈਣ ਨੂੰ ਗੱਡੀ ਨੂੰ ਕਿੰਨਾ ਜਲ ਲੱਗਦਾ ਗੱਡੀ ਲਈ ਤੋਂ ਲੋੜੀ ਹੋਵੇ ਕਿੰਨਾ ਜਲ ਲੱਗਦਾ ਸੋਈ ਬਸ ਰਸ ਮਨ ਮਿਲੇ ਗੁਣ ਨਿਰਗੁਣ ਏਕ ਵਿਚਾਰ ਸੋਈ ਬਸ ਰਸ ਮਨ ਮਿਲੇ ਮਨ ਮਿਲੇ ਗੁਣ ਨਿਰਗੁਣ ਇੱਕ ਵਿਚਾਰ ਉਹ ਜਿਹੜਾ ਮਨ ਹੈ ਇਹਨਾਂ ਸੱਚ ਦੇ ਰਸਾਂ ਦਾ ਜਦ ਮਨ ਧਾਰਣੀ ਹੋ ਜਾਂਦਾ ਨਾ ਸੱਚ ਦੇ ਰਸਾਂ ਸੱਚ ਦਾ ਰਸੇ ਵਸ ਕਰਦਾ ਮਨ ਨੂੰ ਸੱਚ ਦੇ ਰਸ ਨਾਲ ਨਾਮ ਦੇ ਰਸ ਨਾਲੇ ਮਨ ਵਸਦਾ ਵਸਦਾ ਟਿਕਦਾ ਮਨ ਸੋਈ ਰਸ ਮਨ ਸੋਈ ਬਸ ਰਸ ਮਨ ਮਿਲੇ ਗੁਣ ਨਿਰਗੁਣ ਇੱਕ ਵਿਚਾਰ ਟਿਕੇ ਹੋਏ ਮਨ ਨੂੰ ਫਿਰ ਨਾਮ ਮਿਲਦਾ ਹੈ ਇਹ ਗੱਲ ਹੋਏ ਬਸਿਆ ਹੈ ਮਨ ਨੂੰ ਸੱਚੀ ਮਤ ਦਾ ਧਾਰਨੀ ਹੋ ਜਾਂਦਾ ਜਾਂ ਸੱਚ ਨੂੰ ਸਮਝ ਲੈਂਦਾ ਮਨ ਗੁਰਮਤ ਨੂੰ ਸਮਝ ਲੈਂਦਾ ਫਿਰ ਇਹ ਟਿਕ ਜਾਂਦਾ ਬਸ ਟਿਕੇ ਰੂ ਨਾਮ ਮਿਲ ਜਾਂਦਾ ਗੁਣ ਨਿਰਗੁਣ ਇੱਕ ਵਿਚਾਰ ਗੁਣ ਨਿਰਗੁਣ ਇੱਕ ਵਿਚਾਰ ਗੁਣ ਨਿਰਗੁਣ ਇੱਕੋ ਹੀ ਹੈ ਉਹ ਗੁਣ ਨਹੀਂ ਹੈ ਇਹ ਨਿਰਗੁਣ ਆ ਰਹਾ ਹੈ ਗੁਣ ਸਾਰੇ ਹੀ ਨੇ ਇਹਦੇ ਵਿੱਚ ਕਹਿਣਾ ਮੈਂ ਨਿਰਗੁਣ ਆ ਨਿਰਗੁਣ ਆ ਰਹੇ ਕੀ ਬੇਨਤੀ ਸੁਣੋ ਗਰੀਬ ਪਰ ਗੁਣ ਸਾਰੇ ਹੀ ਨੇ ਜਦ ਕਹਿੰਦਾ ਮੇਰੇ ਗੁਣ ਨੇ ਹੈ ਨਹੀਂ ਸੀ ਗੁਣ ਉਹ ਨਿਰਗੁਣ ਆ ਰਹੇ ਕੋ ਗੁਣ ਨਹੀਂ ਆਪੇ ਤਰਸ ਤੇ ਹੋਈ ਜਾਨੀ ਮਾਇਆ ਵਾਲੇ ਗੁਣ ਖੇਦੀ ਰਜੋ ਤਮੋ ਸਤੋ ਖਤਮ ਰੇ ਆ ਜਿਹੜੇ ਦੂਏ ਗੁਣ ਨੇ ਓਕਾਰ ਸਤਨਾਮ ਕਰਤਾ ਪੁਰਖ ਨਿਰਭਉ ਵਾਰਾ ਕਾਲ ਗੁਰ ਜੁਦੀ ਸਵੈ ਪੰਗੇ ਪੈਦਾ ਹੋ ਗਏ ਉਧਰੋਂ ਨਿਰਗੁਣ ਹੋ ਗਿਆ ਇਧਰ ਗੁਣ ਪੈਦਾ ਹੋ ਗਏ ਵਾਇਆ ਚ ਵਾਇਆ ਵਾਲਾ ਗੁਣ ਕੋਈ ਨਹੀਂ ਰਿਹਾ ਵਾਇਆ ਦੇ ਔਗਣਾਂ ਦਾ ਪ੍ਰਭਾਵ ਨਹੀਂ ਰਿਹਾ ਇਹ ਕਹੋ ਮਾਇਆ ਵਾਲੀ ਫਸਾਉਣ ਵਾਲੀ ਕਲਾਕਾਰੀ ਸਭ ਛੱਡਤੀ ਇਹਨਾਂ ਕੋ ਫਸਾਉਣ ਕਲਾਕਾਰੀ ਹੈ ਨਾ ਉਹ ਛੱਡਤੀ ਸੱਚ ਦਾ ਵਿਰੋਧ ਕਰਨਾ ਛੱਡਤਾ ਸੱਚ ਅੱਗੇ ਸਰੈਂਡਰ ਹੋ ਗਿਆ ਸੱਚ ਅੱਗੇ ਜਿਹੜਾ ਸਰੈਂਡਰ ਹੋ ਜਵੇ ਨਾ ਉਹਦੇ ਗੁਣਿਆਰਾ ਹੋ ਜਾਂਦਾ ਆਪਣਾ ਕੋਈ ਗੋੜਾ ਨਹੀਂ ਹੁੰਦਾ ਗੁਣ ਕੀ ਦਾ ਸੱਚ ਦੇ ਗੁਣ ਲੈ ਲੈ ਸੱਚ ਵਾਲੇ ਗੁਣ ਆਪੇ ਆ ਜਾਂਦੇ ਨੇ ਸੱਚ ਵਾਲੇ ਗੁਣ ਆਪੇ ਪ੍ਰਗਟ ਹੋ ਜਾਂਦੇ ਨੇ ਜਦ ਉਹ ਗੁਣ ਛੱਡ ਦੇਵੇ ਹਾਂਜੀ ਅਨੇਕ ਯਤਨ ਨਿਗ੍ਰਹਿ ਕੀਏ ਤਾਰੀ ਨਾ ਟਰੇ ਭ੍ਰਮ ਫਾਸ ਹੋਰ ਕਹਿੰਦੇ ਜਿੰਨੇ ਵੀ ਯਤਨ ਕੀਤੇ ਸੀ ਜਿਹਨੇ ਵੀ ਬੱਤਾ ਧਾਰਨ ਕੀਤੀ ਕਹ ਰਹੇ ਨੇ ਲੋਕ ਅਨੇਕ ਯਤਨ ਦੇ ਵੀ ਇਹ ਯਤਨ ਕਰ ਰਹੇ ਨਿਗ੍ਰਹਿ ਕੀਏ ਨਿਗ੍ਰਹਿ ਕੀਏ ਇਹ ਨਿਗ੍ਰਹਿ ਕਹਿੰਦੇ ਨੇ ਘਰ ਦੇ ਤੋਂ ਬਾਹਰ ਘਰ ਤੋਂ ਬਾਹਰ ਹਿਰਦੇ 'ਚ ਬੈਠ ਕੇ ਨਹੀਂ ਕਿਤੇ ਤੇਰੇ ਕੁੜੀ ਕੀਤੇ ਤੇ ਇੱਕ ਹੁੰਦਾ ਘਰ ਗ੍ਰਹਿ ਇੱਕ ਹੁੰਦਾ ਵੀ ਗ੍ਰਹਿ ਘਰ ਤੋਂ ਬਾਹਰ ਜਿਹੜੇ ਵੀ ਕੀਤੇ ਬੈਠ ਕੇ ਉਹ ਬੰਦੇ ਬਨਵਤਾ ਦੇ ਸਾਰੀਆਂ ਨਿੱਕ ਜਤਨ ਹੈ ਕੀ ਉਹ ਸਾਰੇ ਤਿਰਕੁੜੀ ਤਿਰਕੁੜੀ ਕਰ ਰਹੀ ਹੈ ਪਰ ਹਰਦਾ ਉਹ ਸਾਰੀਆਂ ਵਤਾਂ ਨਿਗ੍ਰਹਿ ਤਿਰਕੁੜੀ ਦੀ ਵਤਾਂ ਉਥੇ ਬੈਠ ਕੇ ਵੀ ਕੀਤੇ ਮਨ ਨੇ ਜੋ ਵੀ ਜਤਨ ਕੀਤੇ ਸਾਰੀ ਨਾ ਮਨ ਬਤਾ ਦੇ ਡਿਗਰਾ ਦੀ ਡਿਗਰਾ ਜਤਨ ਦੇ ਘਰ ਤੋਂ ਬਾਹਰ ਰਹਿ ਕੇ ਜਤਨ ਕੀਤੇ ਘਰ 'ਚ ਬੈਠ ਕੇ ਨਹੀਂ ਕੀਤੇ ਟਿਕ ਕੇ ਘਰ ਆ ਕੇ ਨਹੀਂ ਇੱਕ ਵਾਰ ਇੱਕ ਜਤਨ ਹੋ ਕੇ ਜਤਨ ਨਹੀਂ ਕੀਤੇ ਅਨੇਕ ਜਤਨ ਕੀਤੇ ਨੇ ਅਨੇਕ ਪ੍ਰਕਾਰ ਦੀ ਭਗਤੀ ਕੀਤੀ ਹੈ ਅਨੇਕ ਪ੍ਰਕਾਰ ਦੇ ਯਤਨ ਜਿੱਦਿਓ ਬਤਾ ਨੂੰ ਸਭ ਜਤਨ ਨੇ ਉਹ ਜਤਨਾਂ ਦੇ ਵਿੱਚ ਪਰਮੇਸ਼ਰ ਦੀ ਕਿਰਪਾ ਦ੍ਰਿਸ਼ਟੀ ਨਹੀਂ ਮੰਗੀ ਉਹਦਾ ਸਾਥ ਨਹੀਂ ਮੰਗਿਆ ਉਹਦੀ ਛੱਡ ਨਹੀਂ ਗਿਆ ਆਪਣੀ ਬੁੱਧ ਬਲ ਦੇ ਲੈਵਲ ਨਾਲ ਆਪਣੀ ਸ਼ਕਤੀ ਨਾਲ ਆਪਣੀ ਬਾਲਾ ਦੇ ਜੋਰ ਨਾਲ ਵਿਸ਼ਨੂੰ ਨੂੰ ਕਿ ਆਪਣੇ ਦੇਵਤ ਨੂੰ ਚੁਕਾਉਣ ਦੀ ਕੋਸ਼ਿਸ਼ ਕੀਤੀ ਵੀ ਇੱਥੇ ਉਹਨਾਂ ਹੈ ਉਹ ਤੇ ਅਕਾਰ <laughs> ਭਗਤੀ ਕਰੋ ਵਿਸ਼ਨੂੰ ਆ ਕੇ ਹੱਥ ਜੋੜਦਾ ਵੀ ਮਾਰਾ ਭਗਤੀ ਛੱਡਦਾ ਜਿਹੜਾ ਕੋਲ ਲੈ ਲੈ ਇਹ ਸਾਰੇ ਜਤਨ ਡਿੱਗ ਰਹੇ ਨੇ ਇਹ ਕਾਰਵਾਰ ਵਾਲੇ ਜਤਨ ਦੀ ਘਰ ਤੋਂ ਬਾਹਰ ਰਹੂਗਾ ਨਾ ਜਤਨ ਜਿਹੜੇ ਘਰ ਤੋਂ ਬਾਹਰ ਦੇ ਜਤਨ ਘਰ ਦੇ ਬਾਹਰ ਰੱਖਣਗੇ ਓਕੇ ਜਤਨ ਸੁੱਖ ਹੈ ਤਾਰੀ ਨਾ ਠਰੇ ਭਰਮ ਫਾਸ ਪਰਮ ਦੀ ਫਾਸ ਨਹੀਂ ਡਾਰੀ ਦਾ ਨਹੀਂ ਉੱਥੇ ਉਹ ਭਰਮ ਦੇ ਫਾਸੇ ਦੇ ਵਿੱਚ ਹੀ ਜਤਨ ਕਰ ਰਿਹਾ ਬਾਹਰ ਪਰਮ ਦੇ ਬਾਅਦ ਚ ਕਿਉਂਕਿ ਜੰਤਰ ਤਾਂ ਆਪਣੇ ਲੈਵਲ ਤੇ ਕਰਨੇ ਮੈਂ ਪਰ ਉਹਨੂੰ ਆਪਣੇ ਲੈਵਲ ਤੇ ਕੱਢ ਦੂੰਗਾ ਆਪਣੀ ਤਾਲ ਤੇ ਲੋ ਇੱਥੇ ਉਹ ਹੰਕਾਰ ਖੜਾ ਹੋਗਾ ਇਹਦੇ ਕਰਕੇ ਉਹ ਕਾਮਯਾਬ ਨਹੀਂ ਹੋ ਰਿਹਾ ਪ੍ਰੇਮ ਭਗਤੀ ਨਹੀਂ ਉਪਜਾ ਤਾਤੇ ਰਵਿਦਾਸ ਉਦਾਸ ਪਰ ਉਹਨਾਂ ਯਤਨਾਂ ਨਾਲ ਸਾਰੇ ਜਿਹੜੇ ਯਤਨ ਕੀਤੇ ਨੇ ਉਹਨਾਂ ਯਤਨਾਂ ਨਾਲ ਪ੍ਰੇਮਾ ਭਗਤੀ ਨਹੀਂ ਪੈਦਾ ਹੋ ਰਹੀ ਅੰਦਰ ਪ੍ਰੇਮ ਨਹੀਂ ਵੱਧ ਰਿਹਾ ਹੰਕਾਰ ਤਾਂ ਵੱਧ ਰਿਹਾ ਹੰਕਾਰੀ ਦੇ ਅੰਦਰ ਪ੍ਰੇਮ ਨਹੀਂ ਹੁੰਦਾ ਜਿੱਥੇ ਪ੍ਰੇਮ ਹੈ ਉੱਥੇ ਹੰਕਾਰ ਨਹੀਂ ਹੁੰਦਾ ਪ੍ਰੇਮ ਭਗਤ ਪੈਦਾ ਨਹੀਂ ਹੋ ਰਹੀ ਉਹਨਾਂ ਸਾਰੇ ਜਤਨ ਨਾਲ ਉਹ ਤਾਂ ਸਾਰੀਆਂ ਮਤਾਂ ਇੱਕ ਦੂਜੇ ਨਾਲ ਲੜਦੀਆਂ ਨੇ ਪ੍ਰੇਮ ਉੱਥੇ ਕਿੱਥੇ ਉਹ ਕਹਿੰਦਾ ਸਾਡੀ ਮਤ ਚੰਗੀ ਹੈ ਉਹ ਕਹਿੰਦਾ ਸਾਡੀ ਮਤ ਚੰਗੀ ਹੈ ਉਹ ਕਹਿੰਦਾ ਉਹਨੇ ਤਾਂ ਲੜਾਈ ਹੈ ਉਹ ਕਹਿੰਦਾ ਅਸੀਂ ਇਸਲਾਮ ਬਣਾ ਕੇ ਸਾਰੇ ਕਰਨਾਂ ਨੂੰ ਕਹਿੰਦੇ ਹਿੰਦੂਤ ਸਾਰੇ ਅਸੀਂ ਲਾ ਕੇ ਛੱਡ ਉਹਦਾ ਲੜਾਈ ਹੈ ਉੱਥੇ ਸਾਈ ਕਹਿੰਦੇ ਅਸੀਂ ਸਾਈ ਤਾਂ ਬੁਰਾ ਕੇ ਛੱਡ ਉਹਦਾ ਲੜਾਈ ਹੈ ਸਾਰਿਆਂ ਦੀ ਉੱਥੇ ਪ੍ਰੇਮ ਕਿੱਥੇ ਇੱਥੇ ਪ੍ਰੇਮ ਇਹ ਸਾਰਿਆਂ ਵਾਸਤੇ ਇੱਕੋ ਜਿਹਾ ਉਪਦੇਸ਼ ਹੈ ਸੱਚ ਦਾ ਉਪਦੇਸ਼ ਉੱਥੇ ਸੱਚ ਦਾ ਉਪਦੇਸ਼ ਨਹੀਂ ਉੱਥੇ ਦੁਨੀਆ ਤੇ ਰਾਜ ਕਰਨ ਦਾ ਉਪਦੇਸ਼ ਰਾਜ ਕਰਨ ਦੀ ਪਲੈਨਿੰਗ ਹੈ ਕਿਸ ਤਰੀਕੇ ਨਾਲ ਅਸੀਂ ਜ਼ਿਆਦਾ ਲੋਕਾਂ ਨੂੰ ਅਗਰ ਲਾ ਕੇ ਦੂਜਿਆਂ ਨੂੰ ਕੈਪਚਰ ਕਰ ਲਈ ਉਹਦੀ ਤਾਂ ਸੋਚ ਵਿੱਚ ਹੀ ਬੇਈਮਾਨੀ ਹੈ ਉਹਨਾਂ ਦਾ ਸੋਚ ਵਿੱਚ ਹੀ ਬੇਈਮਾਨੀ ਹੈ ਪਹਿਲਾਂ ਹੀ ਤਾਂ ਤੇ ਰਵਿਦਾਸ ਉਦਾਸ ਇਸ ਕਰਕੇ ਰਵਿਦਾਸ ਉਦਾਸ ਉਹਨਾਂ ਬਤਾ ਤੋਂ ਰਵਿਦਾਸ ਨੇ ਉਹਨਾਂ ਬਤਾ ਦਾ ਤਿਆਗ ਕਰਤਾ ਉਦਾਸ ਹੁੰਦਾ ਤਿਆਗ ਕਰਤਾ ਉਹਨਾਂ ਬੱਤਾਂ ਤੋਂ ਰਬਦਾਸ ਦੂਰ ਦੂਰ ਹੋ ਗਿਆ ਆਪਣੇ ਆਪ ਨੂੰ ਦੂਰ ਕਰ ਲਿਆ ਉਦਾਸ ਹੋ ਗਿਆ ਉਹਨੂੰ ਬੱਤਾਂ ਤੋਂ ਇਹ ਨਹੀਂ ਕੰਮ ਕਰ ਸਕਦੀ ਇਹ ਨਿਸਫਲ ਬੱਤਾਂ ਨੇ ਅਸਫਲ ਕਰਨ ਵਾਲੀਆਂ ਨੇ ਉਹਨਾਂ ਦਾ ਤਿਆਗ ਕਰਤਾ ਸਾਰੀ ਕੁਝ ਪ੍ਰੇਮਾ ਭਗਤੀ ਵਾਲੀ ਮਤ ਤਾਂ ਲਈ ਹੈ ਇਹ ਮਤ ਸੁਣੀ ਰਬਦਾਸ ਨੇ ਇਹ ਮਤ ਧੰਦੇ ਨੇ ਵੀ ਸੁਣੀ ਤਾਂ ਇਹ ਮਤ ਅਡਾਪਟ ਕੀਤੀ ਅਜੇ ਪਾਸ਼ਾ ਨੇ ਕਿਹਾ ਰਵਦਾਸ ਢੋਲਤਾ ਢੋਰਨੀਤ ਤੇ ਤਿਆਗੀ ਮਾਇਆ ਪਤਾ ਲੱਗਿਆ ਵੀ ਮਾਇਆ ਤਿਆਗੜੀ ਕਿਵੇਂ ਤਿਆਗੜੀ ਮਾਇਆ ਤਿਆਗਦੀ ਸਰੀਰ ਸਰੀਰ ਵੀ ਤਾਂ ਮਾਇਆ ਦਾ ਪਰ ਸਰੀਰ ਦੇ ਨਾਲੇ ਮਾਇਆ ਤਿਆਗੀ ਸਰੀਰ ਦਾ ਉਹ ਵੀ ਤਿਆਗਦਾ ਪ੍ਰਗਟ ਹੋਇਆ ਸਾਧ ਸੰਗ ਹਰ ਦਰਸ਼ਨ ਪਾਇਆ ਇੱਕ ਕੋਲ ਮਤ ਸਾਰੇ ਭਗਤਾਂ ਦੀ ਕੋਈ ਮਤ ਹਾਂਜੀ